Thank you. ਰਬ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇਨਤੀ ਕੋ ਸੰਤ ਮਿਲੇ ਵੱਡ ਭਾਗੀ ਮਨ ਅਰਪੋ ਤਨ ਰਖੋ ਅਗੇ ਕੀ ਮਤ ਮੋਹ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣ ਸੁਣਾਵੇ ਅਨ ਦਿਨ ਫਿਰੋ ਤਿਸ ਪਿਛੇ ਬੈਰਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਮਿਟਿਓ ਪੁਰਖ ਰਸਤ ਬੈਰਾਗੀ ਮਿਟਿਓ ਅੰਧੇ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਗੀ ਸਾਰਿਆਂ ਨੇ ਪੜਨਾ ਜੀ ਨਾਲ ਨਾਲ ਕੋਈ ਰਸਨਾ ਵਾਂਝੀ ਦਿਨ ਸਿਰੇ ਨੂੰ ਮਾਨੋ ਵਾਹਿ ਬਸਤੁਰ ਤੂੰ ਕਰ ਕਿਰਪਾ ਰਬ ਆਪਣੇ ਤੂੰ ਕਰ ਕਿਰਪਾ ਰਬ ਆਪਣੀ ਤੂੰ ਕਰ ਕਿਰਪਾ ਰਬ ਆਪਣੀ ਤੂੰ ਕਰ ਕਿਰਪਾ ਪ੍ਰਭ ਆਪਣੀ ਪ੍ਰੀਤ ਬਣੀ ਪ੍ਰੀਤ ਬਣੀ ਪ੍ਰੀਤ ਬਣੀ ਪ੍ਰੀਤ ਬਣੀ ਮੁਲਾਲ ਦਸਿਓ ਪ੍ਰੀਤ ਬਣੀ ਮੁਲਾਲ ਨਸਿਓ श्याम सुंदर कहो श्याम सुंदर कहो श्याम सुंदर कहो श्याम सुंदर कहो श्याम सुंदर कहो अकथ कथा जाकी बात सुनी अकथ कथा जाकी बात सुनी ਅਕਥ ਕਥਾ ਜਾਗੀ ਬਾਤ ਸੁਣੀ ਅਕਥ ਕਥਾ ਜਾਗੀ ਬਾਤ ਸੁਣੀ ਜਨ ਨਾਨਕ ਦਾਸਨ ਦਾਸ ਕਹੀਅਤ ਹੈ ਨਾਨਕ ਦਾਸ ਦਾਸ ਕਹੀਅਤ ਹੈ ਜਨ ਨਾਨਕ ਦਾਸ ਦਾਸ ਨਹੀਂ ਅਸਰ ਜਨ ਨਾਨਕ ਦਾਸ ਦਾਸ ਨਹੀਂ ਅਸਰ ਮੋਹ ਕਰ ਹੋ ਕਿਰਪਾ ਆਪੁਰ ਆਪਣੀ ਮੋਹ ਕਰ ਹੋ ਕਿਰਪਾ ਆਪੁਰ ਆਪਣੀ कहीं तो बनियो कहीं तो बनी भूललन त्यो प्रीत बनी भूललन त्यो प्रीत बनी भूललन त्यो प्रीत बनी हाँ ਲਾਲ ਨਸਿਓ ਹੀ ਬਣੀ ਤੋਰੀ ਨਾ ਟੂਟੇ ਤੋਰੀ ਨਾ ਟੂਟੇ ਨਾ ਟੂਟੇ ਤੋਰੀ ਨਾ ਟੂਟੇ ਐਸੀ ਮੋਨੋ ਇੰਜ ਤਨੀ ਐਸੀ You. ਪੜੋ ਸਾਰੇ ਜੀ ਮੌਲਾ ਲੈ ਗੱਜ ਕੇ ਬੋਲੋ ਮੌਲਾ ਲਨ ਸਿਓ ਪ੍ਰੀਤ ਬਣੀ ਵਾਹੇ ਗੁਰੂ ਵਾਹੇ ਗੁਰੂ ਸਾਚੀ ਪ੍ਰੀਤ ਹਮ ਤੁਮ ਸਿਉ ਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਬਈ Father. ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜ਼ਿੰਦਗੀ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜਿੰਦੜੀ ਗੱਜ ਕੇ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜਿੰਦੜੀ ਬੜੋ ਜੀ ਤੇਰੇ ਮੇਰਾ ਮੇਰੀ ਜਿੰਦੜੀ ਦਾ ਮੇਰੀ ਜਿੰਦੜੀ ਦਾ ਜਿੰਦੜੀ ਦਾ ਮੇਰਾ ਮੇਰੀ ਜਿੰਦੜੀ ਦਾ ਮੇਰਾ ਮੇਰੀ ਜਿੰਦੜੀ ਦਾ ਮੇਰਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਨਾਮ ਦੇ ਸਹਾਰੇ ਮੇਰਾ ਮੇਰੀ ਜਿੰਦੜੀ ਦਾ ਮੇਰੀ ਜ਼ਿੰਦਗੀ ਦੇ ਸਹਾਰੇ ਮੇਰਾ ਮੇਰੀ ਜ਼ਿੰਦਗੀ ਹਲੋ ਹਲੋ ਨਾਮ ਦੇ ਸਹਾਰੇ ਮੇਰਾ ਮੇਰੀ ਜ਼ਿੰਦਗੀ ਹਲੋ ਜਿੰਦੜੀ ਦਾ ਮੇਰਾ ਮੇਰੀ ਜਿੰਦੜੀ ਦਾ ਮੇਰੀ ਜਿੰਦੜੀ ਦਾ ਮੇਰਾ ਮੇਰੀ ਜਿੰਦੜੀ ਦਾ ਮੇਰਾ ਮੇਰੀ ਜਿੰਦੜੀ ਦਾ ਮੇਰਾ ਮੇਰੀ ਜਿੰਦੜੀ ਦਾ ਮੇਰੀ ਜਿੰਦੜੀ ਦਾ ਮੇਰਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਤੇਰੀ ਬਾਣੀ ਦੇ ਸਹਾਰੇ ਮੇਰਾ ਮੇਰੀ ਜਿੰਦੜੀ ਲਾੜੀ ਦੇ ਸਹਾਰੇ ਬੇੜਾ ਤੇਰੀ ਜਿੰਦੜੀ ਦਾ ਲਾੜੀ ਦੇ ਸਹਾਰੇ ਬੇੜਾ ਤੇਰੀ ਜਿੰਦੜੀ ਦਾ ਤੇਰੇ ਸਹਾਰੇ ਬੇੜਾ ਤੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਤੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਤੇਰੀ ਜਿੰਦੜੀ ਦਾ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਏ ਰਲ ਮਿਲ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਮਿਲਿਆ ਹੈ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਵੀ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਦੇ ਵਿੱਚ ਜਿੱਥੇ ਜਿੱਥੇ ਜਗ੍ਹਾ ਮਿਲੇ ਸਜਦੇ ਜਾਓ ਬਹੁਤ ਵੱਡੀ ਗਿਣਤੀ ਦੇ ਵਿੱਚ ਆਪ ਸਾਰੇ ਗੁਰੂ ਜੀ ਦੇ ਪਾਵਨ ਹਜ਼ੂਰੀ ਵਿੱਚ ਸਜ ਰਹੇ ਹੋ ਜਿੰਨਾ ਕੁ ਸਮਾਂ ਸਾਡੇ ਪਾਸ ਹੈ ਅਸੀਂ ਕੋਸ਼ਿਸ਼ ਕਰੀਏ ਪੂਰਾ ਪੂਰਾ ਲਾਭ ਲਿਆ ਜਾ ਸਤਿਗੁਰ ਜੀ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣਾ ਪੈਂਦਾ ਹੈ ਕੰਪਲੀਟ ਸਰੈਂਡਰ ਕਰਨਾ ਪੈਂਦਾ ਹੈ ਜੋ ਗੁਰੂ ਜੀ ਕਹਿੰਦੇ ਨੇ ਉਹਨਾਂ ਬਚਨਾਂ ਨੂੰ ਮੰਨਣਾ ਪੈਂਦਾ ਜੋ ਮਹਾਰਾਜ ਦਾ ਬਚਨ ਸੁਣਦੇ ਆ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਕਾਹੇ ਤਾਪੋ ਜੋ ਗੁਰੂ ਜੀ ਬਚਨ ਕਰਦੇ ਐ ਆਪਾਂ ਇੱਕ ਇੱਕ ਬਚਨ ਬੜੇ ਧਿਆਨ ਨਾਲ ਸੁਣਨਾ ਹੁੰਦਾ ਹੈ ਸੁਣਨ ਤੋਂ ਬਾਅਦ ਫਿਰ ਸਾਡਾ ਯਤਨ ਹੋਣਾ ਚਾਹੀਦਾ ਵੀ ਜੋ ਸੁਣਿਆ ਅਸੀਂ ਉਹਨੂੰ ਮੰਨ ਸਕੀਏ ਕਮਾ ਸਕੀਏ ਤਾਂ ਹੀ ਫਾਇਦਾ ਸੁਣਤ ਕਮਾਵਤ ਹੋਤ ਉਦਾਰ ਜਿਹੜੇ ਸੁਣਦੇ ਨੇ ਕਮਾਉਂਦੇ ਨੇ ਫਿਰ ਆਪ ਤਰੇ ਲੋਕਾਂ ਨਿਸਤਾਰ ਉਹਨਾਂ ਦਾ ਆਪਣਾ ਵੀ ਭਲਾ ਹੁੰਦਾ ਹੈ ਹੋਰਾਂ ਦਾ ਵੀ ਭਲਾ ਹੁੰਦਾ ਹੈ ਅਸੀਂ ਇਹ ਕੋਸ਼ਿਸ਼ ਕਰੀਏ ਵੀ ਧਿਆਨ ਲਾ ਕੇ ਗੁਰੂ ਸਾਹਿਬ ਦੇ ਬਚਨ ਸੁਣੀਏ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰ ਗੁਰੂ ਸਾਹਿਬ ਜੀ ਦਾ ਬਚਨ ਸਾਡਾ ਨਿਸਤਾਰਾ ਕਰਦੇ ਨੇ ਸਾਡਾ ਭਲਾ ਕਰਦੇ ਨੇ ਸੋ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਬਚਨ ਸਾਡੀ ਜ਼ਿੰਦਗੀ ਚ ਆਉਂਦੇ ਜਾਣਗੇ ਸਾਡੇ ਵਿਚਾਰ ਵੀ ਸੋਹਣੇ ਹੋ ਜਾਣਗੇ ਕਿਉਂਕਿ ਗੁਰੂ ਜੀ ਦੇ ਵਿਚਾਰ ਬੜੇ ਸੋਹਣੇ ਨੇ ਗੁਰਬਾਣੀ ਕੀ ਹੈ ਗੁਰੂ ਸਾਹਿਬ ਗੁਰਬਾਣੀ ਕੀ ਹੈ ਵਿਚਾਰ ਨੇ ਗੁਰੂ ਨਾਨਕ ਜੀ ਦੇ ਵਿਚਾਰ ਬੜੇ ਸੋਹਣੇ ਨੇ ਬਾਬਾ ਫਰੀਦ ਸਾਹਿਬ ਜੀ ਦੇ ਵਿਚਾਰ ਬੜੇ ਸੋਹਣੇ ਨੇ ਭਗਤ ਕਬੀਰ ਸਾਹਿਬ ਦੇ ਵਿਚਾਰ ਬਹੁਤ ਸੋਹਣੇ ਨੇ ਗੁਰੂ ਅਰਜਨ ਦੇਵ ਜੀ ਦੀ ਸੋਚ ਕਿੰਨੀ ਵਧੀਆ ਹੈ ਉਹਨਾਂ ਦੇ ਵਿਚਾਰ ਕਿੰਨੇ ਸੋਹਣੇ ਨੇ ਹੁਣ ਗੁਰੂਆਂ ਦੇ ਵਿਚਾਰ ਸੁਣ ਸੁਣ ਕੇ ਸੁਣ ਸੁਣ ਕੇ ਸੁਣ ਸੁਣ ਕੇ ਸਾਡੇ ਵਿਚਾਰ ਵੀ ਬੋਲੋ ਸੋਹਣੇ ਬਣ ਇਹਨੂੰ ਕਹਿੰਦੇ ਆ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਬਹਿਣ ਸੋਹਣਾ ਕੀ ਹੋਏਗਾ ਮੂੰਹ ਚਿਹਰਾ ਨਹੀਂ ਵਿਚਾਰ ਹਾਂ ਜਦੋਂ ਵਿਚਾਰ ਸੋਹਣੇ ਬਣ ਜਾਂਦੇ ਐ ਚਿੱਤ ਨਿਰਦੋਸ਼ ਹੋ ਜਾਂਦਾ ਹੈ ਵਕਾਰ ਨਿਕਲ ਜਾਂਦੇ ਐ ਮਾੜੇ ਖਿਆਲ ਨਿਕਲ ਜਾਂਦੇ ਐ ਜਦੋਂ ਮਨ ਸੋਹਣਾ ਹੋ ਜਾਂਦਾ ਹੈ ਚਿੱਤ ਨਿਰਦੋਸ਼ ਹੋ ਜਾਂਦਾ ਹੈ ਤੇ ਚਿਹਰੇ ਚਿਹਰਾ ਵੀ ਪਿਆਰਾ ਲੱਗਣ ਲੱਗ ਜਾਂਦਾ ਕਿਉਂਕਿ ਨਿਰਦੋਸ਼ ਜਿਹਾ ਚਿਹਰਾ ਬਣ ਜਾਂਦਾ ਫਿਰ ਜਦੋਂ ਬੰਦੇ ਦਾ ਚਿੱਤ ਨਿਰਦੋਸ਼ ਹੋਵੇ ਚਿਹਰਾ ਵੀ ਖਿੜਿਆ ਖਿੜਿਆ ਰਹਿੰਦਾ ਇਸ ਕਰਕੇ ਵਿਚਾਰ ਸੋਹਣੇ ਜੇ ਨਹੀਂ ਬਣੇ ਤੇ ਇਹਦਾ ਮਤਲਬ ਅਸੀਂ ਸੋਹਣਿਆਂ ਦੀ ਸੰਗਤ ਨਹੀਂ ਕੀਤੀ ਜਿਨ੍ਹਾਂ ਦੇ ਵਿਚਾਰ ਬੜੇ ਸੋਹਣੇ ਸੀ ਅਸੀਂ ਸਰੀਰ ਤੇ ਗੁਰੂ ਜੀ ਦਾ ਵੇਖਿਆ ਹੀ ਨਹੀਂ ਪਰ ਵਿਚਾਰ ਤੇ ਸਾਡੇ ਕੋਲ ਹੈ ਨੇ ਤੇ ਭਲਾ ਸਰੀਰ ਨਹੀਂ ਕਰਦਾ ਹੁੰਦਾ ਭਲਾ ਕੀ ਕਰਦੇ ਨੇ ਵਿਚਾਰ ਜੇ ਸਰੀਰ ਹੀ ਭਲਾ ਕਰ ਸਕਦਾ ਹੈ ਸਰੀਰ ਨਾਲ ਭਲਾ ਹੁੰਦਾ ਹੈ ਤੇ ਪਿਰਥੀ ਚੰਦ ਦਾ ਭਲਾ ਹੋ ਜਾਣਾ ਚਾਹੀਦਾ ਸੀ ਉਹਦਾ ਭਲਾ ਨਹੀਂ ਹੋਇਆ ਪਿਰਥੀ ਚੰਦ ਤੇ ਸਰੀਰ ਤੋਂ ਜੰਮਿਆ ਸੀ ਜੀ ਆਪਾਂ ਤੇ ਸਰੀਰ ਦੀ ਗੱਲ ਕਰਦੇ ਆ ਨਾ ਵੀ ਆਪਾਂ ਭਲਾ ਹੋ ਜਾਏਗਾ ਉਹ ਤੇ ਜੰਮਿਆ ਸੀ ਗੁਰੂ ਰਾਮਦਾਸ ਜੀ ਦੇ ਘਰ ਪੁੱਤ ਸੀ ਗੁਰੂ ਰਾਮਦਾਸ ਜੀ ਦਾ ਸਰੀਰ ਤੋਂ ਜੰਮਿਆ ਸੀ ਗੁਰੂ ਅਰਜਨ ਦੇਵ ਜੀ ਦਾ ਸੱਕਾ ਭਰਾ ਸੀ ਇੱਕੇ ਕੁੱਖ ਤੋਂ ਜਨਮ ਲਿਆ ਬੀਬੀ ਭਾਨੀ ਦੀ ਕੁੱਖ ਤੋਂ ਹੀ ਜਨਮ ਉਹਨਾਂ ਨੇ ਲਿਆ ਪਰ ਕਮਾਲ ਦੀ ਗੱਲ ਸਰੀਰ ਨਾਲ ਨਹੀਂ ਵਿਚਾਰਾਂ ਨਾਲ ਬੰਦਾ ਬਦਲਦਾ ਇਹ ਪੁਆਇੰਟ ਨੋਟ ਰੱਖਿਓ ਸਰੀਰਾਂ ਨਾਲ ਜੁੜ ਕੇ ਭਲਾ ਨਹੀਂ ਹੋਣਾ ਭਲਾ ਕਾਦੇ ਨਾਲ ਜੁੜ ਕੇ ਹੁੰਦਾ ਹੈ ਵਿਚਾਰਾ ਲੋੜ ਕਾਦੀ ਹੈ ਵਿਚਾਰਾ ਤੇ ਆਪਾਂ ਫਿਰ ਗੁਰੂ ਸਾਹਿਬ ਦੇ ਘਰ ਵਿੱਚ ਕੀ ਰੱਖਣੇ ਨੇ ਹੁਣ ਬੋਲੋ ਬੋਲੋ ਜੀ ਤੁਸੀਂ ਕੀ ਰੱਖਣੇ ਨੇ ਵਿਚਾਰ ਤੇ ਆਪਾਂ ਫੋਟੋਆਂ ਰੱਖੀ ਬੈਠੇ ਸਰੀਰ ਵੀ ਨਹੀਂ ਰੱਖਿਆ ਸਰੀਰ ਦੀ ਫੋਟੋ ਰੱਖੀ ਉਹ ਵੀ ਅਸਲੀ ਦੀ ਸਰੀਰ ਨਹੀਂ ਰੱਖਿਆ ਸਰੀਰ ਦੀ ਕੀ ਰੱਖੀ ਹੈ ਫੋਟੋ ਉਹ ਵੀ ਅਸਲੀ ਦੀ ਕਿਤੇ ਦਾੜਾ ਲੰਬਾ ਕਿਤੇ ਦਾੜਾ ਛੋਟਾ ਕਿਤੇ ਕਿਵੇਂ ਕਿਤੇ ਕਿਵੇਂ ਕਿਤੇ ਕਿਵੇਂ ਬਦਲਦਾ ਬਦਲਨੇ ਕੀ ਨੇ ਵਿਚਾਰ ਰੱਖਣੇ ਕੀ ਨੇ ਵਿਚਾਰ ਇੱਥੇ ਫਿਰ ਭਲੇਖਾ ਨਹੀਂ ਪੈ ਗਿਆ ਸਾਨੂੰ ਅੱਜ ਜੇ ਪੰਜਾਬ ਦਾ ਆ ਹਾਲ ਹੈ ਨਸ਼ਿਆਂ ਵਿੱਚ ਚਲੇ ਗਏ ਵਿਚਾਰ ਚੰਗੇ ਨਹੀਂ ਅੱਜ ਪੰਜਾਬ ਦੀ ਜਵਾਨੀ ਜਿਹੜੀ ਨਸ਼ਿਆਂ 'ਚ ਹੈ ਤਾਂ ਮਤਲਬ ਉਸ ਨੌਜਵਾਨ ਦੇ ਵਿਚਾਰ ਚੰਗੇ ਨਹੀਂ ਤਾਂ ਹੀ ਨਸ਼ਿਆਂ 'ਚ ਹੈ ਜਿਹੜਾ ਬਦ ਫੈਲੀਆਂ ਕਰਦਾ ਫਿਰਦਾ ਸਾਡਾ ਨੌਜਵਾਨ ਵੀਰ ਇਹਦਾ ਮਤਲਬ ਉਸ ਵੀਰ ਦੇ ਵਿਚਾਰ ਚੰਗੇ ਨਹੀਂ ਵਿਚਾਰ ਮਾੜੇ ਨੇ ਤਾਂ ਹੀ ਬਦ ਫੈਲੀਆਂ ਕਰਦਾ ਫਿਰ ਉਹਨੂੰ ਵਿਚਾਰ ਵਧੀਆ ਜੇ ਮਤਲਬ ਵੀ ਪੰਜਾਬ ਦੇ ਵਿਚਾਰ ਵਧੀਆ ਹੁੰਦੇ ਤੇ ਗੰਦਮੰਦ ਹੋਣਾ ਹੀ ਨਹੀਂ ਸੀ ਪੰਜਾਬ ਦੇ ਵਿਚਾਰ ਵਧੀਆ ਹੋਣ ਸੋਚ ਵਧੀਆ ਹੋਵੇ ਦੱਸੋ ਜੀ ਭਲਾ ਵੀ ਪੰਜਾਬ ਦੇ ਲੋਕਾਂ ਨੂੰ ਵਿਚਾਰ ਦੇਣ ਦੀ ਲੋੜ ਹੈ ਨਾ ਅੱਜ ਸੱਚੇ ਵਿਚਾਰ ਸਹੀ ਵਿਚਾਰ ਸਹੀ ਸੋਚ ਲੋਕਾਂ ਚ ਆਵੇ ਤੇ ਗੁਰੂ ਨਾਨਕ ਜੀ ਦੀ ਦੇਹ ਅੱਜ ਸਾਡੇ ਕੋਲ ਹੈ ਨਹੀਂ ਗੁਰੂ ਅਰਜਨ ਦੇਵ ਜੀ ਦਾ ਸਰੀਰ ਅੱਜ ਸਾਡੇ ਕੋਲ ਹੈ ਨਹੀਂ ਭਗਤ ਕਬੀਰ ਸਾਹਿਬ ਜੀ ਦਾ ਸਰੀਰ ਅੱਜ ਸਾਡੇ ਕੋਲ ਹੈ ਨਹੀਂ ਪਰ ਉਹਨਾਂ ਦੇ ਵਿਚਾਰ ਸਾਡੇ ਕੋਲ ਹੈ ਨੇ ਕਿੱਡੇ ਭਾਗਾਂ ਨੇ ਵਿਚਾਰ ਹੀ ਚਾਹੀਦੇ ਸੀ ਵਿਚਾਰ ਹੈ ਨੇ ਵਿਚਾਰ ਹੀ ਚਾਹੀਦੇ ਸੀ ਆਪਾਂ ਨੂੰ ਵਿਚਾਰਾਂ ਨਾਲ ਹੀ ਜ਼ਿੰਦਗੀ ਬਦਲਣੀ ਸੀ ਵਿਚਾਰ ਹੈ ਨੇ ਕਿੱਡੇ ਭਾਗਾਂ ਵਾਲੇ ਆਪਾਂ ਵਿਚਾਰ ਹੀ ਚਾਹੀਦੇ ਸੀ ਸ਼ੁਕਰ ਹੈ ਵਿਚਾਰ ਹੈ ਨੇ ਬਸ ਭਲਾ ਤੇ ਵਿਚਾਰਾਂ ਨਾਲ ਹੁੰਦਾ ਨਾ ਸਰੀਰ ਨੇ ਭਲਾ ਨਹੀਂ ਕਰਨਾ ਭਾਈ ਸਤਗੁਰ ਨੂੰ ਸਭ ਕੋ ਵੇਖਦਾ ਲੋ ਪੜ ਲੋ ਹਮੇਸ਼ਾ ਹੀ ਪੜਦੇ ਆ ਇੱਥੇ ਵੀ ਪੜੋ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੇ ਮੁਕਤ ਨ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਹੋ ਸਕਦਾ ਤੁਹਾਡੇ ਕਿਸੇ ਵੀਰ ਦੇ ਮਨ ਵਿੱਚ ਡਾਊਟ ਆ ਰਿਹਾ ਹੋਵੇ ਸ਼ੰਕਾ ਆ ਰਿਹਾ ਹੋਵੇ ਯਾਰ ਇਹ ਕਿਵੇਂ ਹੋ ਸਕਦਾ ਗੁਰੂ ਦੇ ਸਰੀਰ ਦੇ ਕੋਲ ਜਾਈਏ ਤੇ ਭਲਾ ਨਾ ਹੋਵੇ ਤਾਂ ਹੋ ਸਕਦਾ ਕਿਸੇ ਵੀਰ ਦੇ ਮਨ 'ਚ ਆ ਰਿਹਾ ਹੋਵੇ ਪਰ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਵੀ ਪਿਰਥੀ ਚੰਦ ਗੁਰੂ ਅਰਜਨ ਗੁਰੂ ਅਰਜਨ ਦੇਵ ਜੀ ਦਾ ਸੱਕਾ ਭਰਾ ਸੀ ਇੱਕੇ ਘਰ 'ਚ ਰਹਿੰਦੇ ਸੀ ਹੁਣ ਤੁਸੀਂ ਜਵਾਬ ਦਿਓ ਅੱਗੇ ਵੀ ਕਹੀਦਾ ਹੁਣ ਵੀ ਪੁੱਛਦਾ ਵੀ ਜਿਹੜਿਆਂ ਜਲਾਦਾ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਭਾਇਆ ਸੀ ਸੋਚ ਕੇ ਦੱਸੋ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਦੇ ਦੇ ਦਰਸ਼ਨ ਕੀਤੇ ਸੀ ਕਿ ਨਹੀਂ ਸੀ ਕੀਤੇ ਬੋਲੋ ਜੀ ਕੀਤੇ ਸੀ ਸੀਸ ਤੇ ਅਗਲੇ ਰੇਤਾ ਪਾਉਂਦੇ ਸੀ ਦਰਸ਼ਨ ਨਹੀਂ ਕੀਤੇ ਉਹਨਾਂ ਨੇ ਜਿਨ੍ਹਾਂ ਨੇ ਦੇਗ ਵਿੱਚ ਬਿਠਾਤਾ ਮਹਾਰਾਜ ਨੂੰ ਕੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਨਹੀਂ ਸੀ ਸੀਸ 'ਚ ਰੇਤਾ ਪਾਇਆ ਤੱਤੀ ਤਵੀ ਤੇ ਭਾਇਆ ਪਰ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਦੇ ਵੇਖੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਵਿਚਾਰ ਨਹੀਂ ਸੁਣੇ ਜੇ ਵਿਚਾਰ ਸੁਣ ਲੈਂਦੇ ਫਿਰ ਗੱਲ ਬਣ ਜਾਣੀ ਸੀ ਵਿਚਾਰ ਨਹੀਂ ਸੁਣੇ ਵਿਚਾਰ ਨਾ ਸੁਣਨ ਕਰਕੇ ਉਹ ਬਦਲੇ ਨਹੀਂ ਉਹ ਚੇਂਜ ਹੀ ਨਹੀਂ ਹੋਏ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕਰਨ ਵਾਲੇ ਵੀ ਨਹੀਂ ਬਦਲੇ ਉਹਨਾਂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਣਿਆ ਨਹੀਂ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਚਾਰ ਸੁਣ ਲੈਂਦੇ ਤੇ ਗੱਲ ਬਣ ਜਾਣੀ ਸੀ ਬਸ ਪ੍ਰੋਬਲਮ ਇੱਕੋ ਹੀ ਇੱਥੇ ਹੀ ਆ ਰਹੀ ਹੈ ਵੀ ਅਸੀਂ ਵਿਚਾਰਾਂ ਵੱਲ ਕਨਸੈਂਟਰੇਟ ਕਰਨਾ ਸੀ ਸਾਡਾ ਧਿਆਨ ਵਿਚਾਰਾਂ ਵੱਲ ਜਾਣਾ ਚਾਹੀਦਾ ਸੀ ਸਾਡਾ ਧਿਆਨ ਜਾ ਰਿਹਾ ਸ਼ਰੀਰਾਂ ਵੱਲ ਤੇ ਸ਼ਰੀਰ ਨੇ ਜੀ ਭਲਾ ਕਰਦਾ ਵਿਚਾਰ ਭਲਾ ਕਰਦੇ ਆ ਵਿਚਾਰ ਸਦਾ ਕੋਲ ਰਹਿੰਦੇ ਆ ਤੁਹਾਡੇ ਚ ਮੇਰੇ ਉਹ ਵੀਰੋ ਬੜੇ ਪੜੇ ਲਿਖੇ ਬੈਠੇ ਹੋ ਬੜੇ ਟੀਚਰ ਹੋਣਗੇ ਜਿਹੜੇ ਚਲੇ ਗਏ ਤੁਹਾਡਿਆਂ ਦੇ ਤੁਹਾਡੇ ਟੀਚਰ ਚਲੇ ਗਏ ਪਰ ਉਹਨਾਂ ਦਾ ਦਿੱਤਾ ਹੋਇਆ ਗਿਆਨ ਅੱਜ ਵੀ ਸਾਡੇ ਕੋਲ ਹੈ ਤੁਹਾਨੂੰ ਤੇ ਕਈਆਂ ਨੂੰ ਪਤਾ ਵੀ ਨਹੀਂ ਵੀ ਤੁਹਾਡੇ ਟੀਚਰ ਹੈ ਵੀ ਨੇ ਕਿ ਮਰ ਗਏ ਚੜ੍ਹਾਈ ਕਰਕੇ ਵੀ ਨਹੀਂ ਪਤਾ ਹੁਣ ਕਿੰਨੇ ਟੀਚਰਾਂ ਨੇ ਮੈਨੂੰ ਪੜਾਇਆ ਹੋਏਗਾ ਮੈਨੂੰ ਨਹੀਂ ਪਤਾ ਵੀ ਕਿੱਥੇ ਕਿੱਥੇ ਰਹਿੰਦੇ ਨੇ ਹੁਣ ਕਿੱਥੇ ਬਦਲੀ ਹੋ ਗਈ ਕਿਹੜਾ ਟੀਚਰ ਕਿੱਥੇ ਚਲਿਆ ਗਿਆ ਕੋਈ ਪਤਾ ਨਹੀਂ ਪਤਾ ਨਹੀਂ ਦੁਨੀਆ 'ਚ ਹੈ ਵੀ ਨੇ ਕਿ ਨਹੀਂ ਪਤਾ ਨਹੀਂ ਪਰ ਜਿਹੜੀ ਉਹਨਾਂ ਦੀ ਦਿੱਤੀ ਪੜ੍ਹਾਈ ਸੀ ਉਹ ਤੇ ਅੱਜ ਵੀ ਸਾਡੇ ਕੋਲ ਹੈ ਤੇ ਮੈਨੂੰ ਧਿਆਨ ਕਿਹਦੇ ਵੱਲ ਦੇਣਾ ਚਾਹੀਦਾ ਸੀ ਪੜ੍ਹਾਈ ਵੱਲ ਦੇਣਾ ਚਾਹੀਦਾ ਸੀ ਕਿ ਟੀਚਰਾਂ ਦੀ ਦੇਹ ਵੱਲ ਧਿਆਨ ਦੇਣਾ ਚਾਹੀਦਾ ਸੀ ਪੜ੍ਹਾਈ ਵੱਲ ਜੇ ਤੁਹਾਡਾ ਕੋਈ ਬੱਚਾ ਤੁਸੀਂ ਵੀ ਤੇ ਇਦਾਂ ਹੀ ਕਹੋਗੇ ਮੇਰੇ ਉਹ ਵੀਰੋ ਭਾਈਓ ਤੁਹਾਡਾ ਬੱਚਾ ਟੀਚਰ ਦੀ ਫੋਟੋ ਲਿਆ ਕੇ ਐਡੀ ਵੱਡੀ ਲਾ ਦੇ ਘਰ 'ਚ ਕੋਈ ਨਹੀਂ ਲਾਉਂਦਾ ਤੁਸੀਂ ਉਸੇ ਵੇਲੇ ਉਹਨੂੰ ਟੋਕੋਗੇ ਨਹੀਂ ਤੁਸੀਂ ਕਹੋਗੇ ਯਾਰ ਤੂੰ ਪੜ੍ਹਾਈ ਵੱਲ ਧਿਆਨ ਦੇ ਤੂੰ ਟੀਚਰ ਦੀ ਫੋਟੋ ਨੂੰ ਹੀ ਮੱਥਾ ਟੇਕੀ ਜਾਂਦਾ ਯਾਰ ਨਿਆਣੇ ਨੂੰ ਕਹੋ ਤੁਸੀਂ ਵੀ ਜੋ ਤੈਨੂੰ ਟੀਚਰ ਨੇ ਪੜਾਇਆ ਭਾਈ ਉਹ ਪੜਿਆ ਕਰ ਤੇ ਜਿਹੜਾ ਨਿਆਣਾ ਪੜ੍ਹਾਈ ਵੱਲ ਧਿਆਨ ਨਾ ਦੇਵੇ ਫੋਟੋਆਂ ਲਾ ਲਵੇ ਉਹ ਪਾਸ ਨਹੀਂ ਹੋ ਸਕਦਾ ਹਾਂ ਇਹਦਾ ਅਰਥ ਇਹ ਨਾ ਸਮਝ ਲੈਣਾ ਗੁਰੂ ਜੀ ਦੀ ਇਤਿਹਾਸ ਨੂੰ ਚਿਤਰਨ ਕੀਤਾ ਜਾ ਸਕਦਾ ਹੈ ਵੇਖੋ ਇਤਿਹਾਸ ਸੁਣਾਇਆ ਵੀ ਜਾ ਸਕਦਾ ਹੈ ਤੇ ਇਤਿਹਾਸ ਫੋਟੋਆਂ ਦੇ ਰਾਹੀਂ ਲੋਕਾਂ ਨੂੰ ਵਿਖਾਇਆ ਵੀ ਜਾ ਸਕਦਾ ਤਸਵੀਰਾਂ ਨਾਲ ਇਤਿਹਾਸ ਵਿਖਾਇਆ ਜਾ ਸਕਦਾ ਹੈ ਕੀਤਾ ਜਾ ਸਕਦਾ ਹੈ ਚਿੱਤਰਕਾਰੀ ਦੇ ਮਾਧਿਅਮ ਨਾਲ ਇਤਿਹਾਸ ਵਿਖਾਇਆ ਜਾ ਸਕਦਾ ਹੈ ਇਹ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਤਸਵੀਰਾਂ ਜਿਹੜੀਆਂ ਨੇ ਕੰਮ ਆ ਸਕਦੀਆਂ ਇਹ ਸਾਡੇ ਗੁਰੂ ਜੀ ਦੀ ਤਸਵੀਰ ਬਣਾਈ ਹੋਈ ਹੈ ਪਰ ਇਹ ਸਾਡਾ ਗੁਰੂ ਨਹੀਂ ਅਸੀਂ ਦੇਹ ਨੂੰ ਗੁਰੂ ਨਹੀਂ ਮੰਨਦੇ ਅਸੀਂ ਗਿਆਨ ਨੂੰ ਗੁਰੂ ਮੰਨਦੇ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਫੇਰ ਪੁੱਛਦਾ ਜੀ ਤੁਹਾਨੂੰ ਪੁੱਛਦਾ ਦੱਸੋ ਦੇਹ ਨੂੰ ਗੁਰੂ ਮੰਨਣਾ ਹੈ ਕਿ ਗਿਆਨ ਨੂੰ ਗੁਰੂ ਮੰਨਣਾ ਹੈ ਤੇ ਘਰ 'ਚ ਰੱਖਣਾ ਕੀ ਹੈ ਗਿਆਨ ਸਿੱਧੀ ਜੀ ਗੱਲ ਹੈ ਲੜ ਕਿਹਦੇ ਲੱਗਣਾ ਹੈ ਬੋਲੋ ਗਿਆਨ ਦੇ ਜੋ ਗੁਰੂ ਜੀ ਕਹਿੰਦੇ ਨੇ ਗਿਆਨ ਗੁਰੂ ਹੈ ਕਿ ਦੇਹ ਗੁਰੂ ਹੈ ਸਿੱਖ ਧਰਮ ਦੇਹ ਦਾ ਪੁਜਾਰੀ ਹੈ ਕਿ ਗਿਆਨ ਦਾ ਪੁਜਾਰੀ ਹੈ ਬੋਲੋ ਜੀ ਗਿਆਨ ਦਾ ਪੁਜਾਰੀ ਹੈ ਦੇਹ ਦਾ ਪੁਜਾਰੀ ਸਿੱਖ ਧਰਮ ਕਦੋਂ ਤੋਂ ਹੋਇਆ ਗਿਆਨ ਦਾ ਪੁਜਾਰੀ ਹੈ ਸਿੱਖ ਧਰਮ ਇੱਕੋ ਇੱਕ ਕੌਮ ਹੈ ਦੁਨੀਆ ਵਿੱਚ ਜਿਹੜੀ ਗਿਆਨ ਨੂੰ ਗੁਰੂ ਮੰਨਦੀ ਹੈ ਦੇਹ ਨੂੰ ਗੁਰੂ ਨਹੀਂ ਮੰਨਦੀ ਇੱਕੋ ਇੱਕ ਕੌਮ ਹੈ ਗਿਆਨ ਨੂੰ ਗੁਰੂ ਮੰਨਦੀ ਹੈ ਜਿਹੜੀ ਸਿੱਖ ਕੌਮ ਪਰ ਗਿਆਨ ਨੂੰ ਗੁਰੂ ਕਹਿਣ ਵਾਲੇ ਆਪ ਅਗਿਆਨੀ ਹੋਈ ਰਹਿ ਗਏ ਕਿਉਂ ਰਹਿ ਗਏ ਭਲਾ ਕਿਉਂਕਿ ਗਿਆਨ ਤੇ ਸੁਣਿਆ ਪੜਿਆ ਹੀ ਨਹੀਂ ਸਮਝਿਆ ਹੀ ਨਹੀਂ ਜੋੜਨਾ ਕਿਹਦੇ ਨਾਲ ਚਾਹੀਦਾ ਸੀ ਗਿਆਨ ਨਾਲ ਅੱਛਾ ਹੁਣ ਹੋਰ ਦੱਸੋ ਜੀ ਜਰਾ ਖੁੱਲ ਕੇ ਗੱਲ ਕਰੀਏ ਜੇ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਇੱਕ ਇੱਕ ਫੋਟੋ ਦੇ ਦਿਆਂ ਗੁਰੂ ਅਰਜਨ ਦੇਵ ਜੀ ਦੀ ਆ ਲੈ ਭਾਈ ਤੇਰਾ ਗੁਰੂ ਆ ਤੇਰਾ ਗੁਰੂ ਤੁਸੀਂ ਮੈਨੂੰ ਟੋਕੋਗੇ ਕਿ ਨਹੀਂ ਤੁਸੀਂ ਕਹੋਗੇ ਵੀ ਬਾਬਾ ਜੀ ਗੁਰੂ ਦੇ ਥੋੜਾ ਗੁਰੂ ਕੀ ਹੈ ਗਿਆਨ ਤੇ ਦੇਣਾ ਕੀ ਹੈ ਬਾਬਾ ਬੋਲੋ ਕੀ ਕਹੋਗੇ ਮੈਨੂੰ ਟੋਕੋਗੇ ਕਿ ਨਹੀਂ ਟੋਕੋਗੇ ਵੀ ਸਾਨੂੰ ਜੋੜਨਾ ਕਾਦੇ ਨਾਲ ਸੀ ਗਿਆਨ ਨਾਲ ਤੇ ਦਈ ਕੀ ਜਾਂਦਾ ਤੁਹਾਡਾ ਫਰਜ਼ ਨਹੀਂ ਬਣਦਾ ਮੈਨੂੰ ਟੋਕਣ ਤੁਹਾਨੂੰ ਕਹਿਣਾ ਨਹੀਂ ਚਾਹੀਦਾ ਵੀ ਜਦੋਂ ਸਾਡਾ ਗੁਰੂ ਗਿਆਨ ਹੈ ਫਿਰ ਗਿਆਨ ਦੇਣਾ ਸੀ ਤੁਸੀਂ ਮੈਨੂੰ ਕਹਿਣਾ ਨਹੀਂ ਫਿਰ ਕੀ ਤੁਸੀਂ ਸਵਾਲ ਨਹੀਂ ਕਰਨਾ ਹੈ ਮੇਰੇ ਤੇ ਵੀ ਜਦੋਂ ਸਾਡਾ ਗੁਰੂ ਗਿਆਨ ਹੈ ਜਦੋਂ ਅਸੀਂ ਗਿਆਨ ਨੂੰ ਗੁਰੂ ਮੰਨਦੇ ਆ ਅਸੀਂ ਦੇਹ ਨੂੰ ਗੁਰੂ ਨਹੀਂ ਮੰਨਦੇ ਫਿਰ ਤੂੰ ਇਹ ਕਿਵੇਂ ਕਹਿਤਾ ਵੀ ਆ ਫੋਟੋ ਨੂੰ ਮੱਥਾ ਟੇਕੋ ਤੂੰ ਕਿਵੇਂ ਕਹਿਤਾ ਜਦੋਂ ਤੁਸੀਂ ਤੁਹਾਨੂੰ ਤੁਸੀਂ ਗਲਤ ਗੱਲ ਸਾਨੂੰ ਕਿਉਂ ਕਹੀ ਤੂੰ ਸਾਨੂੰ ਗਲਤ ਗੱਲ ਕਿਉਂ ਪੜਾਈ ਇਹ ਸਵਾਲ ਤੁਸੀਂ ਮੇਰੇ ਤੇ ਕਰ ਸਕਦੇ ਹੋ ਤੂੰ ਸਾਨੂੰ ਗਲਤ ਗੱਲ ਕਿਉਂ ਪੜਾਈ ਜਦੋਂ ਗਿਆਨ ਸਿੱਖਾਂ ਦਾ ਸਿੱਖ ਦੇਹ ਨੂੰ ਗੁਰੂ ਮੰਨਦੇ ਨਹੀਂ ਫਿਰ ਤੂੰ ਸਾਨੂੰ ਦੇਹ ਨਾਲ ਕਿਉਂ ਜੋੜਿਆ ਕਾਦੇ ਨਾਲ ਜੋੜਨਾ ਚਾਹੀਦਾ ਸੀ ਜੀ ਬੋਲੋ ਗਿਆਨ ਪੁਜਾਰੀ ਕਾਦੇ ਆ ਮੰਨਦੇ ਕਿਨੂੰ ਆ ਸਿੱਖ ਕੌਮ ਦੇਹਾਂ ਦੀ ਪੁਜਾਰੀ ਨਹੀਂ ਸਿੱਖ ਕੌਮ ਗਿਆਨ ਦੀ ਪੁਜਾਰੀ ਸਾਡਾ ਗੁਰੂ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਸਾਡਾ ਗੁਰੂ ਕੀ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਸਾਡਾ ਗੁਰੂ ਕੀ ਆਗਿਆ ਭਈ ਅਕਾਲ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਇੱਥੇ ਟਪਲਾ ਲੱਗ ਗਿਆ ਭਲੇਖਾ ਜਾ ਪੈ ਗਿਆ ਡਬਲ ਮਾਈਂਡਡ ਹੋ ਗਏ ਜੀ ਦੋ ਚਿੱਤੇ ਹੋ ਗਏ ਸਾਡਿਆਂ ਸਿੱਖਾਂ ਦੇ ਮਨ ਵਿੱਚ ਨਾ ਐਦਾਂ ਜੇ ਆਈ ਜਾਂਦਾ ਕਿਤੇ ਤੇ ਦੇਹ ਨੂੰ ਲੈ ਆਉਂਦੇ ਨੇ ਅੱਖਾਂ ਸਾਹਮਣੇ ਕਿਤੇ ਸ਼ਬਦ ਨੂੰ ਲੈ ਆਉਂਦੇ ਨੇ ਉਹ ਪਿਆਰਿਓ ਦੋ ਚਿੱਤੇ ਹੀ ਡੁੱਬਦੇ ਹੁੰਦੇ ਐ ਆ ਜ਼ਿਆਦਾਤਰ ਐਕਸੀਡੈਂਟ ਉਦੋਂ ਹੁੰਦੇ ਜਦੋਂ ਬੰਦਾ ਡਬਲ ਮਾਈਂਡਡ ਹੋਵੇ ਜ਼ਿਆਦਾਤਰ ਐਕਸੀਡੈਂਟ ਉਦੋਂ ਹੁੰਦੇ ਆ ਡਬਲ ਮਾਈਂਡਡ ਹੁੰਦਾ ਜਦੋਂ ਦੋ ਚਿੱਤਾ ਹੁੰਦਾ ਹੈ ਲੰਘ ਜਾ ਕਿ ਨਾ ਲੰਘ ਜਾ ਐਦਾਂ ਡਬਲ ਮਾਈਂਡਡ ਜਾਂ ਹੋ ਜਾਂਦਾ ਗੱਡੀ ਉੱਤੇ ਆ ਚੜਦੀ ਇੰਨੇ ਨੂੰ ਦੋ ਚਿੱਤੇ ਨਾ ਬਣੋ ਇੱਕ ਗੱਲ ਦਿਮਾਗ 'ਚ ਪੱਕੀ ਬਿਠਾਓ ਵੀ ਗਿਆਨ ਗੁਰੂ ਹੈ ਕਿ ਦੇਹ ਗੁਰੂ ਹੈ ਕਿਤੇ ਤੇ ਦੇਹ ਨੂੰ ਲੈ ਆਉਂਦੇ ਹੋ ਦਿਮਾਗ 'ਚ ਕਦੇ ਗਿਆਨ ਨੂੰ ਲੈ ਆਉਂਦੇ ਹੋ ਡਬਲ ਮਾਈਂਡਡ ਨਾ ਬਣੋ ਕਿਤੇ ਸਰੀਰ ਨੂੰ ਲੈ ਆਉਂਦੇ ਹੋ ਕਿਤੇ ਗਿਆਨ ਨੂੰ ਇਸ ਕਰਕੇ ਕਿਰਪਾ ਕਰਕੇ ਇਹਨਾਂ ਬੇਨਤੀਆਂ ਨੂੰ ਜ਼ਰੂਰ ਧਿਆਨ 'ਚ ਰੱਖਿਓ ਭਾਈ ਗੁਰਬਾਣੀ ਗਿਆਨ ਨੂੰ ਸਮਰਪਿਤ ਹੋਈਏ ਗੁਰਬਾਣੀ ਗਿਆਨ ਅੱਗੇ ਝੁਕਣਾ ਸਿੱਖੀਏ ਅਸੀਂ ਗਿਆਨ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਅਸੀਂ ਦੇਹਾਂ ਦੇ ਪੁਜਾਰੀ ਨਹੀਂ ਹਾਂ ਇਹ ਗੱਲ ਹੋ ਸਕਦੀ ਹੈ ਜੇ ਮੇਰਾ ਜੀ ਕਰਦਾ ਹੋਵੇ ਵੀ ਮੇਰੀ ਦੇਹ ਨੂੰ ਮੱਥਾ ਟੇਕਣ ਹੋ ਸਕਦਾ ਫਿਰ ਮੈਂ ਦੇਹ ਦਾ ਪ੍ਰਚਾਰ ਕਰੀ ਜਾਵਾਂ ਹੋ ਸਕਦਾ ਫਿਰ ਮੇਰਾ ਜੀ ਕਰਦਾ ਹੋਵੇ ਵੀ ਦੇਹ ਦੇ ਪੁਜਾਰੀ ਬਣ ਜਾਣਗੇ ਤਾਂ ਹੀ ਮੇਰੀ ਦੇਹ ਨੂੰ ਮੱਥੇ ਟੇਕਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਸਿੱਖ ਕੌਮ ਨੂੰ ਗਿਆਨ ਨਾਲੋਂ ਤੋੜ ਕੇ ਦੇਹਾਂ ਨਾਲ ਜੋੜਾਂਗੇ ਤਾਂ ਹੀ ਮੇਰੀ ਦੇਹ ਦੀ ਕੀਮਤ ਪਊ ਨਹੀਂ ਤੇ ਮੇਰੀ ਦੇਹ ਨੂੰ ਕਿੰਨੇ ਪੁੱਛਣਾ ਮੇਰੀ ਦੇਹ ਨੂੰ ਵੀ ਤਾਂ ਹੀ ਪੂਜਣਗੇ ਮੇਰੇ ਹੱਡ ਚੰਮ ਨੂੰ ਤਾਂ ਪੂਜਣਗੇ ਆ ਮੇਰੇ ਹੱਡ ਨੂੰ ਮੇਰੀਆਂ ਮੇਰੀਆਂ ਫੋਟੋਆਂ ਵੀ ਤਾਂ ਹੀ ਲਾਉਣਗੇ ਤਾਂ ਕਰਕੇ ਹੋ ਸਕਦਾ ਵੀ ਮੈਂ ਇਹ ਕਰਦਾ ਹੋਵਾਂ ਵੀ ਗੁਰਬਾਣੀ ਦਾ ਗਿਆਨ ਨਾ ਦਈਏ ਹੋ ਸਕਦਾ ਹੈ ਇਦਾਂ ਵੀ ਬਣ ਸਕਦੀ ਗੱਲ ਪਰ ਗੁਰਬਾਣੀ ਦਾ ਗਿਆਨ ਤੋਂ ਬਿਨਾ ਭਲਾ ਨਹੀਂ ਹੋਣਾ ਨਾ ਕਿਸੇ ਦਾ ਭਲਾ ਭਾਈ ਹੋਇਆ ਤੇ ਨਾ ਕਿਸੇ ਦਾ ਭਲਾ ਹੋਣਾ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰ ਲਈਏ ਤਾਂ ਜੋ ਜ਼ਿੰਦਗੀ ਜਿਹੜੀ ਹੈ ਨਾ ਜੀ ਬੜੀ ਸੌਖੀ ਹੋ ਜਾਏ ਆਨੰਦ ਆ ਜਾਏ ਕੱਲ ਵੀ ਬੇਨਤੀ ਕੀਤੀ ਸੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਚਿੰਤ ਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਬਖਾ ਸਾਚ ਬਖਾ ਸਤਗੁਰ ਦੀ ਬਾਣੀ ਤੋਂ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਰਾਹ ਬੰਦ ਕਰਕੇ ਰਾਹ ਚ ਭਾ ਲਓ ਸੰਗਤ ਆ ਜਿੱਥੇ ਕੈਮਰਾ ਲੱਗਿਆ ਇੱਥੇ ਰਾਹ ਬੰਦ ਕਰ ਲਓ ਅੱਗੇ ਜਿਹੜੇ ਆਏ ਆ ਇਹਨਾਂ ਨੂੰ ਮੱਥਾ ਟਿਕਾ ਦਿਓ ਜਿਹੜੇ ਅੱਗੇ ਅੱਗੇ ਇਹਨਾਂ ਨੂੰ ਟਿਕਾ ਦਿਓ ਮੱਥਾ ਜਿੱਥੇ ਕੈਮਰਾ ਲੱਗਿਆ ਇੱਥੇ ਰਾਹ ਬੰਦ ਕਰ ਲਓ ਪਿੱਛੇ ਵਾਲੇ ਸਾਰੇ ਪਿੱਛੇ ਭਾ ਦਿਓ ਕਿਉਂਕਿ ਪੰਡਾਲ ਭਰ ਗਿਆ ਪਿੱਛੇ ਪੰਡਾਲ ਖੋਲ ਵੀ ਦਿੱਤਾ ਹੈ ਪ੍ਰਬੰਧਕਾਂ ਨੇ ਜਿੱਥੇ ਜਿੱਥੇ ਬਸ ਸਜਿਆ ਜਾਂਦਾ ਸਜ ਜਾਓ ਸਤਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਚਾਚਾ ਸਤਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਚਾਚਾ ਸਤਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਚਾਚਾ ਸਤਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਚਾਚਾ ਸਤਗੁਰ ਦੀ ਬਾਣੀ ਤੋਂ ਸਿੱਖ ਗੁਰ ਮਿਲ ਚੱਜ ਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਦੁੱਖ ਗੁਰੂ ਨੂੰ ਮਿਲ ਭਾਈ ਗੁਰੂ ਨੂੰ ਮਿਲਣ ਦਾ ਮਤਲਬ ਦੇਹ ਨੂੰ ਮਿਲਣ ਦਾ ਮਤਲਬ ਹੈ ਕਿ ਗਿਆਨ ਨੂੰ ਗਿਆਨ ਹੁਣ ਤੁਸੀਂ ਸੋਚ ਕੇ ਦੱਸੋ ਵੀ ਫੋਟੋ ਤੋਂ ਅੱਜ ਤੱਕ ਕਿਸੇ ਨੂੰ ਕੋਈ ਗਿਆਨ ਆਇਆ ਸੋਚ ਕੇ ਤੇ ਦੱਸੋ ਕਿੰਨੀਆਂ ਫੋਟੋਆਂ ਲੱਗੀਆਂ ਨੇ ਜੀ ਸਾਡੇ ਘਰ ਮੈਨੂੰ ਤਜਰਬਾ ਹੈ ਵੀ ਫੋਟੋ ਨੂੰ ਧੂਫ ਵੀ ਮੇਰੇ ਪਿਤਾ ਨੇ ਲਾ ਦੇਣੀ ਮੱਥਾ ਵੀ ਟੇਕ ਦੇਣਾ ਸ਼ਾਮ ਨੂੰ ਬੋਤਲ ਵੀ ਸਾਹਮਣੇ ਖੋਲ ਕੇ ਬਹਿ ਜਾਂਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੋਟੋ ਤਾਂ ਕੁਝ ਨਹੀਂ ਸੀ ਸਿੱਖਿਆ ਮੇਰੇ ਵੇਖਣ ਦੀ ਗੱਲ ਹੈ ਫੋਟੋ ਸਾਹਮਣੇ ਸੀ ਐ ਫੋਟੋ ਐ ਲੱਗੀਆਂ ਹੁੰਦੀਆਂ ਸੀ ਪੰਜ ਸੱਤ ਫੋਟੋਆਂ ਲਓ ਜੀ ਉੱਥੇ ਮੱਥਾ ਵੀ ਟੇਕ ਦਿੰਦੇ ਸੀ ਬਾਬਾ ਸੁੱਖ ਰੱਖੀ ਐਦਾਂ ਵੀ ਕਹਿੰਦੇ ਸੀ ਤੇ ਸ਼ਾਮ ਵੇਲੇ ਬੋਤਲ ਵਿਚਾਲੇ ਖੋਲ ਕੇ ਫੋਟੋ ਵਾਲਾ ਬਾਬਾ ਸਾਹਮਣੇ ਵੇਖਦਾ ਹੀ ਹੁੰਦਾ ਉਹ ਫੇਰ ਵੀ ਅਸ਼ੀਰਵਾਦ ਦਈ ਹੋਈ ਜਾਂਦਾ ਵੀ ਤੇਰੇ ਤੇ ਕਿਰਪਾ ਹੀ ਬਾਬਾ ਜੀ ਸਵੇਰੇ ਵੀ ਹੱਥ ਐਂ ਰੱਖਦੇ ਨੇ ਸ਼ਾਮ ਨੂੰ ਵੀ ਐਂ ਰੱਖਦੇ ਫੋਟੋ ਵਾਲੇ ਉਦੋਂ ਵੀ ਐਂ ਵੀ ਅੱਜ ਵੀ ਕਿਰਪਾ ਹੀ ਹੈ ਦੱਸਿਓ ਭਲਾ ਜਦੋਂ ਸ਼ਰਾਬ ਪੀਂਦਾ ਭਲਾ ਉਦੋਂ ਵੀ ਕਿਰਪਾ ਹੀ ਹੈ ਮਾਫ ਕਰਨਾ ਜੀ ਫੋਟੋਆਂ ਦੇ ਨਾਲ ਜੋੜਤਾ ਫੋਟੋਆਂ ਤੋਂ ਸਾਨੂੰ ਗਿਆਨ ਕੋਈ ਨਹੀਂ ਮਿਲਿਆ ਪੰਜਾਬ ਦਾ ਆ ਹਾਲ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋੜਨਾ ਕਾਦੇ ਨਾਲ ਸੀ ਵਿਚਾਰਾਂ ਨਾਲ ਗੁਰੂ ਜੀ ਦੀ ਸੋਚ ਨਾਲ ਦੇ ਨਾਲ ਨਹੀਂ ਸੀ ਜੋੜਨਾ ਸੋਚ ਨਾਲ ਜੋੜਨਾ ਸੀ ਵਿਚਾਰਾਂ ਨਾਲ ਜੋੜਨਾ ਸੀ ਗੁਰੂ ਬਾਣੀ ਹੈ ਗੁਰੂ ਗਿਆਨ ਹੈ ਪਹਿਰੇਦਾਰ ਵੀਰੋ ਤਕੜੇ ਜੇ ਹੋ ਕੇ ਬਹਿ ਜਿਓ ਹੁਣ ਪਿੱਛੇ ਜੇ ਬੈਠੋ ਉੱਥੇ ਹੀ ਉੱਥੋਂ ਫੇਰ ਆ ਜਾਣਾ ਸੰਗਤ ਨੇ ਉਹ ਉੱਥੇ ਜੇ ਬੈਠੋ ਪਿੱਛੇ ਕੈਮਰੇ ਦੇ ਕੋਲ ਤਿੰਨ ਚਾਰ ਜਣੇ ਵੀਰ ਉੱਥੇ ਬਹਿ ਜਾਓ ਬਾਕੀ ਬੀਬੀਓ ਭੈਣੋ ਸਾਰੀਆਂ ਬਹਿ ਜਾਓ ਹੁਣ ਕਿਰਪਾ ਕਰਕੇ ਬੜੀ ਵੱਡੀ ਗਿਣਤੀ ਵਿੱਚ ਦੂਰੋਂ ਨੇੜਿਓਂ ਪਹੁੰਚੇ ਹੋ ਬੀਬੀਆਂ ਨਾਲੋਂ ਜ਼ਿਆਦਾ ਸਿੰਘਾਂ ਦੀ ਗਿਣਤੀ ਹੈ ਜੇ ਆਪਾਂ ਐ ਕਹਿ ਲਈਏ ਨਾ ਬਈ 75% ਬੀਬੀਆਂ ਦੂਜੇ ਪਾਸੇ 100% ਇੰਨਾ ਫਰਕ ਹੈ 25% ਜ਼ਿਆਦਾ ਆ ਸਿੰਘ ਸਿੰਘਾਂ ਦੀ ਗਿਣਤੀ 25% ਜ਼ਿਆਦਾ ਹੈ ਤੇ ਮੈਂ ਨੋਟ ਕੀਤੀ ਹੈ ਅੱਜ ਤੋਂ 4-5 ਸਾਲ ਪਹਿਲਾਂ ਜਦੋਂ ਦੀਵਾਨ ਲੱਗਦੇ ਸੀ ਉਹਦੇ ਵਿੱਚ 75% ਭਾਈਆਂ ਦੀ ਗਿਣਤੀ ਹੁੰਦੀ ਸੀ 100% ਬੀਬੀਆਂ ਦੀ 25% ਹੁਣ ਭਾਈ ਜ਼ਿਆਦਾ ਹੁੰਦੇ ਆ ਤੇ ਉਹ ਦੂਜੀ ਖੁਸ਼ੀ ਦੀ ਗੱਲ ਇਹ ਹੈ ਵੀ ਇਹਦੇ ਵਿੱਚ ਜਿਹੜੇ ਜਿੰਨੇ ਤੁਸੀਂ ਸਿੰਘ ਬੈਠੇ ਹੋ ਇਧਰ ਵਾਲੇ ਪਾਸੇ 70% ਗਿਣਤੀ ਨੌਜਵਾਨਾਂ ਦੀ ਨੌਜਵਾਨ ਨੌਜਵਾਨ ਬਹੁਤੇ 15 ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਦੇ ਤੇ ਜੇ ਸਾਡੀ ਨੌਜਵਾਨੀ ਗੁਰਬਾਣੀ ਨੂੰ ਸੁਣਨ ਲੱਗ ਜੇ ਹੋਰ ਕੀ ਚਾਹੀਦਾ ਸਾਨੂੰ ਸਤਿ ਸ੍ਰੀ ਅਕਾਲ ਜੇ ਸਾਡੇ ਨੌਜਵਾਨ ਵੀਰ ਗੁਰਬਾਣੀ ਇਦਾਂ ਬਹਿ ਕੇ ਸੁਣਨ ਫਿਰ ਹੋਰ ਕੀ ਚਾਹੀਦਾ ਤਾਂ ਕਰਕੇ ਮੇਰਿਓ ਵੀਰੋ ਇੱਕ ਗੱਲ ਦਿਮਾਗ 'ਚ ਪੱਕੀ ਬਿਠਾਓ ਵੀ ਸਾਡਾ ਗੁਰੂ ਗਿਆਨ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਆਪਾਂ ਆਸ਼ਿਕ ਦੇਹਾਂ ਦੇ ਨਹੀਂ ਆਸ਼ਿਕ ਕਿਹਦੇ ਆ ਵਿਚਾਰਾਂ ਦੇ ਕਿਹਦੇ ਆਸ਼ਿਕ ਬਣਨਾ ਹੈ ਵਿਚਾਰਾਂ ਵਿਚਾਰਾਂ ਦੇ ਦੇਹਾਂ ਦੇ ਆਸ਼ਿਕ ਨਹੀਂ ਬਣਨਾ ਵਿਚਾਰਾਂ ਦੇ ਆਸ਼ਿਕ ਬਣਨਾ ਵਿਚਾਰ ਵਧੀਆ ਚਾਹੀਦੇ ਆ ਸੋਚ ਵਧੀਆ ਚਾਹੀਦੀ ਵਿਚਾਰ ਸਾਡੇ ਕੋਲ ਹੈ ਨੇ ਵਿਚਾਰਾਂ ਨੂੰ ਸਮਰਪਿਤ ਹੋ ਜਾਓ ਬਸ ਗੁਰੂ ਗਿਆਨ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਗੁਰੂ ਸਾਡੇ ਇਹ ਹੋਏ ਬੜੇ ਬੰਦੇ ਮੈਂ ਇਦਾਂ ਦੇ ਵੀ ਵੇਖੇ ਆ ਜੀ ਇਦਾਂ ਅੱਖਾਂ ਚੋਂ ਪਾਣੀ ਪੁੱਬਾ ਮਾਰ ਮਾਰ ਕੇ ਮੈਂ ਕਿਹਾ ਕੀ ਹੋ ਗਿਆ ਕਿਉਂ ਰੋਣਾ ਹੈ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਬਹਿ ਕੇ ਬਹੁਤ ਤਰਲੇ ਲੈ ਲਿਆ ਮੈਂ ਕਿਹਾ ਕੀ ਕਹਿੰਦਾ ਹੈ ਕਹਿੰਦਾ ਮੈਂ ਐਂ ਕਹੀ ਜਾਂਦਾ ਮਹਾਰਾਜ ਕਦੀ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਾ ਦੇ ਕਹਿੰਦਾ ਮੈਂ ਰੋਈ ਜਾਂਦਾ ਲਓ ਜੀ ਇਦਾਂ ਦੇ ਬੰਦੇ ਤੇ ਮੈਂ ਆਪਣਾ ਤਜਰਬਾ ਵੀ ਦੱਸਦਾ ਵੀ ਮੈਂ ਖੁਦ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾਂ ਫੋਟੋ ਅੱਗੇ ਬਹਿ ਕੇ ਬਹੁਤ ਵੀ ਮਹਾਰਾਜ ਕਦੇ ਦਰਸ਼ਨ ਦਿਓ ਕਦੇ ਦਰਸ਼ਨ ਦਿਓ ਕਦੇ ਦਰਸ਼ਨ ਦਿਓ ਆਪਾਂ ਵੀ ਐਂ ਕਹਿੰਦੇ ਹੁਣ ਕਈ ਵਾਰੀ ਆ ਜਾਂਦਾ ਵੀ ਮਹਾਰਾਜ ਮੈਨੂੰ ਦਰਸ਼ਨ ਕਦੋਂ ਹੋਣਗੇ ਮੈਂ ਰੋਂਦੇ ਵੇਖੇ ਆ ਜੀ ਬੰਦੇ ਤੁਸੀਂ ਵੀ ਵੇਖੇ ਹੋਣਗੇ ਕਦੇ ਵੀ ਰੋਂਦੇ ਨੇ ਵੀ ਕਦੇ ਕਦੋਂ ਦਰਸ਼ਨ ਦਿਓਗੇ ਮਹਾਰਾਜ ਕਦੋਂ ਦਰਸ਼ਨ ਦਿਓਗੇ ਰੋਂਦੇ ਆ ਬੰਦੇ ਬੜੇ ਭਲਾ ਸੋਚ ਕੇ ਵੇਖੋ ਵੀ ਗੁਰੂ ਗੋਬਿੰਦ ਸਿੰਘ ਦਾ ਐ ਆਸਣ ਲੱਗਿਆ ਪਿਆ ਐ ਤਖਤ ਲੱਗਿਆ ਪਿਆ ਤੇ ਗੁਰੂ ਗੋਬਿੰਦ ਸਿੰਘ ਨੂੰ ਭਾਈ ਦਇਆ ਸਿੰਘ ਹੋਣੀ ਆ ਕੇ ਨਾ ਸਾਰੇ ਹੀ ਰੋਣ ਲੱਗ ਗਏ ਮਹਾਰਾਜ ਕਿਰਪਾ ਕਰ ਦਿਓ ਕਹਿੰਦੇ ਕੀ ਗੱਲ ਭਾਈ ਸਾਨੂੰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਦੋਂ ਹੋਣਗੇ ਕਹਿੰਦੇ ਕਿਹਨੂੰ ਨੇ ਕਹਿੰਦੇ ਕਿਹਨੂੰ ਕਹਿ ਰਹੇ ਨੇ ਭਲਾ ਗੁਰੂ ਗੋਬਿੰਦ ਸਿੰਘ ਤੇ ਵੇਖ ਕੇ ਐ ਜੇ ਨਹੀਂ ਲੱਗੂ ਵੀ ਯਾਰ ਆ ਕੀ ਕਹੀ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਬੈਠੇ ਕਿਹਦੇ ਅੱਗੇ ਹੋ ਕਹਿੰਦੇ ਕਿਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਅੱਗੇ ਬੈਠੇ ਨੇ ਬੰਦੇ ਤੇ ਕਹੀ ਕੀ ਜਾਂਦੇ ਆ ਸਾਨੂੰ ਜੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾ ਦੇ ਸਾਨੂੰ ਜੀ ਗੁਰੂ ਨਾਨਕ ਦੇ ਦਰਸ਼ਨ ਕਰਾ ਦੇ ਹੈਰਾਨਗੀ ਨਹੀਂ ਹੁੰਦੀ ਵੇਖ ਕੇ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬਹਿ ਕੇ ਆਏ ਕਹੀ ਜਾਂਦੇ ਆ ਵੀ ਮਹਾਰਾ ਦਰਸ਼ਨ ਕਰਾ ਦਿਓ ਤੇ ਤੈਨੂੰ ਮੈਂ ਸਵਾਲ ਕਰਕੇ ਪੁੱਛਦਾ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਤੈਨੂੰ ਆਨੰਦ ਨਹੀਂ ਨਾ ਆਇਆ ਤਾਂ ਹੀ ਰੋਣਾ ਤੂੰ ਪੂਰਾ ਸਮਝਿਆ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਬ ਲਗ ਮਨ ਬੈ ਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਜਿਹੜਾ ਬੰਦਾ ਐ ਆਸ ਰੱਖੇ ਵੀ ਮੈਨੂੰ ਉਹ ਚਾਹੀਦਾ ਹੈ ਉਹਨਾਂ ਚਿਰ ਉਹਦਾ ਇਹਦੇ ਨਾਲ ਪਿਆਰ ਹੀ ਨਹੀਂ ਪੈਣਾ ਆਖੋ ਸਤਨਾਮ ਪਿਆਰ ਤਾਂ ਤਾਂ ਪਵੇ ਜੇ ਇਹਦੀ ਸਿਫਤ ਕਰੀਏ ਗੱਲ ਇਹਦੀ ਕਰੀਏ ਇਹਦਾ ਮਤਲਬ ਇਹ ਹੈ ਵੀ ਤੁਸੀਂ ਤੁਹਾਡੇ ਤੋਂ ਮੈਂ ਖੁਸ਼ ਨਹੀਂ ਤਾਂ ਮੈਨੂੰ ਉਹ ਚਾਹੀਦਾ ਹੈ ਠੀਕ ਹੈ ਤੂੰ ਮੇਰੇ ਸਾਹਮਣੇ ਬੈਠਾ ਪਰ ਤੂੰ ਮੈਨੂੰ ਅਜੇ ਰਜਾ ਨਹੀਂ ਸਕਿਆ ਅਜੇ ਪੂਰਾ ਤੇ ਪਿੱਛੇ ਹੈ ਕੋਈ ਉਹ ਚਾਹੀਦਾ ਉਹ ਆਵੇ ਫਿਰ ਗੱਲ ਬਣੂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਲਗੀਆਂ ਵਾਲੇ ਕਹਿਣਗੇ ਜੇ ਆ ਵੀ ਗਏ ਕਹਿਣਗੇ ਕਮਲਿਆ ਜਿਹਦੇ ਅੱਗੇ ਖੜ ਕੇ ਮੰਗਦਾ ਸੀ ਮੈਂ ਤੇ ਆਪ ਇਸੇ ਨੂੰ ਹੀ ਮੱਥਾ ਟੇਕਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਅਕਾਲ ਤੈਨੂੰ ਇਹ ਡਾਊਟ ਕਿਵੇਂ ਰਹਿ ਗਿਆ ਵੀ ਤੇਰਾ ਗੁਰੂ ਪੂਰਾ ਨਹੀਂ ਤੇਰੇ ਦਿਮਾਗ 'ਚ ਇਹ ਗੱਲ ਕਿੰਨੇ ਪਾਤੀ ਵੀ ਗੁਰੂ ਗ੍ਰੰਥ ਸਾਹਿਬ 'ਚ ਕੱਚ ਹੈ ਕੋਈ ਤੂੰ ਭੁੱਖਾ ਕਿਵੇਂ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਹਿ ਕੇ ਤੂੰ ਰੱਜਿਆ ਨਹੀਂ ਸੀ ਜਦੋਂ ਬਾਣੀ ਸੁਣਦਾ ਸੀ ਉਹ ਤੈਨੂੰ ਰੱਜ ਨਹੀਂ ਸੀ ਹੁੰਦਾ ਜਦੋਂ ਐ ਸ਼ਬਦ ਪੜ੍ਹਦੇ ਆ ਲੋ ਸੁਣੋ ਜਦੋਂ ਵੇਖਿਓ ਜਦੋਂ ਹੁਣ ਐ ਸ਼ਬਦ ਚੱਲਦਾ ਹੈ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਉ ਹਮ ਹੁਣ ਜਦੋਂ ਐ ਸ਼ਬਦ ਚੱਲਦਾ ਹੈ ਸੁਣਿਓ ਜਰਾ ਲੋ ਦੋ ਪੰਕਤੀਆਂ ਗਾਇਓ ਦੇਖਿਓ ਜਦੋਂ ਐ ਸ਼ਬਦ ਚੱਲਦਾ ਹੈ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ तेरे दर्शन को हम लाल रंगीले प्रीतम मन मोहन तेरे दर्शन को हम बार ਪ੍ਰਭ ਦਾਤ ਮੋਹ ਦੀਨੂ ਬੇਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛੂ ਨਾਹੀ ਜੇ ਮੈਂ ਤੇ ਹੋਵੇ ਮੇਰੇ ਠਾਕੁਰ ਅਗਮ ਅਪਾਰੇ ਕਿਹੜੀ ਭੁੱਖ ਰਹਿ ਗਈ ਕੀ ਮੰਗਦੇ ਆ ਇਦੋਂ ਬਾਅਦ ਰੱਜੀ ਨਹੀਂ ਰੂਹ ਦੇ ਲਈ ਆਪੇ ਦਾ ਦਰਸ਼ਨ ਨਹੀਂ ਕਰਾਉਂਦੇ ਮੇਰੇ ਗੁਰੂ ਸਾਹਿਬ ਗਲੇ ਬਦਲਦੇ ਨੇ ਯਾਰ ਸੋਚ ਉਹੀ ਹੈ ਵਿਚਾਰ ਉਹੀ ਨੇ ਗਲਾ ਬਦਲ ਜਾਂਦਾ ਕਦੇ ਕੋਈ ਕਦੇ ਕੋਈ ਤੇਰਾ ਗਲਾ ਕਿਉਂ ਨਾ ਹੋਵੇ ਕਿੱਡੀ ਕਿਰਪਾ ਤੁਸੀਂ ਵੀ ਗਾ ਸਕਦੇ ਇਹ ਸ਼ਬਦ ਹਰ ਗਲੇ ਚ ਆ ਸਕਦਾ ਕਿੱਡੀ ਮਿਹਰ ਹੈ ਆ ਸੱਚੇ ਸੱਚੇ ਬਚਨ ਸੱਚ ਦੀ ਵਿਚਾਰ ਹਰ ਇੱਕ ਦੀ ਰਸਨਾ ਤੇ ਆ ਸਕਦੀ ਆਪੇ ਦੇ ਦਰਸ਼ਨ ਹੋਣੇ ਪਰਮਾਤਮਾ ਦੇ ਦਰਸ਼ਨ ਨੇ ਰੱਬ ਦੇ ਦਰਸ਼ਨ ਨੇ ਤੇ ਅੱਖਾਂ ਨਹੀਂ ਕਰਦੀਆਂ ਨਾਨਕ ਸੇ ਅੱਖਣੀਆਂ ਵਿਅਨ ਜਿਨੀ ਦਸੰਦੋ ਮਾਪਰੀ ਸੁਰਤ ਕਰਦੀ ਹੈ ਸੁਰਤ ਕਰਾ ਦਿੰਦਾ ਮੇਰਾ ਗੁਰੂ ਦਰਸ਼ਨ ਰੱਬ ਦੇ ਪਰਮਾਤਮਾ ਦੇ ਆਪੇ ਦੇ ਸੱਚ ਦੇ ਅਸਲੀ ਹੈ ਜੋ ਅਸਲ ਹੈ ਉਹਦੇ ਕਾਦੀ ਕੱਚ ਰਹਿ ਗਈ ਕੀ ਭਾਲਦਾ ਹੋਰ ਭੁੱਖਾਂ ਮਰੀਆਂ ਨਹੀਂ ਅਜੇ ਸਤਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਪੂਰੀ ਨਹੀਂ ਹੋਈ ਸ਼ਰਧਾ ਅਜੇ ਕਿਉਂ ਨਹੀਂ ਮੰਨਦਾ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਪੂਰਾ ਹੈ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਗੁਰਮਖੋ ਲੈ ਅੱਜ ਨੋਟ ਕਰੋ ਐ ਅੱਜ ਮਨੋ ਕਹਿ ਦਿਓ ਵੀ ਸਾਡਾ ਗੁਰੂ ਪੂਰਾ ਹੈ ਕਿਸੇ ਦੂਜੇ ਤੀਜੇ ਦੀ ਲੋੜ ਨਹੀਂ ਤੁਸੀਂ ਵੇਖਿਓ ਕੱਲ ਤੋਂ ਹੀ ਐ ਲੱਗੂ ਵੀ ਯਾਰ ਹਵਾ ਜੀ ਉੱਡਦੇ ਫਿਰਦੇ ਸਤਿ ਸ੍ਰੀ ਅਕਾਲ ਪਰ ਦੋ ਚਿੱਤੇ ਆ ਜੀ ਡਬਲ ਮਾਈਂਡਡ ਆ ਕਦੇ ਦੇਹ ਨੂੰ ਸਾਹਮਣੇ ਲੈ ਆਉਂਦੇ ਆ ਕਦੇ ਕਿਸੇ ਨੂੰ ਸਾਹਮਣੇ ਲੈ ਆਉਂਦੇ ਆ ਕਦੇ ਭਾਈ 10 ਸ਼ਰੀਰਾਂ ਦੇ ਵਿੱਚ ਇਹੀ ਵਰਤਿਆ ਇਹੀ ਸੱਚਾ ਗਿਆਨ ਗਲੇ ਬਦਲ ਜਾਂਦੇ ਸੀ ਦਿਮਾਗ ਬਦਲ ਜਾਂਦੇ ਸੀ ਸਰੀਰ ਬਦਲ ਜਾਂਦੇ ਸੀ ਇਹੋ ਹੀ ਸੀ ਆਹੀ ਸੀ ਐਦਾਂ ਰੱਖੋ ਕਨਸੈਂਟਰੇਟ ਕਰੋ ਗਿਆਨ ਤੇ ਬਚਨਾਂ ਤੇ ਸੋਚ ਤੇ ਵਿਚਾਰ ਤੇ ਆਸ਼ਕ ਬਣੋ ਵਿਚਾਰਾਂ ਦੇ ਆਸ਼ਕ ਬਣੋ ਸੋਚਦੇ ਗਲੇ ਪਤਾ ਨਹੀਂ ਕਿੰਨੇ ਕ ਆਏ ਨੇ ਕਿੰਨੇ ਕ ਜਾਣਗੇ ਬਦਲਦੇ ਰਹਿਣਗੇ ਬਦਲੀ ਜਾਣ ਪਰ ਆਸ਼ਕ ਬਣ ਜਾਓ ਵਿਚਾਰਾਂ ਦੇ ਜੇ ਦੇ ਦੇ ਆਸ਼ਕ ਬਣੋਗੇ ਫਿਰ ਮਾਫ ਕਰਨਾ ਜੇ ਤੇਰੀ ਸੁਰਤ ਵਿੱਚ ਦੇ ਆਏਗੀ ਫਿਰ ਬਾਬਿਆਂ ਦੀਆਂ ਦੇਹਾਂ ਵੀ ਤੂੰ ਕੱਢ ਨਾ ਸਕੇਗਾ ਫਿਰ ਪ੍ਰਚਾਰਕਾਂ ਦੀਆਂ ਦੇਹਾਂ ਵੀ ਤੇਰੀ ਸੁਰਤ ਚੋਂ ਨਿਕਲਣੀਆਂ ਫਿਰ ਪ੍ਰਚਾਰਕ ਦੀ ਦੇਹ ਵੀ ਆ ਸਕਦੀ ਹੈ ਪ੍ਰਚਾਰਕ ਕੀ ਸੁਰਤ ਆਈ ਜਾਵੇ ਬੋਲਣ ਵਾਲਾ ਹੀ ਆਈ ਜਾਂਦਾ ਗਲਾ ਤੇ ਪਰੇ ਕੱਢ ਦੇ ਵਿਚਾਰਾਂ ਨੂੰ ਸਾਹਮਣੇ ਰੱਖੋ ਤੁਹਾਡਾ ਗੁਰੂ ਵਿਚਾਰ ਹੈ ਸੋਚ ਹੈ ਗਿਆਨ ਹੈ ਆਪਾਂ ਗਿਆਨ ਨੂੰ ਸਾਹਮਣੇ ਰੱਖਿਓ ਇਸ ਕਰਕੇ ਆਸ਼ਕ ਉਸ ਗਲੇ ਦੇ ਨਹੀਂ ਹੋ ਜਾਣਾ ਹੁਣ ਵੇਖੋ ਆਵਾਜ਼ ਕਿੰਨੀ ਵਧੀ ਹੈ ਪਰ ਗਲੇ ਦੇ ਆਸ਼ਕ ਬਣ ਜਾਓਗੇ ਤੁਸੀਂ ਜੋ ਕਿਹਾ ਜਾ ਰਿਹਾ ਹੈ ਉਸ ਬਚਨ ਦੇ ਆਸ਼ਕ ਬਣਾਂਗੇ ਉਸ ਗਿਆਨ ਦੇ ਆਸ਼ਕ ਜਾਓ ਬਸ ਇਹ ਚੇਤਾ ਰੱਖਿਓ ਮੇਰੇ ਵੀਰੋ ਬਸ ਵਧੀਆ ਵਿਚਾਰ ਆ ਜਾਣ ਗਾਇਕਾਂ ਨੇ ਕੀ ਦਿੱਤਾ ਹੈ ਮਾੜੇ ਵਿਚਾਰ ਤੇ ਗੁਰੂ ਜੀ ਨੇ ਕੀ ਦੇਣਾ ਚੰਗੇ ਵਿਚਾਰ ਤੇ ਮਾੜੇ ਵਿਚਾਰ ਜਿਨ੍ਹਾਂ ਨੇ ਦਿੱਤੇ ਐ ਜਿਨ੍ਹਾਂ ਨੇ ਚੰਗੇ ਵਿਚਾਰ ਦਿੱਤੇ ਆ ਉਹਨਾਂ ਨੂੰ ਧੰਨ ਸੋ ਕਾਗਦ ਲੋ ਪੜੋ ਕਲਮ ਧੰਨ ਧੰਨ ਭਾਂਡਾ ਧੰਨ ਲੁਧਿਆਣੇ ਦੇ ਏਰੀਏ 'ਚ ਦੋ ਤਿੰਨ ਵਾਰੀ ਮੈਂ ਪੰਕਤੀਆਂ ਗਾਤੀਆਂ ਧੰਨ ਹੈ ਉਹ ਹੱਥ ਕਲਮ ਧੰਨ ਭਾਂਡਾ ਧੰਨ ਉਹ ਸ਼ਾਈ ਧੰਨ ਉਹ ਕਾਗਜ਼ ਧੰਨ ਹੈ ਜਿੱਥੇ ਸੱਚ ਲਿਖਿਆ ਜਾਏ ਉਹ ਗਲੇ ਧੰਨ ਬਈ ਸੱਚ ਬੋਲਣ ਲੱਗ ਜਾ ਗਲਾ ਧੰਨਤਾ ਜੋਗ ਹੈ ਉਹ ਗਲਾ ਪਿਆਰਾ ਹੈ ਉਹ ਕਲਮ ਪਿਆਰੀ ਹੈ ਉਹ ਦੁਆਤ ਪਿਆਰੀ ਹੈ ਉਹ ਸ਼ਾਈ ਵਧੀਆ ਲੱਗਦੀ ਹੈ ਉਹ ਕਾਗਜ਼ ਵਧੀਆ ਲੱਗਦਾ ਹੈ ਲਿਖਣ ਵਾਲਾ ਵਧੀਆ ਲੱਗਦਾ ਹੈ ਜਿਨੇ ਸੱਚ ਲਿਖਿਆ ਲੋ ਸੁਣ ਲੋ ਧਨ ਸੋ ਕਾਗਦ ਕਲਮ ਤਨ ਧਨ ਪਾਂਡਾ ਧਨ ਮਸੂ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਹੈ ਕੋਈ ਵੀਰ ਜਿਹਦੇ ਜਿਹਦੇ ਜਿਹਨੂੰ ਤੁਕਾਂਤ ਬਣਾਉਣੀ ਆਉਂਦੀ ਹੈ ਨਾ ਅੱਜ ਕਲਮ ਚੁੱਕ ਕੇ ਗੁਰਬਾਣੀ ਦਾ ਗਿਆਨ ਲੈ ਕੇ ਆਲਾ ਦੁਆਲਾ ਵੇਖ ਕੇ ਸੱਚ ਲਿਖਣ ਲੱਗ ਜੇ ਵੀਰਾ ਤੇਰੀ ਕਲਮ ਵੀ ਤਨ ਹੈ ਤੇਰਾ ਹੱਥ ਵੀ ਤਨ ਹੈ ਤੇਰੀ ਦੇਹ ਤਨ ਹੈ ਤੈਨੂੰ ਵੀ ਮੈਂ ਤਨ ਕਹਾਂਗਾ ਤਨ ਹੈ ਤੇਰਾ ਹੱਥ ਕਿੰਨਾ ਸੋਹਣਾ ਲਿਖਦਾ ਹੈ ਬਈ ਪੱਤਰਕਾਰਾ ਕਮਾਲ ਕਰ ਦਿੰਦਾ ਕਿੰਨਾ ਵਧੀਆ ਲਿਖਦਾ ਹੈ ਮੇਰੇ ਵੀਰੋ ਤੁਹਾਡੇ ਚੋਂ ਜਿੰਨੇ ਮੇਰੇ ਵੀਰ ਬੋਲ ਸਕਦੇ ਐ ਉਹਨਾਂ ਵਿਚਾਰਾਂ ਨੂੰ ਸੱਚ ਬੋਲ ਸਕਦੇ ਐ ਮੈਂ ਤੈਨੂੰ ਵੀ ਧੰਨ ਕਾਂਗਾ ਧੰਨ ਐ ਬੋਲਣ ਵਾਲਿਆ ਤੇਰਾ ਗਲਾ ਧੰਨ ਐ ਸੱਚ ਬੋਲ ਤੈਨੂੰ ਵੀ ਧੰਨ ਅੱਜ ਵੀ ਲਿਖਣ ਲੱਗ ਜੋ ਕੋਈ ਵਧੀਆ ਵਧੀਆ ਲਿਖੋ ਧੰਨ ਕਾਂਗੇ ਤੁਹਾਨੂੰ ਤੇ ਜੇ ਗੰਦ ਪਾਓਗੇ ਗਲਤ ਬੋਲੋਗੇ ਗਲਤ ਲਿਖੋਗੇ ਵਿਚਾਰ ਗਲਤ ਦਿਓਗੇ ਬ੍ਰੇਨ ਡੈਡ ਕਰੋਗੇ ਦਿਮਾਗ ਡੈਡ ਕਰੋਗੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ ਕਹਿੰਦੇ ਕਲਮ ਚਲੋ ਸਣ ਮਸਵਾਣੀ ਹੈ ਕਾਗਦ ਵੀ ਜਲ ਜਾਓ ਲਿਖਣ ਵਾਲਾ ਚੱਲ ਬਲ ਵੇਖੋ ਕਿੱਥੇ ਕਿੱਡੀ ਕਰਾਰੀ ਸੱਟ ਮਾਰੀ ਕਰਾਰੀ ਸੱਟ ਸਾਡੇ ਗਾਉਣ ਵਾਲਿਆਂ ਦੇ ਠਾ ਵੱਜਣੀ ਚਾਹੀਦੀ ਹੈ ਦਿਮਾਗ ਵਿੱਚ ਲਿਖਣ ਵਾਲਿਆਂ ਦੇ ਵੱਜਣੀ ਚਾਹੀਦੀ ਹੈ ਵੀ ਮੇਰਾ ਗੁਰੂ ਕਹਿੰਦਾ ਵੇਖੋ ਗੁਰੂ ਸਾਹਿਬ ਕੀ ਕਹਿੰਦੇ ਆ ਹੁਣ ਆ ਪੰਕਤੀਆਂ ਜਿਹੜੇ ਵੀ ਗਲਤ ਲਿਖਦੇ ਐ ਗਲਤ ਗਾਉਂਦੇ ਐ ਇਹ ਉਹਨਾਂ ਨੂੰ ਅਕਲ ਲੈਣੀ ਚਾਹੀਦੀ ਐ ਤੇ ਜੇ ਸੁਣਿਓ ਜੇ ਸਾਰੇ ਗਾਇਕ ਇਕੱਠੇ ਹੋ ਕੇ ਆ ਮੇਰੇ ਤੇ ਆ ਮੇਰੇ ਬੋਲਣ ਵਾਲੇ ਜਿਹੜੇ ਆਪਾਂ ਦੋ ਤਿੰਨ ਵੀਰ ਅਸੀਂ ਸਾਰੇ ਬੈਠੇ ਆ ਮੇਰੇ ਤੇ ਕੇਸ ਕਰਨ ਤੁਰ ਪੈਣ ਵੀ ਇਹ ਸਾਡੇ ਤੇ ਤਵਾ ਲਾਉਂਦਾ ਫੇਰ ਕਹਿੰਦਾ ਕੌਣ ਹੈ ਧੰਨ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮੰਨਦੇ ਆ ਅਸੀਂ ਇਹਨਾਂ ਨੂੰ ਗੁਰੂ ਪਰਚਾ ਕਰਾ ਦਿਓ ਪਰਚਾ ਕਰਾ ਕੇ ਕਹੋ ਵੀ ਢੱਡਰੀਆਂ ਵਾਲਾ ਗਲਤ ਬੋਲਦਾ ਓਏ ਇਹ ਸਾਰੇ ਬਕਵਾਸ ਕਰਦੇ ਨੇ ਲੈ ਦੱਸ ਬਚਨ ਗੁਰੂ ਦੇ ਇਕੱਠੇ ਹੋ ਸਕਦੇ ਨੇ ਹੋ ਨਹੀਂ ਸਕਦੇ ਵੇਖੋ ਜੀ ਗਾਉਣ ਵਾਲਿਆਂ ਤੇ ਤਵਾ ਲਾਤਾ ਕਾਦਾ ਲਾਤਾ ਸੱਚ ਕਿਹਾ ਭਾਈ ਗਲਤ ਸੋਚ ਨਹੀਂ ਦੇਣੀ ਗਲਤ ਵਿਚਾਰ ਨਹੀਂ ਦੇਣੇ ਸਹੀ ਵਿਚਾਰ ਦੇ ਫਿਰ ਤੈਨੂੰ ਧੰਨ ਕਾਂਗੇ ਜੇ ਗਲਤ ਵਿਚਾਰ ਦੇਣਾ ਹੈ ਜੇ ਧੰਨ ਕਵਾਂਗੇ ਤਾਂ ਵੀ ਬਾਣੀ ਦੇ ਆਧਾਰ ਤੇ ਤੇ ਜੇ ਤੈਨੂੰ ਤੇਰੀ ਕਲਤਲ ਤੇਰੀ ਕਲਮ ਨੂੰ ਗਲਤ ਕਵਾਂਗੇ ਤਾਂ ਵੀ ਬਾਣੀ ਦੇ ਆਧਾਰ ਤੇ ਬਾਣੀ ਕਹਿੰਦੀ ਅਸੀਂ ਨਹੀਂ ਕਹਿੰਦੇ ਗੁਰਬਾਣੀ ਦਾ ਫੈਸਲਾ ਹੈ ਇਹ ਤੇ ਲਓ ਜੀ ਹੁਣ ਗੁਰੂ ਗ੍ਰੰਥ ਸਾਹਿਬ ਗਲਤ ਲਿਖਣ ਵਾਲਿਆਂ ਨੂੰ ਕੀ ਕਹਿੰਦੇ ਆ ਸੁਣੋ ਕਲਮ ਜਲਾ ਸਨ ਸੁਵਾਣੀਏ ਕਾਗਦ ਭੀ ਜਲ ਜਾ ਲਿਖਿਆ ਦੂਜਾ ਪਾਓ ਦੱਸੋ ਜੀ ਭਲਾ ਜੇ ਹੁਣ ਕੋਈ ਗਾਉਣ ਵਾਲਾ ਵਿੱਚ ਬੈਠਾ ਸੁਣਦਾ ਹੋਵੇ ਉਹਨੂੰ ਮੱਥਾ ਟੇਕਣਾ ਚਾਹੀਦਾ ਸੱਤ ਬਚਨ ਕਹਿ ਕੇ ਗਲਤੀ ਮੰਨਣੀ ਚਾਹੀਦੀ ਹੈ ਕਿ ਕੇਸ ਕਰਨਾ ਚਾਹੀਦਾ ਬੋਲੋ ਕੇਸ ਕਰਨਾ ਚਾਹੀਦਾ ਗਲਤੀ ਮੰਨੀ ਯਾਰ ਗਲਤ ਹੋ ਗਿਆ ਮੈਂ ਗਲਤੀ ਕਰ ਬੈਠਾ ਕਹਿਣਾ ਚਾਹੀਦਾ ਨਾ ਪਿਆਰੇ ਆ ਇਹਨੂੰ ਝੁਕਣਾ ਕਹਿੰਦੇ ਆ ਜੀ ਇਹਨੂੰ ਕਹਿੰਦੇ ਗੁਰੂ ਅੱਗੇ ਝੁਕ ਗਿਆ ਯਾਰ ਕਮਾਲ ਹੋ ਗਈ ਐ ਨਹੀਂ ਵੀ ਹਰਮੰਦਰ ਸਾਹਿਬ ਜਾਣ ਤੇ ਹਰਮੰਦਰ ਸਾਹਿਬ ਨਵੀਂ ਕੈਸ ਢਾਈ ਐ ਤੇ ਫਿਰ ਉੱਥੇ ਐ ਬਾਹਰ ਖੜ ਕੇ ਫਿਰ ਪੱਤਰਕਾਰ ਨੂੰ ਕਹਿੰਦੇ ਖਿੱਚ ਫੋਟੋ ਵੀ ਫੋਟੋ ਖਿੱਚ ਹੁਣ ਮੇਰੀ ਮੈਂ ਮੱਥਾ ਟੇਕਣ ਆਇਆ ਤੇ ਉਹ ਐ ਫਿਰ ਐ ਖੜ ਜਾਂਦੇ ਨੇ ਉਹ ਫਿਰ ਫੋਟੋ ਖਿੱਚ ਲੈਂਦਾ ਵੀ ਮੱਥਾ ਟੇਕਣ ਆਇਆ ਸੀ ਤੇ ਜਿਹੜਾ ਬਾਬਾ ਅੰਦਰ ਬੋਲਦਾ ਉਹਨੂੰ ਪੁੱਛ ਤੇ ਲੈ ਕਹਿੰਦਾ ਕੀ ਐ ਤੇਰੇ ਬਾਰੇ ਤੇ ਜੇ ਸਹੀ ਕਰ ਦਵੇਂਗਾ ਫਿਰ ਸੜ ਜਾ ਸਾਡੀ ਜ਼ਬਾਨ ਅਸੀਂ ਗਲਤ ਬੋਲੀਏ ਪਾਗਲਾਂ ਅਸੀਂ ਅਸੀਂ ਤੈਨੂੰ ਧੰਨ ਕਹਾਂਗੇ ਵੀ ਸ਼ੁਕਰ ਹੈ ਗੁਰੂ ਸਾਡਾ ਧੰਨ ਕਹਿੰਦਾ ਜੇ ਗੁਰੂ ਲਈ ਧੰਨ ਹੈ ਤੇ ਸਾਡੇ ਲਈ ਵੀ ਤੂੰ ਧੰਨ ਹੈ ਵਧੀਆ ਤੈਨੂੰ ਬਾੜਾ ਕਿਉਂ ਕਹਿੰਦਾ ਅਸੀਂ ਪਾਗਲ ਤੈਨੂੰ ਅਸੀਂ ਸਤਕਾਰ ਦੇਾਂਗੇ ਤੇਰੇ ਕੇ ਹੱਥ ਜੋੜ ਕੇ ਤੇਰੇ ਆ ਸਤਕਾਰ ਕਰਾਂਗੇ ਜਦੋਂ ਤੇਰਾ ਸਤਕਾਰ ਗੁਰੂ ਕਰਦਾ ਤੇ ਅਸੀਂ ਨਾ ਕਰਾਂਗੇ ਅਸੀਂ ਤੇ ਸਿੱਖ ਆਉਂਦੇ ਉਹਦੇ ਜਦੋਂ ਤੂੰ ਗਲਤ ਕਰਦਾ ਹੈ ਸਮਾਜ ਦਾ ਨੁਕਸਾਨ ਕਰਦਾ ਹੈ ਫਿਰ ਤੈਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਅਸੀਂ ਤੇ ਪੜ ਕੇ ਸੁਣਾਉਨੇ ਆ ਇਹਦੇ ਵਿੱਚ ਕੀ ਕਸੂਰ ਹੈ ਗਲਤ ਨੂੰ ਤੇ ਮੇਰਿਓ ਵੀਰੋ ਭਾਈ ਭਾਈਓ ਤੁਸੀਂ ਵੀ ਕਹਿ ਹੀ ਦਿੰਨੇ ਹੋ ਹੁਣ ਸ਼ਰਾਬੀਆਂ ਦੇ ਆਪਾਂ ਕਿਹੜਾ ਧੌਣਾ ਤੇ ਤਲਵਾਰਾਂ ਧਰ ਲੀਆਂ ਵੀ ਪੀਣ ਨਹੀਂ ਦੇਣੀ ਕਹਿ ਤੇ ਤੁਸੀਂ ਵੀ ਦਿੰਨੇ ਹੀ ਹੋ ਤੁਸੀਂ ਵੀ ਕਹਿੰਦੇ ਹੋ ਵੀ ਨਾ ਭਾਈ ਨਾ ਪੀਆ ਕਰ ਭਾਈ ਵਿਚਾਰ ਤੇ ਸਿਆਣਿਓ ਦਿੰਨੇ ਹੀ ਹੋ ਭਾਈ ਕਹਿ ਤਾਂ ਸਕਦੇ ਹੀ ਹੋ ਸਾਡੇ ਗੁਰੂ ਸਾਹਿਬ ਨੇ ਕਿਹਾ ਸਮਝਾਇਆ ਹੈ ਕਿਸੇ ਦੀ ਧੌਣ ਤੇ ਤਲਵਾਰ ਨਹੀਂ ਤਰੀ ਮਰਜ਼ੀ ਭਾਈ ਤੇਰੀ ਹੈ ਚੱਲਣਾ ਹੈ ਕਿ ਨਹੀਂ ਚੱਲਣਾ ਮੰਨਣਾ ਹੈ ਕਿ ਨਹੀਂ ਮੰਨਣਾ ਸੁਣਨਾ ਹੈ ਕਿ ਨਹੀਂ ਸੁਣਨਾ ਝੁਕਣਾ ਹੈ ਕਿ ਨਹੀਂ ਝੁਕਣਾ ਇਹ ਮਰਜ਼ੀ ਤੇਰੀ ਹੈ ਸਾਡਾ ਫਰਜ਼ ਹੈ ਤੈਨੂੰ ਕਹਿਣਾ ਤੈਨੂੰ ਸਮਝਾਣਾ ਬਸ ਗੁਰੂ ਸਾਹਿਬ ਸਮਝਾਉਂਦੇ ਐ ਆਪਣੇ ਵਰਗੇ ਅੱਗੇ ਦੱਸਦੇ ਐ ਹੁਣ ਵੇਖਿਓ ਜੀ ਜੇ ਨਸ਼ਿਆਂ ਦੀ ਗੱਲ ਚੱਲਦੀ ਹੋਵੇ ਸੁਣਿਓ ਧਿਆਨ ਨਾਲ ਸੁਣਿਓ ਨਸ਼ਿਆਂ ਦੀ ਗੱਲ ਕਰਦੇ ਆ ਮਾਨਸ ਭਰਿਆ ਆਣਿਆ ਮਾਨਸ ਭਰਿਆ ਇੱਕ ਆਇਆ ਇੱਕ ਨੇ ਕਹਿੰਦੇ ਪੈਗ ਭਰ ਲਿਆ ਦੂਜੇ ਨੇ ਪੀ ਲਿਆ ਬਸ ਐ ਇਕੱਠੇ ਜੇ ਹੋ ਕੇ ਪੀ ਰਹੇ ਆ ਹੁਣ ਆ ਪੰਕਤੀਆਂ ਸੁਣ ਲਓ ਹੁਣ ਸ਼ਰਾਬੀ ਵੀਰ ਵਿੱਚ ਬੈਠੇ ਹੋਣਗੇ ਪੀਣ ਵਾਲੇ ਜਾਂ ਨਸ਼ਾ ਕਰਨ ਵਾਲੇ ਹੁਣ ਗੁਰੂ ਅਮਰਦਾਸ ਜੀ ਦਾ ਬਚਨ ਹੈ ਲੋ ਪੂਰਾ ਇੱਕ ਵਾਰ ਪੂਰਾ ਬਚਨ ਸੁਣ ਲਓ ਮਾਨਸ ਭਰੇ ਆਣਿਆ ਮਾਨਸ ਭਰੇ ਆਏ ਜੇ ਤੋ ਪੀਤੇ ਮਤ ਦੂਰ ਹੋਏ ਬਰਨ ਪਵੇ ਵਿੱਚ ਆ ਆਪਣਾ ਪਰਾਇਆ ਨਾ ਪੁਛਾਣਈ ਖਸਮੋ ਤੱਕੇ ਜਿਤ ਪੀਤੇ ਖਸਮ ਵਿਸੂਰੇ ਦਰਗਾਹ ਮਿਲੇ ਸਜਾਏ ਝੂਠਾ ਮਦਮੂਲ ਨਾ ਪੀਚਾਈ ਜੇ ਪਾਰ ਵਸਾਏ ਲਓ ਜੀ ਸੁਣਿਓ ਇੱਥੇ ਤੱਕ ਵੀ ਕਹਿਤਾ ਵੀ ਮਰ ਭਾਵੇਂ ਜਾਵੀਂ ਝੂਠਾ ਮਦਮੂਲ ਨਾ ਪੀਚਈ ਕਾ ਪਾਰ ਭਾਵੇਂ ਪਾਰ ਲੱਗ ਜੀ ਭਾਵ ਜੀ ਭਾਵੇਂ ਪਰ ਪੀਵੀ ਨਾ ਸ਼ਰਾਬ ਨਾ ਪੀਵੀ ਇਹ ਪੀਣ ਦੇ ਨਾਲ ਮਤ ਦੂਰ ਹੋ ਜਾਏਗੀ ਕਮਲਪੁਣਾ ਆ ਜਾਏਗਾ ਤੇਰੇ ਅੰਦਰ ਕਮਲਾ ਜਿਹਾ ਬਣ ਜਾਏਗਾ ਇਹ ਹੁਣ ਕਿਹਦਾ ਬਚਨ ਹੈ ਧੰਨ ਗੁਰੂ ਅਮਰਦਾਸ ਜੀ ਦਾ ਲਿਖਿਆ ਕਾਦੇ ਜੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਿਆ ਅਸੀਂ ਕੀ ਕੀਤਾ ਪੜ ਕੇ ਸੁਣਾਇਆ ਨਾ ਲੈ ਹੁਣ ਪਿੰਡ ਦੇ ਸਾਰੇ ਜਿੰਨੇ ਸ਼ਰਾਬੀ ਨੇ ਨਾ ਉਹ ਕੱਲ ਨੂੰ ਇਕੱਠੇ ਹੋ ਕੇ ਮੇਰੇ ਤੇ ਪਰਚਾ ਕਰਾਓ ਵੀ ਲੈ ਜੀ ਸ਼ਰਾਬ ਦੇ ਵਿਰੁੱਧ ਬੋਲਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਮੈਨੂੰ ਦੱਸੋ ਮੈਂ ਬੋਲਾਂ ਕੀ ਕਦੀ ਕੋਈ ਗਾਉਣ ਵਾਲਾ ਕਰਾ ਦੇ ਕਦੀ ਕੋਈ ਸ਼ਰਾਬੀ ਕਰਾ ਦੇ ਕਦੀ ਕੋਈ ਦੱਸੋ ਫਿਰ ਬੋਲੀਏ ਕੀ ਪਰ ਗੱਲਾਂ ਤੇ ਸੱਚੀਆਂ ਨੇ ਨਾ ਪਿਆਰੇ ਹੈ ਤੇ ਸੱਚ ਹੈ ਜਿੰਨੇ ਤੁਹਾਡੇ ਚ ਅੰਮ੍ਰਿਤਧਾਰੀ ਸਿੰਘ ਬੜੇ ਪੀਂਦੇ ਸੀ ਪਹਿਲਾਂ ਬੜੀ ਪੀਤੀ ਪਰ ਹੁਣ ਛੱਡਤੀ ਬੜਿਆਂ ਮੇਰਿਆਂ ਵੀਰਾਂ ਨੇ ਪੀ ਰਹੇ ਨੇ ਪਰ ਉਹਨਾਂ ਨੇ ਛੱਡ ਦੇਣੀ ਹੈ ਮੈਨੂੰ ਪਤਾ ਹੈ ਗੁਰਬਾਣੀ ਦਾ ਸੱਚ ਹੈ ਲੋਕਾਂ ਤੱਕ ਆਉਣਾ ਚਾਹੀਦਾ ਹੈ ਅੱਗੇ ਅਗਲੇ ਦੀ ਮਰਜ਼ੀ ਹੈ ਮੰਨਣਾ ਜਾਂ ਨਾ ਮੰਨਣਾ ਅੱਗੇ ਅਗਲੇ ਦੀ ਮਰਜ਼ੀ ਪਰ ਗੁਰਬਾਣੀ ਦਾ ਗਿਆਨ ਆਉਣਾ ਚਾਹੀਦਾ ਸਾਹਮਣੇ ਤੇ ਜੇ ਗੁਰਬਾਣੀ ਦਾ ਸੱਚ ਪਿਛਲਿਆਂ ਸਾਲਾਂ ਵਿੱਚ ਸਾਹਮਣੇ ਆਇਆ ਹੁੰਦਾ ਨਾ ਪਿਛਲੇ 20 50 ਸਾਲਾਂ ਤੋਂ ਜੇ ਸੱਚ ਸਾਹਮਣੇ ਆਉਂਦਾ ਤੇ ਪੰਜਾਬ ਦਾ ਆ ਹਾਲ ਨਹੀਂ ਸੀ ਹੋਣਾ ਤੇ ਇਸ ਗੱਲ ਦੀ ਗਰੰਟੀ ਹੈ ਇਸ ਗੱਲ ਦੀ ਗਰੰਟੀ ਹੈ ਗਰੰਟੀ ਵੀ ਜਿਵੇਂ ਐਦਾਂ ਬਹਿ ਕੇ ਸੁਣਦੇ ਹੋ ਨਾ ਨੌਜਵਾਨ ਜਿਵੇਂ ਚਾਹ ਨਾਲ ਆਉਂਦੇ ਹੋ ਟਰਾਲੀਆਂ 'ਚ ਬਹਿ ਕੇ ਮੋਟਰਸਾਈਕਲਾਂ ਤੇ ਬਹਿ ਕੇ ਦੂਰੋਂ ਦੂਰੋਂ ਐਡੇ ਵੱਡੇ ਇਕੱਠ 'ਚ ਸੁਣਦੇ ਹੋ ਜੇ ਐ ਟਿਕ ਕੇ ਸੁਣੀ ਜਾਈਏ ਤੇ ਮੇਰੇ ਵਰਗਾ ਬੰਦਾ ਵੀ ਬੇਈਮਾਨੀ ਨਾ ਕਰੇ ਜੋ ਲਿਖਿਆ ਉਵੇਂ ਜਿਵੇਂ ਪੜ ਪੜ ਕੇ ਸੁਣਾਈ ਜਾਵੇ ਮੈਂ ਕਹਿੰਦਾ 5 7 10 ਸਾਲਾਂ ਵਿੱਚ ਫਿਰ ਪੰਜਾਬ ਦਾ ਨਕਸ਼ਾ ਵੇਖਿਓ ਸ੍ਰੀ ਅਕਾਲ ਜੇ ਸੁਣਨ ਲੱਗ ਜਾਣ ਜੇ ਐ ਬਹਿ ਕੇ ਸੁਣਨ ਗੁਰਬਾਣੀ ਵਿੱਚ ਬੜੀ ਵੱਡੀ ਤਾਕਤ ਹੈ ਜੀ ਸਾਡੇ ਵਰਗਿਆਂ ਦੀ ਔਕਾਤ ਕੀ ਹੈ ਕਿਸੇ ਬੰਦੇ ਦੀ ਜ਼ਿੰਦਗੀ ਬਦਲ ਦੇਣ ਪਰ ਗੁਰਬਾਣੀ 'ਚ ਬਹੁਤ ਵੱਡੀ ਤਾਕਤ ਹੈ ਗੁਰਬਾਣੀ ਦਾ ਸੱਚ ਬੰਦੇ ਦੇ ਸਾਰੇ ਸ਼ੰਕੇ ਡਾਊਟ ਕਲੀਅਰ ਕਰ ਦਿੰਦਾ ਹੈ ਗੁਰਬਾਣੀ ਦੇ ਸੱਚ ਦੇ ਸਾਹਮਣੇ ਨਾ ਜੀ ਕੋਈ ਸ਼ੰਕਾ ਰਹਿੰਦਾ ਹੀ ਨਹੀਂ ਇਸ ਕਰਕੇ ਸੱਚ ਸੁਣ ਸੁਣ ਕੇ ਸੱਚ ਦਾ ਰੰਗ ਚੜ ਜਾਂਦਾ ਸੱਚ ਦਾ ਰੰਗ ਲਓ ਆਪਾਂ ਸ਼ਬਦ ਵਿਚਾਰ ਸ਼ੁਰੂ ਕਰੀਏ ਪੰਚਮ ਪਾਤਸ਼ਾਹ ਦਾ ਬਚਨ ਹੈ ਲਾਲ ਰੰਗ ਇਹ ਲਾਲ ਰੰਗ ਦਾ ਮਤਲਬ ਹੈ ਨਾਮ ਲਾਲ ਮਤਲਬ ਸੱਚ ਨਾਮ ਰੰਗ ਸੱਚ ਰੰਗ ਕਿੰਨਾ ਨੂੰ ਚੜਦਾ ਹੈ ਜਿਨ੍ਹਾਂ ਦੇ ਵੱਡੇ ਭਾਗ ਆ ਲਓ ਹੁਣ ਸੁਣਿਓ ਧਿਆਨ ਇਕਾਗਰ ਰੱਖਿਓ ਆਪਾਂ ਥੋੜਾ ਜਿਹਾ ਇਤਿਹਾਸ ਵੀ ਨਾਲ ਕੋਸ਼ਿਸ਼ ਕਰਾਂਗੇ ਇਹਦੇ ਨਾਲ ਰਿਲੇਟਡ ਹੋਵੇ ਜਿਹੜਾ ਜੁੜਦਾ ਹੋਵੇ ਨਾਲ ਥੋੜਾ ਜਿਹਾ ਇਤਿਹਾਸ ਵੀ ਪਰ ਸ਼ਬਦ ਵਿਚਾਰ ਨੂੰ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਕਿਰਪਾ ਕਰਕੇ ਇਕਾਗਰਤਾ ਬਖਸ਼ੋ ਸੁਣੋ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਪਾਗਾ ਮਹਿਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ ਸੁਣੋ ਲਾਲ ਰੰਗ ਲਾਲ ਰੰਗ ਦਾ ਮਤਲਬ ਹੈ ਜੀ ਸੱਚ ਰੰਗ ਲਾਲ ਮਤਲਬ ਸੱਚ ਨਾਮ ਰੰਗ ਉਹਨਾਂ ਨੂੰ ਚੜਦਾ ਹੈ ਕਿੰਨਾਂ ਨੂੰ ਚੜਦਾ ਹੈ ਜੀ ਜਿਨ੍ਹਾਂ ਦੇ ਵੱਡੇ ਭਾਗ ਹੁਣ ਇੱਥੇ ਸਾਡੇ 'ਚ ਪਤਾ ਕਈ ਕੀ ਕਹਿਣਗੇ ਚੱਲ ਫਿਰ ਸਾਡੇ ਵੱਡੇ ਭਾਗ ਹੈ ਨਹੀਂ ਕਈਆਂ ਦੇ ਹੋਣਗੇ ਉਹਨਾਂ ਨੂੰ ਚੜ ਜੂ ਸਾਡੇ ਮਤਲਬ ਮਾੜੇ ਭਾਗ ਨੇ ਸਾਨੂੰ ਤਾਂ ਨਹੀਂ ਚੜਿਆ ਗੱਲ ਖਤਮ ਬਚ ਗਏ ਨਾ ਵੇਖੋ ਕਿੰਨਾ ਸੌਖਾ ਤਰੀਕਾ ਹੋ ਗਿਆ ਪਰ ਅੱਗੇ ਕਈ ਵਾਰੀ ਬੇਨਤੀ ਕੀਤੀ ਹੈ ਵੀ ਭਾਗ ਰੱਬ ਨੇ ਨਹੀਂ ਲਿਖੇ ਆਪਾਂ ਲਿਖਣੇ ਐ ਕਰ ਕਰ ਕਰਨਾ ਲਿਖ ਲੈ ਜਾਹੋ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਆਪੇ ਹੀ ਖਾ ਅਸੀਂ ਭਾਗ ਲਿਖਣੇ ਆ ਜਿੱਦਾਂ ਦੇ ਬੰਦਾ ਕਰਮ ਕਰਦਾ ਹੈ ਦਿਨ ਰਾਤ ਕਮਾਏ ਅੜੋ ਸੋ ਆਇਓ ਮੱਥ ਹੈ ਜਿੱਦਾਂ ਦੇ ਦਿਨ ਰਾਤ ਕੰਮ ਕਰੋਗੇ ਉਦਾਂ ਦੇ ਮੱਥੇ ਦੇ ਭਾਗ ਬਣ ਜਾਣਗੇ ਲਿਖਣਾ ਕਿੰਨੇ ਐ ਲੋ ਆ ਵੀ ਪੜ ਲੋ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਪੜੋ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖੋ ਆਪਣੜੇ ਗਿਰਵਾ ਸੇਵਾ ਕਰ ਦੇਖੂ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਾਲੇ ਲਿਖ ਨਾ ਲੇਖ ਲਿਖਦਾ ਕੌਣ ਹੈ ਜੀ ਬੰਦਾ ਜਿੱਦਾਂ ਦੇ ਆਪਾਂ ਕੰਮ ਕਰਦੇ ਆ ਉਦਾਂ ਦੇ ਮੱਥੇ ਦੇ ਭਾਗ ਲਿਖੇ ਜਾਂਦੇ ਆ ਸੁਣੋ ਜੇ ਬੰਦਾ ਐ ਮਰਨ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਐ ਵੀ ਉਦਾਂ ਤੇ ਤੂੰ ਬੜਾ ਸਿਆਣਾ ਬਣਿਆ ਫਿਰਦਾ ਐ ਤੈਨੂੰ ਗੱਲਾਂ ਤੇ ਬਹੁਤ ਸਿਆਣੀਆਂ ਆਉਂਦੀਆਂ ਨੇ ਪਰ ਸਵਾਦ ਤਾਂ ਹੈ ਜੇ ਸੋਚ ਮਾੜੀ ਤੇਰੀ ਖਤਮ ਹੋਵੇ ਵੇਖੋ ਨਾ ਕਿਰਪਾ ਕਰਕੇ ਇਸ ਗੱਲ ਨੂੰ ਸਮਝੋ ਧਿਆਨ ਨਾਲ ਸਮਝੋ ਸਮਝਿਓ ਜਰਾ ਅੱਗੇ ਵੀ ਬੇਨਤੀ ਕੀਤੀ ਸੀ ਵੀ ਜੇ ਆਪਾਂ ਆਪਣੇ ਪਿੰਡਾਂ ਦੇ ਵਿੱਚ ਨਾ ਨੌਜਵਾਨ ਵੀਰ ਇਕੱਠੇ ਹੋ ਜਾਣ ਤੁਸੀਂ ਸਾਰਿਆਂ ਪਿੰਡਾਂ ਦੇ ਵਿੱਚ ਕਾਪੀ ਪੈਨ ਲੈ ਕੇ ਜਾਓ ਕੱਲੇ ਕੱਲੇ ਪਿੰਡ 'ਚ ਜਾ ਕੇ ਕੱਲੇ ਕੱਲੇ ਘਰ ਜਾ ਕੇ ਕੱਲੇ ਕੱਲੇ ਬੰਦੇ ਨੂੰ ਪੁੱਛਿਓ ਤੁਸੀਂ ਨਾ ਪਿੰਡ ਦੇ 20 ਨੌਜਵਾਨ ਇਕੱਠੇ ਹੋ ਕੇ ਕਾਪੀ ਪੈਨ ਲੈ ਕੇ ਪੁੱਛਿਓ ਹਰੇਕ ਨੂੰ ਪੁੱਛਿਓ ਪਿੰਡ 'ਚ 1500 ਬੰਦਾ ਹੈ 1500 ਨੂੰ ਪੁੱਛਿਓ ਸਾਰੀਆਂ ਵੋਟ ਜਿੰਨੀਆਂ ਬਣੀਆਂ ਕੱਲੇ ਕੱਲੇ ਦੇ ਘਰ ਜਾ ਉਹਨਾਂ ਨੂੰ ਪੁੱਛਿਓ ਦੱਸਿਓ ਜੀ ਸ਼ਰਾਬ ਪੀਣੀ ਮਾੜੀ ਹੈ ਕਿ ਚੰਗੀ ਹੈ ਕੀ ਲਿਖਾਉਣਗੇ ਭਲਾ ਬੋਲੋ ਮਾੜੀ ਹੈ ਸਾਰੇ ਲਿਖਾਉਣਗੇ ਉਦੋਂ ਬਾਅਦ ਪਿੰਡ ਵਾਲੇ ਨੂੰ ਪੁੱਛਿਓ 2 ਨੰਬਰ ਤੇ ਭਰੂਣ ਹੱਤਿਆ ਢਿੱਡ ਵਿੱਚ ਬੱਚੀਆਂ ਨੂੰ ਮਾਰਨਾ ਮਾੜਾ ਹੈ ਕਿ ਚੰਗਾ ਹੈ ਕੀ ਕੀ ਲਿਖਾਉਣਗੇ ਭਲਾ ਮਾੜਾ ਫਿਰ ਪੁੱਛਿਓ ਲੱਚਰਵਾਦ ਨਗੇਜਵਾਦ ਮਾੜਾ ਹੈ ਕਿ ਚੰਗਾ ਕੀ ਲਿਖਾਉਣਗੇ ਮਾੜਾ ਇਹੀ ਲਿਖਾਉਣਗੇ ਫਿਰ ਉਹਨਾਂ ਨੂੰ ਪੁੱਛਿਓ ਦੱਸੋ ਜੀ ਮਾੜੀ ਗੰਦਮੰਦ ਖਲਾਰਨ ਵਾਲੇ ਗਾਇਕ ਮਾੜੇ ਨੇ ਕਿ ਚੰਗੇ ਨੇ ਕੀ ਲਿਖਾਉਣਗੇ ਭਲਾ ਇਹੀ ਲਿਖਾਣਗੇ ਸ਼ਰਾਬਾਂ ਮਾੜੀਆਂ ਨੇ ਨਸ਼ੇ ਮਾੜੇ ਨੇ ਭਾਈ ਲੜਕੀਆਂ ਨੂੰ ਧੀਆਂ ਭੈਣਾਂ ਨੂੰ ਨੱਚਦੀਆਂ ਨੂੰ ਵੇਖਣਾ ਨਗੇਜਵਾਦ ਵੇਖਣਾ ਚੰਗਾ ਹੈ ਕਿ ਮਾੜਾ ਹੈ ਕੀ ਲਿਖਾਉਣਗੇ ਭਲਾ ਇਹੀ ਲਿਖਾਣਗੇ ਸਾਰਾ ਪਿੰਨ ਤੁਸੀਂ ਹੈਰਾਨ ਹੋ ਜਾਓਗੇ ਕੱਲੇ ਕੱਲੇ ਬੰਦੇ ਕੋਲੋਂ ਨਾ ਕਾਪੀ ਲੈ ਕੇ ਲਿਖ ਕੇ ਲਿਆਓਗੇ ਜਦੋਂ ਘਰ ਆ ਕੇ ਵੇਖੋਗੇ ਸਾਰੇ ਬੱਚੇ ਵੇਖਿਓ ਹੈਰਾਨ ਇਹ ਹੋਵੋਗੇ ਵੀਰ ਮੇਰੇ ਐ ਸੋਚੋਗੇ ਵੀ ਯਾਰ ਸਾਰੇ ਸਾਧ ਸਾਡੇ ਪਿੰਡ 'ਚ ਹੀ ਰਹਿੰਦੇ ਨੇ ਆਖੋ ਸਾਧਾ ਸ੍ਰੀ ਵਾਸ ਤੁਹਾਨੂੰ ਐ ਲੱਗੂ ਵੀ ਇੰਨੇ ਵਧੀਆ ਵਿਚਾਰ ਨੇ ਲੋਕਾਂ ਦੇ ਕਮਾਲ ਵਿਚਾਰ ਕਿੰਨੇ ਵਧੀਆ ਤੁਹਾਨੂੰ ਇਹ ਲੱਗੂ ਵੀ ਸਾਡੇ ਪਿੰਡ ਵਰਗੇ ਵਿਚਾਰ ਤੇ ਕਿਸੇ ਦੇ ਸਾਰਾ ਪਿੰਡ ਹੀ ਗਿਆਨੀਆਂ ਦਾ ਯਾਰ ਸਾਰਾ ਪਿੰਡ ਕਹਿੰਦਾ ਸ਼ਰਾਬ ਮਾੜੀ ਹੈ ਨਸ਼ੇ ਮਾੜੇ ਨੇ ਨਗੇਜਵਾਦ ਮਾੜਾ ਹੈ ਲੱਚਰਵਾਦ ਮਾੜਾ ਹੈ ਐ ਨਹੀਂ ਲੱਗਦਾ ਵੀ ਸਾਰਾ ਪਿੰਡ ਹੀ ਸਾਧਾਂ ਦਾ ਪਰ ਪ੍ਰੋਬਲਮ ਕਿੱਥੇ ਆਉਂਦੀ ਹੈ ਪ੍ਰੋਬਲਮ ਉਦੋਂ ਆਉਣੀ ਹੈ ਜਿੱਦਣ ਆਪਣੇ ਤੇ ਪਈ ਜਿੱਦਣ ਉਸ ਗਿਆਨ ਦੇ ਦੀਵੇ ਵਿੱਚ ਆਪਣੇ ਆਪ ਨੂੰ ਸਾੜਨਾ ਪਿਆ ਬੱਤੀ ਬਣਾ ਕੇ ਆਪਣੇ ਆਪ ਨੂੰ ਜਦੋਂ ਜਾਲਣਾ ਪੈਂਦਾ ਪਤਾ ਫੇਰ ਲੱਗਦਾ ਹੈ ਜਿੱਦਣ ਲੋਕੀ ਕਹਿੰਦੇ ਤੇਰੇ ਤੀਜੀ ਵੀ ਲੜਕੀ ਆ ਰਹੀ ਹੈ ਉਦੋਂ ਫਿਰ ਪਤਾ ਲੱਗਦਾ ਵੀ ਜਨਮ ਲੈਣ ਦੇਗਾ ਕਿ ਨਹੀਂ ਗੱਲਾਂ ਗਿਆਨ ਦੀਆਂ ਤੇ ਹਰੇਕ ਹੀ ਕਰਦਾ ਹੈ ਜੇ ਤੇਰੇ ਮਾੜੇ ਲੇਖ ਨਾ ਮਿਟੇ ਭਾਵ ਤੇਰੀ ਸੋਚ ਤੇ ਮਾੜੀ ਹੋਈ ਰਹੀ ਕਹੀ ਜਾਂਦਾ ਸ਼ਰਾਬ ਮਾੜੀ ਹੈ ਤੇ ਬੋਤਲ ਨੂੰ ਵੇਖ ਕੇ ਰਾਣਾ ਸਿੱਟਣ ਲੱਗ ਜਾਣਾ ਫਿਰ ਫਾਇਦਾ ਕੀ ਹੋਇਆ ਕਈ ਜਾਂਦਾ ਧੀਆਂ ਭੈਣਾਂ ਦੇ ਮਗਰ ਫਿਰਦੇ ਨੇ ਗਲਤ ਨੇ ਬੰਦੇ ਪਰ ਤੇਰਾ ਖੁਦ ਦਾ ਮਨ ਡੋਲਦਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤੂੰ ਅਕਲ ਲਤੀਫ ਸਿਆਣਾ ਤੈਨੂੰ ਤਾਂ ਮੰਨੀਏ ਜੇ ਕਾਲੇ ਲੇਖ ਲਿਖਣੇ ਛੱਡੇ ਆਖੋ ਸਤਨਾਮ ਸ੍ਰੀ ਵਾਸ ਗੱਲਾਂ ਤੇ ਸਿਆਣੀਆਂ ਬਹੁਤ ਕਰ ਲੈਂਦਾ ਗੱਲਾਂ ਤੇ ਹਰੇਕ ਹੀ ਸਿਆਣੀਆਂ ਕਰ ਲੈਂਦਾ ਭਾਈ ਇੱਥੇ ਬਾਬਾ ਫਰੀਦ ਸਾਹਿਬ ਦੇ ਕਹਿਣ ਦਾ ਭਾਵ ਇਹ ਹੈ ਕਿ ਤੇਰੇ ਕਾਲੇ ਲੇਖ ਜੇ ਨਹੀਂ ਹਟੇ ਤੇ ਤੈਨੂੰ ਸਿਆਣਾ ਕਿਵੇਂ ਮੰਨ ਲਈਏ ਕਰਮ ਤੇਰੇ ਮਾੜੇ ਐ ਸੋਚ ਤੇਰੀ ਮਾੜੀ ਐ ਆਪ ਤੂੰ ਬਦਲਦਾ ਨਹੀਂ ਗੱਲਾਂ ਸੋਹਣੀਆਂ ਤੇ ਜਿਹਦੇ ਤੋਂ ਮਰਜ਼ੀ ਕਰਾ ਲੋ ਇੱਕ ਫਿਰ ਹੈ ਘਨੇਰੇ ਕਰੇ ਹੈ ਗੱਲਾਂ ਗੱਲੀ ਕਿਨੇ ਨਾ ਪਾਇਆ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਵਤਨ ਕੇ ਜਾਈਏ पूछत है वैद खात औखद न संजम से कैसे मिटे रोग सुख सहज समाइए पूछत है सुहागन कर्म है दुहागन के हृदय विचार कल्त सहजा बलाइए गाय सुने अख मीचे पाइए ना परम पद गुर उपदेश गह जो लो ना कमाइए ਗੱਲਾਂ ਤੇ ਗਿਆਨੀਆਂ ਵਾਲੀਆਂ ਆਪਾਂ ਸਾਰੇ ਕਰਾਂਗੇ ਜੀ ਸਾਰੇ ਇੱਕ ਤੋਂ ਇੱਕ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜਗ ਗਿਆਨੀ ਬਿਰਲਾ ਆਚਾਰੀ ਇੱਥੇ ਜਗਤੀ ਗਿਆਨੀਆਂ ਦਾ ਤੁਰਿਆ ਫਿਰਦਾ ਹੈ ਕਹਿੰਦੇ ਪ੍ਰੈਕਟੀਕਲ ਕਰਨ ਵਾਲੇ ਜ਼ਿੰਦਗੀ 'ਚ ਲਾਗੂ ਕਰਨ ਵਾਲਾ ਕੋਈ ਕੋਈ ਹੁੰਦਾ ਹੈ ਆਖੋ ਸਤਨਾਮ ਸ੍ਰੀ ਵਾਸ ਇਹਦਾ ਅਰਥ ਇਹ ਹੈ ਫਰੀਦਾ ਜੇ ਤੂੰ ਅਕਲ ਲਤੀਫ ਲੋ ਹੁਣ ਫੇਰ ਸੁਣਿਓ ਭਗਤੀ ਦੁਬਾਰਾ ਫੇਰ ਸੁਣੀਏ ਇੱਕ ਵਾਰ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਦੇਖ ਨਾ ਲੇਖੋ ਆਪਨੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖੋ ਕਹਿੰਦੇ ਆਪਣੇ ਅੰਦਰ ਤੇ ਵੇਖ ਲੈ ਸਿਆਣਾ ਤੇ ਬਣਿਆ ਫਿਰਦਾ ਪਰ ਆਪਣੀਆਂ ਕਰਤੂਤਾਂ ਤੇ ਵੇਖ ਲੈ ਸਿਆਣਾ ਤੇ ਬਣਿਆ ਫਿਰਦਾ ਗੱਲਾਂ ਤੇ ਸਿਆਣੀਆਂ ਬਥੇਰੀਆਂ ਕਰਦਾ ਹੈ ਗੱਲਾਂ ਤੇ ਬੜੀਆਂ ਸੋਹਣੀਆਂ ਕਰਦਾ ਹੈ ਪਰ ਖੁਦ ਹੱਥ ਵਿੱਚ ਦੀਵਾ ਫੜਿਆ ਖੂਹ ਵਿੱਚ ਡਿੱਗੀ ਡਿੱਗੀ ਜਾਂਦਾ ਹੈ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਏ ਗੱਲਾਂ ਨਾਲ ਥੋੜਾ ਗੱਲ ਬਣੇਗੀ ਗੱਲਾਂ ਤੇ ਬਥੇਰੇ ਕਰ ਲੈਂਦੇ ਆ ਪਰ ਗੱਲਾਂ ਨਾਲ ਨਹੀਂ ਕੋਈ ਪਹੁੰਚ ਸਕਦਾ ਲਓ ਪੜੀਏ ਗੱਲਾਂ ਨਾਲ ਨਹੀਂ ਪਹੁੰਚਿਆ ਜਾਣ ਗੱਲਾਂ ਨਾਲ ਨਹੀਂ ਦੇਸ਼ ਪਿਆਰੇ ਗੱਲਾਂ ਨਾਲ ਨਹੀਂ ਪਹੁੰਚਿਆ ਜਾਣ ਲੋੜ ਕਮਾਈਆਂ ਦੀ ਨਹੀਂ ਦੀ ਲੋੜ ਕਮਾਈਆਂ ਦੀ ਸਦਾਦਾਰ ਦੀ ਪਹੁੰਚੇ ਆਣਾ ਲੋੜ ਕਮਾਈਆਂ ਦੀ ਗੱਲਾਂ ਨਾਲ ਨਹੀਂ ਪਹੁੰਚਿਆ ਜਾ ਲੋੜ ਲੋੜ ਕਮਾਈਆਂ ਦੀ ਅੱਲਾ ਨਾਲ ਨਹੀਂ ਪਹੁੰਚਿਆ ਜਾਣਾ ਪਹੁੰਚਿਆ ਨਹੀਂ ਲੋੜ ਕਮਾਈਆਂ ਅੱਲਾ ਨਾਲ ਨਹੀਂ ਪਹੁੰਚਿਆ ਜਾਣਾ ਲੋੜ ਕਮਾਈਆਂ ਦੀ ਉਹ ਅੱਲਾ ਨਾਲ ਨਹੀਂ ਪਹੁੰਚਿਆ ਸੜੋ ਸੜੋ ਸੜੋ ਜਰਾ ਰੋੜ ਕਮਾਈਆਂ ਦੀ ਕਮਾਈਆਂ ਦੀ ਪਹੁੰਚ ਆ ਜਾਣਾ ਈ ਲੋੜ ਕਮਾਈਆਂ ਦੀ ਅੱਲਾ ਨਾਲ ਨਹੀਂ ਪਹੁੰਚਿਆ ਦੀ ਲੋੜ ਫੜੋ ਫੜੋ ਫੜੋ ਜਰਾ ਔੜ ਕਮਾਈਆਂ ਦੀ ਅੱਲਾ ਨਾਲ ਨਹੀਂ ਪਹੁੰਚਿਆ ਵਾਵਾ ਪਹੁੰਚਿਆ ਲੋੜ ਕਮਾਈਆਂ ਦੀ ਅੱਲਾ ਨਾਲ ਨਹੀਂ ਪਹੁੰਚਿਆ ਲੋੜ ਕਮਾਈਆਂ ਦੀ ਉਹ ਅੱਲਾ ਨਾਲ ਪਹੁੰਚਿਆ ਨਹੀਂ ਪਹੁੰਚਿਆ ਦਾਨੀ ਲੋੜ ਕਮਾਇਆ ਅੱਲਾ ਨਹੀਂ ਪਹੁੰਚਿਆ ਜਾਣਾ ਦੀ ਲੋੜ ਕਮਾਇਆ ਦੀ ਅੱਲਾ ਨਹੀਂ ਪਹੁੰਚਿਆ ਜਾਣਾ ਲੋੜ ਕਮਾਈਆਂ ਦੀ ਅੱਲਾ ਵਾਲੇ ਬੜੇ ਆ ਜੀ ਲੋੜ ਤੇ ਉਹਨਾਂ ਬਚਨਾਂ ਨੂੰ ਕਮਾਉਣ ਦੀ ਐ ਕਹਿ ਤੇ ਬੜਾ ਸੌਖਾ ਦੇਗਾ ਸ਼ਰਾਬ ਸਿਹਤ ਲਈ ਹਾਨੀਕਾਰਕ ਹੁਣ ਅਗਲਾ ਕਹਿੰਦਾ ਹੈ ਮੇਰੇ ਕਹਿਣ ਨਾਲ ਬੰਦਾ ਬਦਲ ਸਕਦਾ ਮੈਂ ਕਹਿਤਾ ਵੀ ਸ਼ਰਾਬ ਨਹੀਂ ਪੀਣੀ ਲੈ ਜੀ ਸਿੱਖ ਲਿਆ ਬੰਦੇ ਨੇ ਮੈਂ ਕੀ ਕਹਿਤਾ ਉਹ ਤੇ ਸ਼ਰਾਬ ਦੀ ਬੋਤਲ ਹੀ ਕਹੀ ਜਾਂਦੀ ਹੈ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹਾਨੀਕਾਰਕ ਉਹ ਬੋਤਲ ਤੇ ਲਿਖਿਆ ਪਿਆ ਕਮਾਈ ਤੇ ਤੇਰੀ ਹੈ ਜਦੋਂ ਤੂੰ ਮੰਨਣ ਲਈ ਜਿਹੜੀ ਤੈਨੂੰ ਘਾਲਣਾ ਘਾਲਣੀ ਪੈਣੀ ਹੈ ਸਾਰਾ ਕੁਝ ਤੇਰੇ ਤੇ ਹੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬੇ ਨੇ ਮੇਰੀ ਸ਼ਰਾਬ ਛਡਾਤੀ ਨਾ ਜੀ ਨਾ ਤੈਂ ਛੱਡੀ ਤੇਰੀ ਮਿਹਨਤ ਹੈ ਇਹ ਤੇਰੀ ਘਾਲਣਾ ਸਾਰੇ ਪੁੱਠੇ ਕੰਮ ਛਡਾਤੇ ਸਾਡੇ ਨਾ ਨਾ ਨਾ ਨਾ ਪੁੱਠੇ ਕੰਮ ਛਡਾਤੇ ਸੁਧਾਰਤਾ ਸੁਧਾਰਤਾ ਸੁਧਰਨ ਵਾਲੇ ਤੇ ਡਿਪੈਂਡ ਕਰਦਾ ਵੀ ਸੁਧਰਨਾ ਚਾਹੁੰਦਾ ਹੈ ਕਿ ਨਹੀਂ ਚਾਹੁੰਦਾ ਪਿਰਥੀ ਚੰਦ ਨਹੀਂ ਸੁਧਰਿਆ ਪੁੱਤ ਸੀ ਗੁਰੂ ਦਾ ਰਾਮ ਰਾਏ ਨਹੀਂ ਸੁਧਰਿਆ ਇਹ ਤੇ ਤੇਰੇ ਤੇ ਗੱਲ ਖੜਨੀ ਆ ਕੇ ਵੀ ਸੁਣ ਤੇ ਲਿਆ ਉਸ ਤੋਂ ਬਾਅਦ ਕਿੰਨੀ ਕੁ ਕਮਾਈ ਕਰ ਸਕਦਾ ਗੁਰੂ ਦੇ ਬਚਨ ਦੀ ਕਿੰਨਾ ਕੁ ਮੰਨ ਸਕਦਾ ਸਾਰਾ ਕੁਝ ਤੇਰੇ ਤੇ ਖੜਾ ਹੈ ਤਾਂ ਇਸੇ ਨੂੰ ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਕੋਈ ਨਹੀਂ ਕਰ ਸਕਦਾ ਕੁਝ ਕਰਮੀ ਆਪੋ ਆਪਣੀ ਹੈ ਇੱਥੇ ਇਹ ਚੇਤਾ ਰੱਖਿਓ ਸਾਰਾ ਕੁਝ ਤੇਰੇ ਤੇ ਖੜਾ ਹੈ ਐਨੀ ਗੱਲ ਸੁਣ ਲਈ ਪਰ ਨਾਰੀ ਧੀ ਭੈਣ ਪਰ ਨਾਰੀ ਧੀ ਭੈਣ ਬਖਾਣੇ ਤੇ ਸੁਣ ਲਿਆ ਬੜਦੇ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣਾ ਇਹ ਤੇ ਸਮਝ ਲਿਆ ਪਰ ਉਦੋਂ ਅੱਗੇ ਜਿਹੜਾ ਇਹ ਬਚਨ ਨੂੰ ਸੁਣ ਕੇ ਆਪਣੇ ਆਪ ਨਾਲ ਲੜਨਾ ਪੈਣਾ ਵੀ ਮਨਾ ਵੇਖੀ ਕਿਤੇ ਗਲਤੀ ਨਾ ਕਰ ਲਈ ਇਹ ਆਪਣੇ ਤੇ ਹੈ ਗੱਲ ਜਿਹੜੀ ਆਪਣੇ ਆਪ ਨੂੰ ਪੀੜਨਾ ਪੈਣਾ ਇਹਨਾਂ ਬਚਨਾਂ ਦੇ ਵਿੱਚ ਇੱਥੇ ਆ ਕੇ ਫੇਲ ਪੈ ਜਾਂਦੇ ਆ ਗੱਲਾਂ ਤੇ ਸਾਰੀ ਬੜੀਆਂ ਸੋਹਣੀਆਂ ਕਰ ਲੈਂਦੇ ਆ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਸਿਆਣਾ ਤੈਨੂੰ ਤਾਂ ਮੰਨੀਏ ਜੇ ਲੇਖ ਕਾਲੇ ਲਿਖਣੇ ਛੱਡੇ ਗੱਲਾਂ ਵੀ ਸੋਹਣੀਆਂ ਕਰੀ ਜਾਂਦਾ ਲੇਖ ਵੀ ਕਾਲੇ ਲਿਖੀ ਜਾਂਦਾ ਗੱਲਾਂ ਬਹੁਤ ਸੋਹਣੀਆਂ ਕਰਦਾ ਗੱਲਾਂ ਤੇਰੀ ਗੱਲਾਂ 'ਚ ਤੇ ਤੇਰੇ ਨਾਲ ਆ ਨਹੀਂ ਸਕਦਾ ਕੋਈ ਇੰਨੀਆਂ ਸੋਹਣੀਆਂ ਗੱਲਾਂ ਕਰ ਲੈਂਦਾ ਦੂਜਿਆਂ ਨੂੰ ਸਲਾਹਾਂ ਦਿੰਦਾ ਪਰ ਤੇਰਾ ਖੁਦ ਦਾ ਮਨ ਡੋਲਦਾ ਤੇਰੇ ਖੁਦ ਦੇ ਲੇਖ ਕਾਲੇ ਬਾਬਾ ਫਰੀਦ ਸਾਹਿਬ ਕਹਿੰਦੇ ਤਾਂ ਮੰਨੀਏ ਤੇ ਕਾਲੇ ਲੇਖ ਖਤਮ ਕਰਦਾ ਤੇ ਲੇਖ ਕਿੰਨੇ ਲਿਖਣੇ ਨੇ ਜੀ ਰੱਬ ਜੀ ਨੇ ਕਿ ਆਪਾਂ ਲਿਖਣੇ ਆ ਭਲਾ ਆਪਾਂ ਲਿਖਣੇ ਇਹ ਕਨਸੈਪਟ ਥੋੜਾ ਜਿਹਾ ਵੱਖਰਾ ਹੈ ਜਿਹੜਾ ਪੰਕਤੀ ਇਦਾਂ ਆਉਂਦੀ ਹੈ ਵੀ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ ਕਿਉਂਕਿ ਇਹਦੇ ਡਾਊਟ ਬੜੇ ਆ ਜਾਂਦੇ ਮਨ ਵੀ ਤੇ ਲਿਖਿਆ ਰੱਬ ਲਿਖਦਾ ਕਿਤੇ ਤੇ ਲਿਖਿਆ ਵੀ ਰੱਬ ਲਿਖਦਾ ਕਿਤੇ ਲਿਖਿਆ ਕਾਲੇ ਲਿਖਣਾ ਲੇਖ ਬੰਦੇ ਨੂੰ ਕਿਹਾ ਵੀ ਤੂੰ ਨਾ ਲਿਖ ਕਰ ਕਰ ਕਰਨਾ ਲਿਖ ਲੈ ਜਾਹੋ ਵੀ ਗੱਲਾਂ ਦੋ ਤੇ ਨਹੀਂ ਬਾਣੀ ਚ ਕੀਤੀਆਂ ਨਹੀਂ ਭਾਈ ਗੱਲ ਇੱਕੋ ਹੀ ਹੈ ਪਰ ਥੋੜਾ ਜਿਹਾ ਸਮਝਣ 'ਚ ਫਰਕ ਪੈ ਰਿਹਾ ਸਮਝਣ ਦੇ ਵਿੱਚ ਥੋੜਾ ਜਿਹਾ ਫਰਕ ਹੈ ਪਰ ਧਿਆਨ ਇਕਾਗਰ ਰੱਖਿਓ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਇਹਨੂੰ ਸਮਝਿਓ ਪਹਿਲਾਂ ਲਾਲ ਰੰਗ ਤੇ ਸਕੌਲ ਲੱਗਾ ਜਿਸ ਕੇ ਭਾਗ ਦਾ ਅਰਥ ਹੈ ਵਿਚਾਰ ਕਹਿੰਦੇ ਨਾਮ ਦਾ ਰੰਗ ਉਹਨਾਂ ਨੂੰ ਚੜਦਾ ਜਿਨ੍ਹਾਂ ਦੇ ਵਿਚਾਰ ਵਧੀਆ ਹੋਣ ਵੱਡੇ ਵਿਚਾਰ ਸੋਹਣੇ ਵਿਚਾਰ ਹੋਣ ਨਾਮ ਦਾ ਰੰਗ ਕਿੰਨਾਂ ਨੂੰ ਚੜਦਾ ਜਿਨ੍ਹਾਂ ਦੇ ਵਿਚਾਰ ਸੋਹਣੇ ਹੋਣ ਤੇ ਸੋਹਣੇ ਵਿਚਾਰ ਲੈਣ ਲਈ ਵੱਡੇ ਵਿਚਾਰ ਬਣਾਉਣ ਲਈ ਵਿਚਾਰ ਵਧੀਆ ਬਣਾਉਣ ਲਈ ਮਤਲਬ ਭਾਗ ਦਾ ਮਤਲਬ ਹੈ ਪਲਾਨ ਵਿਚਾਰ ਸੋਚ ਤੇ ਵਧੀਆ ਵਿਚਾਰ ਲੈਣ ਲਈ ਵਧੀਆ ਵਿਚਾਰਾਂ ਵਾਲਿਆਂ ਦੀ ਸੰਗਤ ਕਰਨੀ ਪਵੇਗੀ ਵੱਡੇ ਭਾਗ ਬਣਾਉਣ ਲਈ ਆ ਸਤਿਗੁਰੂ ਦੀ ਸੰਗਤ ਕਰੀਏ ਸਹਿਜ ਪਾਠ ਕਰੀਏ ਘਰ ਘਰ ਬਾਣੀ ਦੀਆਂ ਗੂੰਜਾਂ ਪਾਈਏ ਘਰ ਘਰ ਵਿੱਚ ਸਹਿਜ ਪਾਠ ਹੋਣ ਬਾਣੀ ਆਪ ਪੜ੍ਹੀਏ ਸਮਝੀਏ ਸਤਿਗੁਰ ਦੇ ਬਚਨ ਸੁਣ ਸਮਝ ਕੇ ਬਸ ਵਿਚਾਰ ਵਧੀਆ ਬਣ ਜਾਣ ਭਾਗ ਵਧੀਆ ਬਣ ਜਾਣ ਲਾਲ ਰੰਗ ਫਿਰ ਲੱਗ ਸਕਦਾ ਹੈ ਪਰ ਕਿੰਨਾ ਨੂੰ ਜਿਨ੍ਹਾਂ ਦੇ ਵੱਡੇ ਭਾਗ ਹੈ ਜਿਨ੍ਹਾਂ ਦੇ ਵਿਚਾਰ ਵਧੀਆ ਹੈ ਮੇਰੇ ਜਿਹੜੇ ਜਿਹੜੇ ਵੀਰਾਂ ਦੇ ਵਧੀਆ ਵਿਚਾਰ ਬਣ ਚੁੱਕੇ ਨੇ ਗੁਰਬਾਣੀ ਦੀ ਵਿਚਾਰ ਸੁਣ ਸੁਣ ਕੇ ਵਧੀਆ ਵਿਚਾਰ ਬਣ ਚੁੱਕੇ ਨੇ ਉਹਨਾਂ ਨੂੰ ਨਾਮ ਰੰਗ ਚੜਨਾ ਦੂਜਿਆਂ ਨੂੰ ਨਹੀਂ ਚੜਨਾ ਜਿਨ੍ਹਾਂ ਦੀ ਸੋਚ ਅਜੇ ਵੀ ਭੈੜੀ ਹੈ ਅਜੇ ਵੀ ਵਿਚਾਰ ਭੈੜੇ ਚੁੱਕੀ ਫਿਰਦੇ ਐ ਉਹਨਾਂ ਨੂੰ ਨਹੀਂ ਨਾਮ ਨਾਮ ਰੰਗ ਚੜਦਾ ਸੋ ਲਾਲ ਰੰਗ ਪੜੋ ਤਿਸ ਕੋ ਲੱਗਾ ਜਿਸ ਕੇ ਵੱਡ ਪਾਪਾ ਪੜੋ ਭਗਤ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ ਮੈਲਾ ਕਦ ਨਾ ਹੋਵਈ ਨਹਿ ਨਗ ਦਾਗਾ ਜਿਹੜੇ ਬੰਦੇ ਦੇ ਵਿਚਾਰ ਵਧੀਆ ਹੋਣਗੇ ਉਹਨੂੰ ਸੱਚ ਦਾ ਰੰਗ ਚੜ ਜਾਣਾ ਹੈ ਉਹਦੀ ਜ਼ਿੰਦਗੀ ਵਿੱਚ ਫਿਰ ਕੋਈ ਮੈਲ ਨਹੀਂ ਲੱਗਣੀ ਉਹਦੀ ਜ਼ਿੰਦਗੀ 'ਚ ਕੋਈ ਦਾਗ ਨਹੀਂ ਲੱਗਣਾ ਉਹ ਨੇਕ ਲੰਕ ਇੱਥੇ ਤੇ ਇੰਨੇ ਕਲੰਕ ਨੇ ਜੀ ਆਪਣੇ ਬੱਚਿਆਂ ਦੀਆਂ ਅੱਖਾਂ ਚੱਖਾਂ ਪਾ ਕੇ ਨਹੀਂ ਵੇਖ ਸਕਦੇ ਕਰਤੂਤਾਂ ਇਦਾਂ ਦੀਆਂ ਕਰਦੇ ਆ ਪਿਓ ਦੀ ਅੱਖ ਚੱਖ ਨਹੀਂ ਪੈਂਦੀ ਅੱਜ ਸਾਲ ਸਾਡਾ ਇਹ ਹੋਇਆ ਪਰ ਵਿਚਾਰ ਵਧੀਆ ਹੋਣ ਸੱਚ ਦਾ ਇਸ਼ਕ ਪੈਦਾ ਹੋ ਜਾਏ ਮਨ ਵਿੱਚ ਫੇਰ ਦਾਗ ਨਹੀਂ ਲੱਗਦਾ ਜ਼ਿੰਦਗੀ 'ਚ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਆਉਣਾ ਹੈ ਲਓ ਵੀ ਹੁਣ ਕੈਮ ਜੇ ਹੋ ਕੇ ਸਾਰੇ ਬੈਠੀਏ ਤੇ ਕਿਸੇ ਨੇ ਉੱਠਣਾ ਨਹੀਂ ਪੰਜ ਪਿਆਰਿਆਂ ਨੂੰ ਜੀ ਆਇਆਂ ਨੂੰ ਕਹੀਏ ਸਤਿਕਾਰ ਕਰੀਏ ਜਿਹੜੇ ਅੰਮ੍ਰਿਤ ਛਕ ਕੇ ਆਏ ਐ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਸ਼ਬਦ ਵਿਚਾਰ ਆਪਾਂ ਬਾਅਦ ਚ ਕਰਦੇ ਆ ਨਾਲ ਹੀ ਸੱਚੇ ਪਾਤਸ਼ਾਹ ਪਾਗਾਂ ਵਾਲੇ ਆ ਜਿਹੜੇ ਤੁਹਾਡੇ ਲੜ ਲੱਗ ਕੇ ਬਾਕੀਆਂ ਨੂੰ ਵੀ ਲਾ ਲਓ ਮਿਹਰ ਕਰੋ ਰੰਗ ਚੜ ਜੈ ਨਾਮ ਵਾਲਾ ਗੂੜਾ ਕਿਰਪਾ ਕਰਦੇ ਸਾਰਿਆਂ ਤੇ ਰੰਗ ਚੜ ਜੈ ਨਾਮ ਵਾਲਾ ਗੂੜਾ ਕਿਰਪਾ ਹੋਵੇ ਸਾਰਿਆਂ ਤੇ ਕਿਰਪਾ ਹੋਵੇ ਸਾਰਿਆਂ ਤੇ ਚੜਦੇ ਨਾਮੋ ਵਾਲਾ ਸਾਡੀ ਕਿਰਪਾ ਹੋਵੇ ਸਾਰਿਆਂ ਤੇ ਰੱਬ ਚੜਦੇ ਨਾਮ ਵਾਲਾ ਸਾਡੀ ਕਿਰਪਾ ਹੋਵੇ ਸਾਰਿਆਂ ਤੇ ਰੰਗ ਚੜਦੇ ਕਿਰਪਾ ਹੋ ਜੇ ਸਾਰਿਆਂ ਤੇ ਰੱਬ ਚੜ ਜੇ ਨਾਮ ਨਾਮ ਵਾਲਾ ਗੁਰਦਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ ਜੇ ਨਾਮ ਵਾਲਾ ਗੁਰਦਾ ਕਿਰਪਾ ਹੋ ਜੇ ਸਾਰਿਆਂ ਤੇ ਰੱਬ ਚੜ ਜੇ ਨਾਮ ਵਾਲਾ ਬੋਲੋ ਬੋਲੋ ਲਈ ਕਿਰਪਾ ਹੋ ਜੇ ਵਾਲਾ ਗੂੜਾ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜਾਵਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜਾਏ ਕਿਰਪਾ ਹੋ ਜਾਏ ਕਿਰਪਾ ਹੋ ਜਾਏ ਕਿਰਪਾ ਹੋ ਅੱਗੇ ਅੱਗੇ ਆ ਜਾਣ ਦਿਓ ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ ਐ ਆ ਜਿੰਨੀ ਕੁ ਜਗ੍ਹਾ ਹੈ ਇੱਥੇ ਬਹਿ ਜਾਣ ਦਿਓ ਹੋ ਜੇ ਕਿਰਪਾ ਹੋ ਜੇ ਹੋ ਜੇ ਕਿਰਪਾ ਹੋ ਜੇ ਕਿਰਪਾ ਹੋ ਜੇ ਹੋ ਜੇ ਕਿਰਪਾ ਹੋ ਜੇ ਦਿਓ ਸਾਰੇ ਬਿਠਾ ਦਿਓ ਬਈ ਸਾਰੀ ਸੰਗਤ ਜਿਹੜੇ ਆ ਰਹੇ ਨੇ ਅੱਗੇ ਅੱਗੇ ਭਾ ਦਿਓ ਜਿਹੜੇ ਪਿੱਛੋਂ ਆ ਰਹੇ ਨੇ ਫਟਾਫਟ ਆਉਣ ਦਿਓ ਰਾਹ ਖਾਲੀ ਕਰ ਦਿਓ ਜਲਦੀ ਜਲਦੀ ਭਾ ਦਿਓ ਸਿੰਘੋ ਬਹਿ ਜਾਓ ਸਾਰੇ ਆਪ ਵੀ ਅੱਗੇ ਨੂੰ ਆ ਜਾਣ ਦਿਓ ਸਾਰਿਆਂ ਜਿਹੜੇ ਅੰਮ੍ਰਿਤ ਛੱਕ ਛੱਕ ਕੇ ਆ ਰਹੇ ਅੱਗੇ ਆਉਣ ਦਿਓ ਆ ਜਿਹੜੇ ਕੈਮਰਿਆਂ ਵਾਲੇ ਖੜੇ ਹੋ ਥਾਂ ਛੱਡੋ ਖਾਲੀ ਕਰੋ ਜਗ੍ਹਾ ਫਟਾਫਟ ਲੰਘਣ ਦਿਓ ਸੰਗਤ ਨੂੰ 163 ਪ੍ਰਾਨੀ ਗੁਰੂ ਵਾਲੇ ਬਣੇ ਐ ਸਿੰਘ ਸਜੇ ਐ ਬਹੁਤ ਬਹੁਤ ਬਹੁਤ ਵਧਾਈਆਂ ਜੀ ਬੋਲੋ ਖੜੇ ਹੋ ਰਾਜ ਬਹਿ ਜਾਓ ਭਾਈ ਮੱਥਾ ਟੇਕੋ ਇੱਥੇ ਹੀ ਬਹਿ ਜਾਓ ਜਿੱਥੇ ਖੜੇ ਹੋ ਜਿਨ੍ਹਾਂ ਜਿਨ੍ਹਾਂ ਨੇ ਅਮਰ ਛਕਿਆ ਲੱਖ ਲੱਖ ਵਧਾਈਆਂ ਹੋਣ ਗੁਰੂ ਵਾਲੇ ਬਣੇ ਜਿਹੜੇ ਸੱਚੇ ਪਾਤਸ਼ਾਹ ਮੇਰ ਕਰਨ ਅਰਦਾਸ ਕਰੀਏ ਦਾਤਾ ਜੀ ਕਿਰਪਾ ਹੋ ਜੇ ਸਾਰਿਆਂ ਤੇ ਦਾਤਾ ਜੀ ਕਿਰਪਾ ਹੋ ਜੇ ਸਾਰਿਆਂ ਤੇ ਦਾਤਾ ਜੀ ਕਿਰਪਾ ਹੋ ਜੇ ਸਾਰਿਆਂ ਤੇ ਦਾਤਾ ਜੀ ਕਿਰਪਾ ਹੋ ਜੇ ਸਾਰਿਆਂ ਤੇ ਦਾਤਾ ਜੀ ਕਿਰਪਾ ਹੋ ਜੇ ਸਾਰਿਆਂ ਤੇ ਦਾਤਾ ਜੀ ਕਿਰਪਾ ਹੋ ਜੇ ਸਾਰਿਆਂ ਤੇ ਰੰਗ ਚੜ ਜੇ ਨਾਮ ਵਾਲਾ ਚੜ ਜੇ ਨਾਮ ਵਾਲਾ ਗੁਰੂ ਕਿਰਪਾ ਹੋ ਜੇ ਹੋ ਜੇ ਸਾਰਿਆਂ ਤੇ ਆਵੇ ਚਾਲੇ ਮੰਗਿਓ ਨਾ ਬਈ ਜਦੋਂ ਜਕਾਰਾ ਲੱਗੇ ਧਿਆਨ ਨਾਲ ਸੁਣੋ ਜਰਾ ਜਦੋਂ ਜਕਾਰਾ ਲੱਗੇ ਸਾਰੇ ਬਾਹਾਂ ਖੜੀਆਂ ਕਰੋ ਜਿਨ੍ਹਾਂ ਨੂੰ ਚਾਏ ਇਸ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਜਿਨ੍ਹਾਂ ਨੂੰ ਖੁਸ਼ੀ ਏ ਸੰਗਿਓ ਨਾ ਜਦੋਂ ਜਕਾਰਾ ਲੱਗੇ ਸਾਰੇ ਬਾਹਾਂ ਖੜੀਆਂ ਕਰੋ ਬੋਲੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਇੱਕ ਮਿੰਟ ਲਈ ਸਿੱਧੀਆਂ ਹੀ ਰੱਖ ਲਓ ਸਿੱਧੀਆਂ ਬੋਲੇ ਸੋ ਨਿਹਾਲ ਸ੍ਰੀ ਅਕਾਲ ਰਾਜ ਕਰੇਗਾ ਦੇਖਦੇ ਬੰਦੇ ਹਨ ਦੇਖਦੇ ਬੰਦੇ ਹਾਲ ਪੰਥ ਕੀ ਜੀਤ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਧਾਰੀ ਹੋਏ ਸਿੰਘ ਸਜੇ ਸਾਰਿਆਂ ਨੂੰ ਜੀ ਲੱਖ ਲੱਖ ਵਧਾਈਆਂ ਹੋਣ ਭਾਗਾਂ ਵਾਲੇ ਐ ਜਿਹੜੇ ਅੰਮ੍ਰਿਤ ਧਾਰੀ ਬਣ ਕੇ ਸਿੰਘ ਸੱਜ ਕੇ ਆਏ ਕੋਈ ਖੜਾ ਨਾ ਹੋਵੇ ਸਾਰੇ ਪਹਿਰੇਦਾਰ ਵੀ ਬਹਿ ਜਾਓ ਤਲੇ ਹੁਣ ਘਟਾ ਦੇ ਕਾਕਾ ਵਾਧਾ ਗਾ ਉਹ ਧਾਰਨਾ 'ਚ ਹੀ ਲੋੜ ਹੁੰਦੀ ਹੈ ਤੇ ਤੂੰ ਖੁਦ ਵੇਖ ਲਿਆ ਕਰ ਜਿੱਥੇ ਲੋੜ ਹੈ ਆਪੇ ਵਧਾਇਆ ਕਰ ਜਦੋਂ ਖਤਮ ਹੋ ਜਾਏ ਫਿਰ ਘਟਾ ਵੀ ਆਪੇ ਦਿਆ ਕਰ ਆਪੇ ਧਿਆਨ ਰੱਖੇ ਤੇਰੀ ਟੈਨਸ਼ਨ ਹੋਣੀ ਚਾਹੀਦੀ ਤੇਰੀ ਸਿਰਦਰਦੀ ਹੋਵੇ ਵੀ ਇੰਨੀ ਚਾਹੀਦੀ ਹੈ ਇੱਥੇ ਇੰਨੀ ਚਾਹੀਦੀ ਇਹ ਤੈਨੂੰ ਪਤਾ ਹੋਣਾ ਚਾਹੀਦਾ ਸੁਣੋ ਹੁਣ ਇਕਾਗਰਤਾ ਬਖਸ਼ਿਓ ਵੇਖਿਓ ਜਿਹੜੇ ਜਿਹੜੇ ਅੱਜ ਅੰਮ੍ਰਿਤਧਾਰੀ ਬਣ ਕੇ ਆਏ ਅੱਜ ਆਪਾਂ ਦਾਖਲਾ ਲਿਆ ਅੱਜ ਤੋਂ ਪੜ੍ਹਾਈ ਸ਼ੁਰੂ ਕਰਨੀ ਫਿਰ ਹੁਣ ਸਹਿਜ ਪਾਠ ਆਪਾਂ ਕਰਿਆ ਕਰੀਏ ਤੁਹਾਨੂੰ ਨਾ ਜੀ ਸਾਡੇ ਵਰਗਿਆਂ ਦਾ ਸਭ ਪਤਾ ਲੱਗਣਾ ਚਾਹੀਦਾ ਵੀ ਕੀ ਗਲਤ ਹੈ ਤੇ ਕੀ ਠੀਕ ਹੈ ਕੀ ਸੱਚ ਹੈ ਕੀ ਝੂਠ ਹੈ ਤੁਸੀਂ ਜਦੋਂ ਖੁਦ ਪੜੋਗੇ ਸਹਿਜ ਪਾਠ ਕਰੋਗੇ ਘਰ ਘਰ ਤੁਸੀਂ ਗੁਰਬਾਣੀ ਦੀਆਂ ਪੋਥੀਆਂ ਲਿਆਂਦੀਆਂ ਤੁਹਾਡਾ ਸਿੱਧਾ ਡਾਇਰੈਕਟ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਬਣੇਗਾ ਕੱਲਾ ਕੱਲਾ ਸ਼ਬਦ ਤੁਸੀਂ ਆਪ ਪੜਨਾ ਕੱਲਾ ਕੱਲਾ ਸ਼ਬਦ ਤੁਸੀਂ ਆਪ ਵੇਖਣਾ ਹੈ ਫਿਰ ਤੁਹਾਨੂੰ ਆਪੇ ਪਤਾ ਲੱਗਣਾ ਵੀ ਕੌਣ ਪ੍ਰਚਾਰਕ ਗਲਤ ਬੋਲਦਾ ਹੈ ਕਿਹੜਾ ਪ੍ਰਚਾਰਕ ਸਹੀ ਬੋਲਦਾ ਹੈ ਕਿਹੜਾ ਬਾਬਾ ਝੂਠ ਬੋਲਦਾ ਹੈ ਕਿਹੜਾ ਬਾਬਾ ਸਹੀ ਆਪੇ ਪਤਾ ਲੱਗੇ ਯਾਨੀ ਕਿ ਫਿਰ ਜੱਜ ਬਣ ਕੇ ਬੈਠੋਗੇ ਤੁਸੀਂ ਇੱਥੇ ਜੱਜ ਬਣ ਕੇ ਕੋਈ ਬੰਦਾ ਸਾਨੂੰ ਫਿਰ ਬੁੱਧੂ ਨਹੀਂ ਬਣਾ ਸਕਦਾ ਜਾਣਕਾਰ ਬੰਦੇ ਨੂੰ ਕਿਹੜਾ ਬੁੱਧੂ ਬਣਾ ਜੂ ਆਪਾਂ ਨੂੰ ਅੱਜ ਤੱਕ ਸਾਡੀ ਕੌਮ ਨੂੰ ਲੋਕਾਂ ਨੇ ਬੁੱਧੂ ਤਾਂ ਬਣਾਇਆ ਹੈ ਕਿਉਂਕਿ ਆਪਾਂ ਆਪ ਜਾਣਕਾਰੀ ਨਹੀਂ ਲਈ ਤੁਸੀਂ ਸਾਡੇ ਵਰਗਿਆਂ ਤੇ ਛੱਡਿਆ ਹੋਇਆ ਵੀ ਇਹ ਪੜਨਗੇ ਇਹ ਸੁਣਾ ਦੇਣਗੇ ਚਲੋ ਗੱਲ ਖਤਮ ਹੈ ਬਸ ਜੋ ਇਹ ਸੁਣਾ ਦੇਣਗੇ ਸਭ ਠੀਕ ਹੈ ਸਾਡਾ ਸੁਣਾਇਆ ਸਹੀ ਹੋਏਗਾ ਇਹ ਕਿਵੇਂ ਪਤਾ ਲੱਗੇ ਤੁਹਾਨੂੰ ਵੀ ਮੈਂ ਜੋ ਸੁਣਾਇਆ ਸਹੀ ਸੁਣਾਇਆ ਤੁਹਾਨੂੰ ਕਿਵੇਂ ਪਤਾ ਲੱਗੇ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਘਰ ਘਰ ਵਿੱਚ ਸਹਿਜ ਪਾਠ ਆਪ ਕਰਨੇ ਸ਼ੁਰੂ ਕਰੋ ਆ ਹੁਣ ਐਤਕੀ ਆ ਸ਼ਨੀਵਾਰ ਆਉਣਾ 2 ਦਿਨ ਰਹਿ ਗਏ 13 ਤਰੀਕ ਨੂੰ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਜਿਨ੍ਹਾਂ ਦਾ ਜੀ ਕਰੇ ਆਓ ਆਪਣੇ ਆਈਡੀ ਕਾਰਡ ਲੈ ਆਇਓ ਨਾਲ ਕੋਈ ਨਾ ਕੋਈ ਆਈਡੀ ਹੋਵੇ ਕੋਈ ਵੀ ਮੇਰਾ ਆ ਐਡਰੈਸ ਹੈ ਆ ਮੇਰਾ ਪਿੰਡ ਹੈ ਪੋਥੀਆਂ ਵੀ ਲੈ ਆਇਓ ਸਹਿਜ ਪਾਠ ਆਰੰਭ ਅਸੀਂ ਕਰਾ ਦੇਵਾਂਗੇ ਆਰੰਭ ਕਰਾ ਦੇਵਾਂਗੇ ਪੋਥੀਆਂ ਵੀ ਲੈ ਆਇਓ ਕੋਈ ਪੈਸਾ ਨਹੀਂ ਫਰੀ ਪਰ ਸਹਿਜ ਪਾਠ ਆਪ ਕਰੋ ਖੁਦ ਪੜੋ ਅਰਥਾਂ ਸਮੇਤ ਪੋਥੀਆਂ ਪੜੋ ਵੀ ਕੀ ਲਿਖਿਆ ਹੈ ਕੱਲਾ ਪਾਠ ਨਹੀਂ ਅਰਥ ਵੀ ਨਾਲ ਪੜੋ ਵੀ ਕੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਕੀ ਕੁਝ ਲਿਖਿਆ ਆਪੇ ਪੜੋਗੇ ਆਪੇ ਪਤਾ ਲੱਗ ਜਾਏਗਾ ਆਪੇ ਚਾਨਣ ਹੋ ਜਾਏਗਾ ਕੋਈ ਜੰਮਿਆ ਨਹੀਂ ਬੁੱਧੂ ਬਣਾਉਣ ਵਾਲਾ ਫਿਰ ਬਸ ਮੇਰੀ ਇਹ ਬੇਨਤੀ ਹੱਥ ਜੋੜ ਕੇ ਹੈ ਵੀ ਸਹਿਜ ਪਾਠ ਘਰ ਘਰ ਮੇਰੀ ਉਹ ਭੈਣੋ ਸਾਰੀਆਂ ਆਪ ਕਰਨਾ ਸ਼ੁਰੂ ਕਰ ਜਦੋਂ ਆਪਾਂ ਐਦਾਂ ਸੋਚ ਲਿਆ ਨਾ ਮਿਹਨਤ ਕਰਨੀ ਹੈ ਇਹ ਸੋਚ ਲਿਆ ਆਪਣੇ ਆਪ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰਤੀ ਫਿਰ ਰੰਗ ਚੜ ਜਾਣਾ ਰੰਗ ਫਿਰ ਇਸ਼ਕ ਹੋ ਜਾਂਦਾ ਜੀ ਸੱਚ ਨਾਲ ਸਿਧਾਂਤ ਨਾਲ ਇਸ਼ਕ ਹੋ ਜਾਂਦਾ ਗੁਰੂ ਜੀ ਦੇ ਵਡਮੁੱਲੇ ਵਿਚਾਰਾਂ ਨਾਲ ਪਿਆਰ ਪੈ ਜਾਣਾ ਫਿਰ ਆਪੇ ਪਿਆਰ ਪਏਗਾ ਫਿਰ ਮਰਿਆ ਜਾਂਦਾ ਜਦੋਂ ਪਿਆਰ ਹੀ ਨਹੀਂ ਪਿਆ ਮਰਾਂਗੇ ਕਿਵੇਂ ਆਪਾ ਕੁਰਬਾਨ ਕਰਨ ਨੂੰ ਜੀ ਕਰਦਾ ਫਿਰ ਸਤਗੁਰ ਦੇ ਬਚਨਾਂ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਜਦੋਂ ਬਚਨ ਆਪ ਪੜੇ ਹੋਣਗੇ ਪਤਾ ਤੇ ਲੱਗੇ ਵੀ ਲਿਖਿਆ ਕੀ ਹੈ ਇੱਕ ਵਾਰੀ ਆਪਣੀ ਜ਼ਿੰਦਗੀ 'ਚ ਸਹਿਜ ਪਾਠ ਕਰਤੇ ਲਈਏ ਵੇਖੀਏ ਤੇ ਸਹੀ ਕੀ ਕੁਝ ਲਿਖਿਆ ਅੱਖਾਂ ਖੋਲ ਦੇਣਗੇ ਸੱਚੇ ਪਾਤਸ਼ਾਹ ਗੁਰਬਾਣੀ ਦਾ ਸੱਚਾ ਗਿਆਨ ਪ੍ਰਾਪਤ ਕਰਾਂਗੇ ਜਦੋਂ ਇਸ ਕਰਕੇ ਜਿਨ੍ਹਾਂ ਨੇ ਮਨ ਬਣੇ 13 ਤਰੀਕ ਨੂੰ ਆਓ ਸਹਿਜ ਪਾਠ ਆਰੰਭ ਕਰਾ ਲਈਏ ਪੋਥੀਆਂ ਲੈ ਆਓ ਆਰੰਭ ਕਰ ਲਓ ਸਵੇਰੇ 10 ਵਜੇ ਸ਼ਨੀਵਾਰ 13 ਤਰੀਕ ਜਿਨ੍ਹਾਂ ਦਾ ਮਨ ਬਣੇ ਆਓ 200 ਸਹਿਜ ਪਾਠ ਆਰੰਭ ਹੋਣਾ ਹੈ ਹੋਰ ਆ ਜਾਣਗੇ ਹੋਰ ਹੋ ਜਾਏਗਾ 300 ਕਰਾ ਲਓ 500 ਕਰਾ ਲਓ 1000 ਪਾਠ ਹੋ ਗਏ ਜਿੰਨੇ ਸਹਿਜ ਪਾਠ ਆਰੰਭ ਹਰ ਮਹੀਨੇ ਹੀ ਅਸੀਂ ਸੋਚਿਆ ਵੀ ਕਰਿਆ ਕਰੀਏ ਸਹਿਜ ਪਾਠ ਆਰੰਭ ਕਰੀਏ ਘਰ ਘਰ ਬਾਣੀ ਜਾਵੇ ਆਪੇ ਚਾਨਣ ਹੋਵੇ ਅਕਲ ਆਵੇ ਸੋ ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲੱਗੈ ਇੱਕ ਵਾਰੀ ਜੇ ਇਸ਼ਕ ਲੱਗ ਗਿਆ ਨਾ ਇੱਕ ਵਾਰੀ ਇੱਕ ਵਾਰੀ ਜੇ ਰੰਗ ਚੜ ਗਿਆ ਫਿਰ ਲੈ ਨਹੀਂ ਸਕਦਾ ਇਹ ਐਸਾ ਰੰਗ ਹੈ ਐਸਾ ਪਿਆਰ ਹੈ ਜੇ ਇੱਕ ਵਾਰੀ ਪੈ ਗਿਆ ਫਿਰ ਲੈ ਨਹੀਂ ਸਕਦਾ ਐਸਾ ਨਸ਼ਾ ਚੜ ਜਾਂਦਾ ਨਾ ਬੰਦੇ ਨੂੰ ਫਿਰ ਉਹ ਕਹਿੰਦਾ ਭਾਵੇਂ ਚਰਖੜੀ ਤੇ ਚਾੜ ਦੋ ਭਾਵੇਂ ਦੇਗਾਂ ਚ ਕਾੜ ਦੋ ਭਾਵੇਂ ਬੰਦ-ਬੰਦ ਕੱਟ ਦੋ ਭਾਵੇਂ ਜੋ ਮਰਜ਼ੀ ਕਰ ਲੋ ਹੁਣ ਨਹੀਂ ਪਿੱਛੇ ਜਦੋਂ ਬਚਨਾਂ ਨਾਲ ਸਤਿਗੁਰ ਦੇ ਬਚਨਾਂ ਨਾਲ ਸਤਿਗੁਰ ਦੇ ਸਿਧਾਂਤਾਂ ਨਾਲ ਸਾਡਾ ਪਿਆਰ ਪੈ ਜਾਂਦਾ ਇਸ ਕਰਕੇ ਮੇਰੀ ਇਹ ਬੇਨਤੀ ਹੈ ਵੀ ਇੱਕ ਵਾਰੀ ਆਪ ਆਪਣੀ ਜ਼ਿੰਦਗੀ ਵਿੱਚ ਅਰਥਾਂ ਸਮੇਤ ਸਹਿਜ ਪਾਠ ਕਰ ਲਓ ਆਪੇ ਪਤਾ ਲੱਗ ਜੇ ਵੀ ਕੀ ਕੁਝ ਸੱਚ ਕੀ ਹੈ ਤੇ ਕੀ ਝੂਠ ਹੈ ਆਪੇ ਪਤਾ ਲੱਗ ਜੇ ਇਤਿਹਾਸ ਪੜ੍ਹ ਕੇ ਵੇਖੋ ਜਦੋਂ ਕੋਈ ਜਿੱਦ ਕਰਕੇ ਬਦਲਣ ਦੀ ਕੋਸ਼ਿਸ਼ ਕਰਦਾ ਹੈ ਨਾ ਜੀ ਅੜੀ ਕਰਕੇ ਹਰ ਬੰਦਾ ਸੁਤੰਤਰ ਹੁੰਦਾ ਆਪਣੇ ਵਿਚਾਰਾਂ ਪ੍ਰਤੀ ਜਿੰਨੂੰ ਜੀ ਕਰਦਾ ਮੰਨੀ ਲਓ ਇੱਕ ਵਾਰੀ ਸਹੀ ਗੱਲ ਦੱਸਣ ਦਾ ਫਰਜ਼ ਬਣਦਾ ਹੈ ਅੱਗੇ ਫਿਰ ਜਿੰਨੂੰ ਮਰਜ਼ੀ ਮੰਨੋ ਤੁਹਾਡੀ ਮਰਜ਼ੀ ਕਿਸੇ ਦੀ ਧੌਣ ਤੇ ਆਪਾਂ ਤਲਵਾਰ ਨਹੀਂ ਧਰਦੇ ਪਰ ਅੱਜ ਕੁਝ ਬੰਦੇ ਸਾਡੇ ਵਿੱਚ ਇਦਾਂ ਦੇ ਪੈਦਾ ਹੋ ਗਏ ਆ ਜਿਹੜੇ ਧੱਕਾ ਕਰਦੇ ਆ ਜ਼ਬਰਦਸਤੀ ਕਰਦੇ ਆ ਆ ਨਹੀਂ ਗੱਲ ਐ ਮਨਾਉਣੀ ਐ ਐਦਾਂ ਨਹੀਂ ਐਦਾਂ ਮਨਾਉਣੀ ਐ ਬੜੇ ਬੰਦੇ ਇਦਾਂ ਦੇ ਸਾਡੇ ਵਿੱਚ ਪੈਦਾ ਹੋ ਗਏ ਆ ਪਰ ਜਦੋਂ ਫਿਰ ਇਦਾਂ ਦਾ ਧੱਕਾ ਕਰਦਾ ਹੈ ਨਾ ਕੋਈ ਜਿਹੜੇ ਅੱਜ ਤੁਹਾਡੇ ਚ ਗੁਰਬਾਣੀ ਸਮਝਣ ਵਾਲੇ ਐ ਉਸ ਬੰਦੇ ਨੂੰ ਕੋਈ ਕੋਈ ਕਵੇ ਵੀ ਤੂੰ ਕਬਰ ਤੇ ਮੱਥਾ ਟੇਕ ਜਿਹੜਾ ਦਿਲੋਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਚੁੱਕਿਆ ਹੈ ਸੋਚ ਕੇ ਵੇਖੋ ਜਦੋਂ ਸ਼ਹੀਦ ਹੋ ਗਏ ਸਿੰਘ ਕਿਵੇਂ ਹੋ ਗਏ ਭਲਾ ਜਦੋਂ ਜਿਹੜੇ ਅੰਮ੍ਰਿਤਧਾਰੀ ਸਿੰਘ ਉਹ ਬਾਣੀ ਆਪ ਪੜ੍ਹਦੇ ਹੋ ਸੋਚ ਕੇ ਵੇਖੋ ਜਦੋਂ ਐ ਕੋਈ ਕਵੇ ਵੀ ਆਹ ਚਾਰ ਜਿੱਟਾਂ ਪਈਆਂ ਨੇ ਇੱਥੇ ਮੱਥਾ ਟੇਕ ਕਿਵੇਂ ਬੰਦਾ ਟੇਕ ਸਕਦਾ ਫਿਰ ਅਗਲਾ ਜਿੱਦ ਕਰ ਲਵੇ ਵੀ ਤੇਰੀ ਧੌਣ ਤੇ ਤਲਵਾਰ ਧਰਦਾ ਮਨ ਇੱਥੇ ਟੇਕ ਮੱਥਾ ਜਦੋਂ ਬੰਦਾ ਮਨੋਂ ਜੁੜਿਆ ਹੋਇਆ ਹੋਵੇ ਨਾ ਵੱਡਿਆ ਵੀ ਜਾਵੇ ਉਹ ਫਿਰ ਮੰਨ ਨਹੀਂ ਸਕਦਾ ਕੁਰਬਾਨ ਹੋਣ ਨੂੰ ਜੀ ਕਰਦਾ ਮੈਨੂੰ ਨਾ ਇੱਕ ਦੋ ਤਿੰਨ ਦਿਨ ਪਹਿਲਾਂ ਬੈਠੇ ਸੀ ਸਿੰਘ ਇਕੱਠੇ ਹੋਏ ਉਹ ਮੇਰੇ ਨਾਲ ਗੱਲ ਕਰਨ ਕਹਿੰਦੇ ਬਾਬਾ ਜੀ ਆ ਕਈ ਗੱਲਾਂ ਆਪਾਂ ਸੁਣਦੇ ਆ ਭਾਈ ਸਾਹਿਬ ਆਪਾਂ ਵੀ ਆ ਜੀ ਬੰਦੇ 'ਚ ਇੰਨੀ ਦ੍ਰਿੜਤਾ ਆ ਜਾਂਦੀ ਹੈ ਇੰਨੀ ਮਜ਼ਬੂਤੀ ਆ ਜਾਂਦੀ ਹੈ ਕਹਿੰਦੇ ਸਾਡੇ 'ਚ ਕਿਵੇਂ ਆ ਗਈ ਵੀ ਬੰਦਾ ਮਰਨ ਲਈ ਤਿਆਰ ਹੋ ਜੇ ਵੀ ਸਾਡੇ 'ਚ ਕਿਵੇਂ ਆ ਸਕਦੀ ਮੈਨੂੰ ਕਹਿੰਦੇ ਕੋਈ ਐਸੀ ਗੱਲ ਦੱਸੋ ਵੀ ਸਿਖਾਓ ਵੀ ਐਸ ਮੈਂ ਕਿਹਾ ਕੁਝ ਗੱਲਾਂ ਸਿੱਖਣੀਆਂ ਨਹੀਂ ਪੈਂਦੀਆਂ ਆਪੇ ਆ ਜਾਂਦੀਆਂ ਕਹਿੰਦਾ ਕਿਵੇਂ ਤੁਸੀਂ ਸੋਚ ਕੇ ਦੱਸਿਓ ਜਿੰਨੇ ਮੇਰੇ ਵੀਰ ਭਾਈ ਬੈਠੇ ਜਿੱਦਨ ਸਾਡੇ ਘਰ ਧੀ ਜੰਮ ਪੈਂਦੀ ਏ ਧੀ ਜੰਮ ਪਈ ਉਹ ਪਲ ਗਈ ਵੱਡੀ ਹੋ ਰਹੀ ਹੈ ਵੱਡੀ ਹੋ ਰਹੀ ਹੈ 10 ਸਾਲ ਦੀ ਹੋ ਗਈ 15 ਸਾਲ ਦੀ ਹੋ ਗਈ ਦੱਸਿਓ ਜੀ ਭਲਾ ਸਿੰਘੋ ਸਾਰੇ ਬੋਲ ਕੇ ਦੱਸਿਓ ਵੀ ਸਾਡੇ ਸਾਹਮਣੇ ਸਾਡੀ ਧੀ ਦੀ ਕੋਈ ਬਾਹ ਫੜ ਸਕਦਾ ਦੱਸੋ ਨਹੀਂ ਸਾਡੀ ਭੈਣ ਦੀ ਕੋਈ ਐ ਬਾਹ ਫੜ ਲੂ ਚੁੰਨੀ ਖਿੱਚ ਲੂ ਕੋਈ ਦੱਸਿਓ ਜਰਾ ਦੱਸਿਓ ਭਾਈ ਸਿੰਘੋ ਨਹੀਂ ਸਾਡੀ ਘਰ ਵਾਲੀ ਦੀ ਚੁੰਨੀ ਫੜ ਲੂ ਕੋਈ ਸਿੰਘੋ ਦੱਸਿਓ ਜਰਾ ਐ ਤੁਰੀ ਜਾਂਦੀ ਦੀ ਸਾਡੇ ਸਾਹਮਣੇ ਕੋਈ ਚੁੰਨੀ ਖਿੱਚ ਲੂ ਨਹੀਂ ਨਾ ਖਿੱਚ ਸਕਦਾ ਸਾਰੇ ਇਸ ਗੱਲ ਨਾਲ ਸਹਿਮਤ ਹੋ ਇਹ ਸਿੱਖਿਆ ਕਿਤੋਂ ਇਹ ਸਿੱਖਿਆ ਨਾ ਜਿੱਦਣ ਐ ਬਹਿ ਗਈ ਸੀ ਨਾ ਕੋਲ ਆਨੰਦ ਕਾਰਜਾਂ ਵੇਲੇ ਆਪੇ ਹੀ ਪਤਾ ਲੱਗ ਗਿਆ ਸੀ ਵੀ ਮੇਰੇ ਹੁਣ ਅੱਜ ਤੋਂ ਬਾਅਦ ਫਰਜ਼ ਕੀ ਨੇ ਉਦੋਂ ਹੀ ਪਤਾ ਲੱਗ ਗਿਆ ਸੀ ਜਿੱਦੇ ਧੀ ਜੰਮ ਪੈਂਦੀ ਐ ਪਿਓ ਨੂੰ ਸਿਖਾਉਣਾ ਨਹੀਂ ਪੈਂਦਾ ਵੀ ਇਹਦੀ ਇੱਜ਼ਤ ਦਾ ਰਾਖਾ ਬਣ ਕੇ ਰਹੀ ਹੁਣ ਧਿਆਨ ਰੱਖੀ ਆਪੇ ਪਤਾ ਹੁੰਦਾ ਗੁਰਮਖੋ ਇੱਥੇ ਅਸੀਂ ਕੀ ਕਹਿੰਦੇ ਆ ਮਰ ਸਕਦੇ ਨੇ ਪਿਓ ਇੱਥੇ ਤੁਸੀਂ ਕਿਸੇ ਦੀ ਧੀ ਵੱਲ ਕਿ ਸਾਹਮਣੇ ਪਿਓ ਦੇ ਉਹਦੀ ਚੁੰਨੀ ਫੜ ਕੇ ਵੇਖਿਓ ਮਰ ਜਾਏਗਾ ਉਹ ਬੰਦਾ ਜਿੰਨਾ ਜ਼ੋਰ ਲੱਗੇਗਾ ਲਾਏਗਾ ਧੱਕਾ ਮਾਰੇਗਾ ਤੈਨੂੰ ਤੂੰ ਹੁੰਨਾ ਕੌਣ ਹੈ ਮੇਰੀ ਧੀ ਨੂੰ ਹੱਥ ਲਾਉਣ ਵਾਲਾ ਪਰਚੇ ਹੋ ਜਾਣਗੇ ਜੇਲ੍ਹ 'ਚ ਜਾ ਸਕਦਾ ਬੰਦਾ ਮਰ ਵੀ ਸਕਦਾ ਅੱਜ ਧੀ ਨੂੰ ਕੋਈ ਹੱਥ ਲਾ ਕੇ ਵਿਖਾਵੇ ਸਾਡੀ ਘਰ ਵਾਲੀ ਨੂੰ ਕੋਈ ਹੱਥ ਲਾ ਕੇ ਵਿਖਾਵੇ ਸਾਡੇ ਸਾਹਮਣੇ ਸਾਡੀ ਭੈਣ ਨੂੰ ਕੋਈ ਹੱਥ ਲਾ ਕੇ ਵਿਖਾਵੇ ਇਹ ਦਿਰੜਤਾ ਆਈ ਹੈ ਸਿੱਖੀ ਹੈ ਕਿ ਤੂੰ ਆਪੇ ਆ ਗਈ ਕੁਝ ਫਰਜ਼ ਨੇ ਆਪਣੇ ਆਪ ਪਤਾ ਹੁੰਦਾ ਹੈ ਇਦਾਂ ਹੀ ਭਾਈ ਜਦੋਂ ਬੰਦਾ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝ ਜਾਂਦਾ ਨਾ ਇੱਕ ਵਾਰੀ ਇੱਕ ਵਾਰੀ ਕੋਈ ਸਮਝਾ ਦਵੇ ਐ ਇੱਕ ਵਾਰੀ ਦੁਨੀਆ ਕਹਿੰਦੀ ਵੀ ਆ ਤੇਰੇ ਘਰ ਵਾਲੀ ਆ ਮੁੜ ਮੁੜ ਕੇ ਦੱਸਣਾ ਨਹੀਂ ਪੈਂਦਾ ਇੱਕ ਵਾਰੀ ਕੋਈ ਸਮਝਾ ਦਵੇ ਵੀ ਆ ਤੇਰੇ ਗੁਰੂ ਗ੍ਰੰਥ ਸਾਹਿਬ ਨੇ ਉਦੋਂ ਬਾਅਦ ਤੇ ਮਰ ਜਾਾਂਗੇ ਫਿਰ ਨਹੀਂ ਪਿੱਛੇ ਹਟ ਸਕਦੇ ਸ੍ਰੀ ਅਕਾਲ ਤੇ ਜਿਹਦੇ ਸਾਹਮਣੇ ਸ਼ਰਿਆਮ ਕੋਈ ਚੁੰਨੀ ਖਿੱਚੀ ਜਾਵੇ ਕਵੇ ਹੀ ਕੁਛ ਨਾ ਇਹਦਾ ਮਤਲਬ ਤੇਰਾ ਅਜੇ ਤੱਕ ਤੇਰੇ ਘਰ ਵਾਲੀ ਨਾਲ ਪਿਆਰ ਨਹੀਂ ਪਿਆ ਤੇਰਾ ਤੇਰੀ ਬੱਚੀ ਨਾਲ ਪਿਆਰ ਨਹੀਂ ਪਿਆ ਗੁਰਬਾਣੀ ਦੇ ਸਿਧਾਂਤਾਂ ਨਾਲ ਇੱਕ ਵਾਰੀ ਪਿਆਰ ਪੈ ਜੇ ਬੰਦਾ ਵੱਡਿਆ ਜਾਵੇ ਪਿਆਰਿਓ ਫਿਰ ਨਹੀਂ ਬਦਲਦਾ ਇੱਕ ਵਾਰੀ ਸਿਧਾਂਤਾਂ ਨਾਲ ਇਸ਼ਕ ਹੋ ਜਾਏ ਬੰਦੇ ਦਾ ਵੀ ਗੁਰਬਾਣੀ ਯਾਰ ਆ ਕਹਿੰਦੀ ਹੈ ਆ ਸੱਚ ਹੈ ਆ ਝੂਠ ਹੈ ਉਸ ਸੱਚ ਲਈ ਫਿਰ ਮਰਿਆ ਜਾ ਸਕਦਾ ਇੱਕ ਵਾਰੀ ਸੱਚ ਸਮਝ ਚ ਆ ਜੇ ਕੋਈ ਐਡਾ ਨਿਆਣਾ ਨਹੀਂ ਅੱਜ ਇੱਥੇ ਜਿਹਨੂੰ ਸਮਝ ਨਹੀਂ ਆ ਰਹੀਆਂ ਗੱਲਾਂ ਕੱਲੀ ਕੱਲੀ ਦਿਮਾਗ ਵਿੱਚ ਗੱਲ ਵੜਦੀ ਹੈ ਕੋਈ ਫਿਲਾਸਫੀ ਨਹੀਂ ਘੋਟਦਾ ਮੈਂ ਕੋਈ ਅਸੀਂ ਬਹੁਤੀਆਂ ਡੂਗੀਆਂ ਗੱਲਾਂ ਨਹੀਂ ਕਰਦੇ ਸਿੱਧੀ ਸਿੱਧੀ ਭਾਸ਼ਾ ਵਿੱਚ ਗੱਲ ਕਰਦੇ ਹੁੰਨੇ ਆ ਸਾਰਾ ਕੁਝ ਸਮਝ ਆਉਂਦਾ ਹੈ ਭਾਈ ਪਰ ਹੁਣ ਜੇ ਬੰਦਾ ਜਾਣ ਕੇ ਹੀ ਕਵੇ ਵੀ ਨਹੀਂ ਜੀ ਨਹੀਂ ਜੀ ਇਦਾਂ ਨਹੀਂ ਸਭ ਸਮਝ ਆਉਂਦੀ ਹੈ ਤੇ ਜਿਹੜਾ ਬੰਦਾ ਲਾਲ ਰੰਗ ਜਿਹਨੂੰ ਇੱਕ ਵਾਰੀ ਨਾਮ ਦਾ ਰੰਗ ਚੜ ਗਿਆ ਲਾਲ ਰੰਗ ਤਿਸ ਕੋ ਲੱਗਾ ਕਿਨੂੰ ਜਿਹਦੇ ਵੱਡੇ ਵਧੀਆ ਵਿਚਾਰ ਨੇ ਜਿਸ ਕੈ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਵੇ ਹੀ ਨਹਿ ਲੱਗੈ ਦਾਗ ਨਹੀਂ ਜ਼ਿੰਦਗੀ 'ਚ ਲੱਗਦਾ ਫਿਰ ਕੋਈ ਬੰਦਾ ਨੇਕ ਲੰਗ ਹੋ ਜਾਂਦਾ ਜੀ ਆਪ ਨੇਕ ਲੰਗ ਹੋ ਜਾਂਦਾ ਕਲੰਕ ਨਹੀਂ ਰਹਿੰਦਾ ਦਾਗ ਨਹੀਂ ਰਹਿੰਦਾ ਸਾਰੀ ਮੈਲ ਨਿਕਲ ਜਾਂਦੀ ਅੰਦਰੋਂ ਕੋਈ ਵੀ ਮਾੜਾ ਕਰਮ ਕੀ ਕਰਨਾ ਮਾੜਾ ਫੁਰਨਾ ਉਹਨੋਂ ਵੀ ਹਟ ਜਾਂਦਾ ਹੈ ਫਿਰ ਕੁਰਬਾਨ ਹੋਇਆ ਜਾਂਦਾ ਇਤਿਹਾਸ ਪੜੋ 52 ਦੀ ਗੱਲ ਹੈ 1752 ਮੁਗਲ ਮਾਜਰਾ ਪਿੰਡ ਹੈ ਮੁਗਲ ਮਾਜਰਾ ਪਿੰਡ ਅੱਜ ਅੱਜ ਕੱਲ ਉਸ ਪਿੰਡ ਦਾ ਨਾਂ ਹੈ ਜੀ ਬਾਰਨ ਬਾਰਨ ਪਿੰਡ ਮੁਗਲ ਮਾਜਰਾ ਨਾਂ ਸੀ ਪਹਿਲਾਂ 1753 ਈਸਵੀ ਦੀ 52 ਈਸਵੀ ਦੀ ਗੱਲ ਉੱਥੇ ਲੰਘਣ ਵਾਲਾ ਨਾ ਜੀ ਉਸ ਵੇਲੇ ਦਾ ਸਰਹੰਦ ਦਾ ਸੂਬੇਦਾਰ ਸਰਹੰਦ ਦਾ ਸੂਬੇਦਾਰ ਲੰਘਿਆ ਜਾਂਦਾ ਹੈ ਅਬਦੁੱਲ ਸਮੁੰਦ ਖਾਂ ਉਹਦਾ ਨਾਮ ਲਿਖਿਆ ਹੈ ਉਹ ਲੰਘਿਆ ਜਾਂਦਾ ਹੈ ਉਹਦੇ ਨਾਲ ਉਥੋਂ ਦਾ ਕੋਤਵਾਲ ਹੈ ਹੋਰ ਮੋਤਵਾਰ ਬੰਦੇ ਲੰਘੇ ਜਾਂਦੇ ਆ ਪਟਿਆਲੇ ਨੂੰ ਚੱਲੇ ਆ ਸਰਹੰਦ ਤੋਂ ਪਟਿਆਲੇ ਜਾ ਰਹੇ ਆ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਨਾ ਜੀ ਉਹ ਮੁਗਲ ਮਾਜਰਾ ਪਿੰਡ ਆਇਆ ਤੇ ਮੁਗਲ ਮਾਜਰੇ ਪਿੰਡ ਦੇ ਵਿੱਚ ਬਾਹਰਵਾਰ ਗੁਰੂ ਦਾ ਪਿਆਰਾ ਖੇਤਾਂ ਵਿੱਚ ਕੰਮ ਕਰਦਾ ਹੈ ਨਾਲ ਨਾਲ ਬਾਣੀ ਦਾ ਜਾਪ ਕਰਦਾ ਹੈ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਿਰੰਜਨ ਹੱਥਾਂ ਪੈਰਾਂ ਨਾਲ ਕੰਮ ਕਰੀਏ ਚਿੱਤ ਗੁਰੂ ਨਾਲ ਜੋੜ ਕੇ ਰੱਖੀਏ ਲਓ ਜੀ ਚਿੱਤ ਗੁਰੂ ਨਾਲ ਲੱਗਿਆ ਹੋਇਆ ਹੈ ਤੇ ਬਾਣੀ ਪੜਦਾ ਪੜਦਾ ਐਦਾਂ ਨਾ ਜੀ ਉਹ ਨਾਲੇ ਕੰਮ ਕਰੇ ਤੇ ਨਾਲੇ ਬਾਣੀ ਪੜੇ ਹੁਣ ਬਾਣੀ ਪੜਦੇ ਆ ਪੜਦੇ ਆ ਜਦੋਂ ਇਹ ਕੋਲੋਂ ਦੀ ਲੰਘਣ ਲੱਗਿਆ ਇਹਨੇ ਵੇਖ ਲਿਆ ਵੀ ਬੰਦਾ ਸਿੱਖ ਹੈ ਕਕਾਰ ਪਾਏ ਵੇਖ ਲੈ ਅੱਗ ਤੇ ਨੂੰ ਇਹ ਵੇਖ ਕੇ ਲੱਗ ਗਈ ਦੂਜਾ ਉਹ ਆਪਣੀ ਮਸਤੀ ਦੇ ਵਿੱਚ ਸ਼ਬਦ ਪੜੀ ਜਾਂਦਾ ਹੈ ਆਪਣੇ ਰੰਗ ਵਿੱਚ ਸੀ ਗੁਰੂ ਨਾਲ ਗੱਲਾਂ ਕਰਦਾ ਗੁਰੂ ਸਾਹਿਬ ਨਾਲ ਐਦਾਂ ਪਿਆਰ ਨਾਲ ਬਾਣੀ ਪੜਦਾ ਹੈ ਇਹਨੇ ਨਾ ਅੱਗੇ ਜਾ ਕੇ ਰੁਕਿਆ ਤੇ ਇਹ ਕਹਿੰਦਾ ਹੁਣੇ ਬੁਲਾਓ ਉਹ ਬੰਦਾ ਜਿਹੜਾ ਕੰਮ ਕਰਦਾ ਉਹਨੂੰ ਮੇਰੇ ਕੋਲ ਸੱਦੋ ਇਲਾਕਾ ਇਕੱਠਾ ਹੋ ਗਿਆ ਬੰਦੇ ਇਕੱਠੇ ਹੋ ਗਏ ਪਿੰਡਾਂ ਦੇ ਨੇੜੇ ਨੇੜੇ ਪਿੰਡਾਂ ਵਾਲੇ ਵੀ ਆ ਗਏ ਜਦੋਂ ਉਹਨੂੰ ਐ ਬੁਲਾਇਆ ਤੇ ਉਹਨੂੰ ਪੁੱਛਦੇ ਨੇ ਦੱਸ ਬਈ ਤੇਰਾ ਨਾਂ ਕੀ ਹੈ ਕਹਿੰਦਾ ਜੀ ਮੇਰਾ ਨਾਂ ਜੈ ਸਿੰਘ ਮੇਰਾ ਨਾਂ ਜੀ ਜੈ ਸਿੰਘ ਕਹਿੰਦੇ ਸਲਾਮ ਨਹੀਂ ਕੀਤੀ ਸਜਦਾ ਨਹੀਂ ਕੀਤਾ ਸਿਰ ਨਹੀਂ ਝੁਕਾਇਆ ਉਹ ਕਹਿੰਦੇ ਜੀ ਮੈਂ ਆਪਣੀ ਮਸਤੀ ਦੇ ਵਿੱਚ ਨਾ ਬਾਣੀ ਪੜਦਾ ਸੀ ਮੇਰਾ ਤੁਹਾਡੇ ਵਾਲੇ ਪਾਸੇ ਧਿਆਨ ਹੀ ਨਹੀਂ ਗਿਆ ਤੇ ਜਦੋਂ ਅਸੀਂ ਬਾਣੀ ਪੜਦੇ ਹੁੰਨੇ ਆ ਨਾ ਫਿਰ ਧਿਆਨ ਗੁਰੂ ਜੀ ਰਹਿੰਦਾ ਫਿਰ ਆਸੇ-ਪਾਸੇ ਸਾਡਾ ਧਿਆਨ ਜਾਂਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਸੇ-ਪਾਸੇ ਸਾਡਾ ਧਿਆਨ ਨਹੀਂ ਜਾਂਦਾ ਜਦੋਂ ਅਸੀਂ ਬਾਣੀ ਪੜਦੇ ਆ ਫਿਰ ਬਾਣੀ ਨੂੰ ਹੀ ਪੜਦੇ ਆ ਇਹਨੂੰ ਕਹਿੰਦੇ ਪ੍ਰੈਜੈਂਟ ਵਿੱਚ ਰਹਿਣਾ ਹਾਜ਼ਰ ਰਹਿਣਾ ਸੁੱਤਿਆਂ ਪਿਆ ਨਹੀਂ ਕੋਈ ਵੀ ਕੰਮ ਕਰਨਾ ਜੇ ਕਈ ਬੰਦਿਆਂ ਦੀ ਸੁਰਤ ਸੁੱਤੀ ਪਈ ਹੁੰਦੀ ਹੈ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਅਕਬਰ ਆਇਆ ਸੀ ਤੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਉਹਨੇ ਪ੍ਰਸ਼ਾਦਾ ਛਕਿਆ ਜਦੋਂ ਕਹਿੰਦਾ ਜੀ ਇੰਨਾ ਸਵਾਦ ਰਸੋਈਏ ਤੇ ਮੇਰੇ ਵੀ ਬਹੁਤ ਨੇ ਖਾਣਾ ਪਕਾਉਣ ਵਾਲੇ ਇੰਨਾ ਸਵਾਦ ਕਹਿੰਦਾ ਜੀ ਕੋਈ ਬੰਦਾ ਮੈਨੂੰ ਇਦਾਂ ਦਾ ਦੇ ਦਿਓ ਜਿਹੜਾ ਪ੍ਰਸ਼ਾਦਾ ਬਣਾਉਣ ਵਾਲਾ ਹੋਵੇ ਮੇਰੀ ਰੋਟੀ ਬਣਾਵੇ ਕੋਈ ਬੰਦਾ ਦਿਓ ਮੈਨੂੰ ਇਦਾਂ ਦਾ ਵੀ ਐਡਾ ਵਧੀਆ ਲੰਗਰ ਕਿਵੇਂ ਬਣਾ ਲੈਂਦੇ ਨੇ ਕਿਹੜਾ ਬੰਦਾ ਹੈ ਮਹਾਰਾ ਕਹਿੰਦੇ ਜਿਹੜਾ ਮਰਜ਼ੀ ਲੈ ਜਾ ਸਾਰੇ ਹੀ ਇੱਕ ਤੋਂ ਇੱਕ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਤੋਂ ਇੱਕ ਕਿਉਂ ਨੇ ਕਿਉਂਕਿ ਜਾਗੀਆਂ ਹੋਈਆਂ ਰੂਹਾਂ ਨੇ ਜਾਗਿਆ ਹੋਇਆ ਬੰਦਾ ਹਰ ਕੰਮ ਸਹੀ ਕਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਬੰਦਾ ਅਵੇਅਰ ਹੁੰਦਾ ਹੈ ਸੁਣਿਓ ਜੀ ਪਿਆਰਿਓ ਜਿਹੜਾ ਰੱਬ ਨਾਲ ਜੁੜਿਆ ਬੰਦਾ ਹੈ ਇੱਧਰ ਧਿਆਨ ਰੱਖਿਓ ਇਕਾਗਰਤਾ ਰੱਖਿਓ ਕਿ ਕੋਈ ਨਹੀਂ ਇੱਧਰ ਧਿਆਨ ਰੱਖੋ ਧਿਆਨ ਇੱਧਰ ਰੱਖੋ ਜਿਹੜਾ ਜਾਗਿਆ ਹੋਇਆ ਬੰਦਾ ਹੁੰਦਾ ਨਾ ਜਿਹਦੀ ਸੁਰਤ ਜਾਗੀ ਹੋਈ ਹੁੰਦੀ ਹੈ ਅਵੇਅਰ ਹੁੰਦਾ ਜਿਹੜਾ ਬੰਦਾ ਧਿਆਨ ਇੱਧਰ ਰੱਖਿਓ ਕਿਸੇ ਨੂੰ ਕੁਝ ਨਹੀਂ ਹੋਇਆ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਧਰ ਧਿਆਨ ਰੱਖੋ ਕੁਝ ਹੋਇਆ ਹੁੰਦਾ ਮੈਂ ਦੱਸ ਦਿੰਦਾ ਇੱਥੋਂ ਕੁਝ ਨਹੀਂ ਹੋਇਆ ਸਭ ਕੁਝ ਠੀਕ ਹੈ ਤੁਸੀਂ ਇੱਧਰ ਧਿਆਨ ਰੱਖੋ ਸਾਰੇ ਆਰਾਮ ਨਾਲ ਸੁਣੋ ਕੁਝ ਨਹੀਂ ਐਦਾਂ ਦਾ ਹੈ ਧਿਆਨ ਇਕਾਗਰ ਰੱਖੋ ਜਿਹੜਾ ਬੰਦਾ ਜਾਗਿਆ ਹੋਇਆ ਹੁੰਦਾ ਨਾ ਜੀ ਅਵੇਅਰ ਹੁੰਦਾ ਜਿਹੜਾ ਸੁੱਤਾ ਹੋਇਆ ਨਹੀਂ ਰੱਬ ਨੂੰ ਉਹੀ ਫੀਲ ਕਰ ਸਕਦਾ ਸੁੱਤਿਆ ਜਿਹੜੇ ਬੰਦੇ ਦੀ ਆਪਾਂ ਸ਼ਨੀਵਾਰ ਦੇ ਦੀਵਾਨ 'ਚ ਵੀ ਕਿਹਾ ਸੀ ਵੀ ਜਿਹੜਾ ਬੰਦਾ ਸੁੱਤਾ ਪਿਆ ਉਹਨੂੰ ਕੋਈ ਪਤਾ ਨਹੀਂ ਘਰ ਦਾ ਮਾਹੌਲ ਕੀ ਹੈ ਪਰਿਵਾਰਕ ਜ਼ਿੰਮੇਵਾਰੀਆਂ ਕਿੱਦਾਂ ਨਿਭਾਉਣੀਆਂ ਮੇਰਾ ਢਿੱਡ ਕਿੱਧਰ ਨੂੰ ਵੱਧਦਾ ਜਾਂਦਾ ਉਹਨੂੰ ਕੋਈ ਪਤਾ ਨਹੀਂ ਸੁੱਤਾ ਪਿਆ ਤੁਸੀਂ ਕਹੋਗੇ ਵੀ ਇਹਦੇ ਨਾਲ ਮੇਲ ਖਾਂਦਾ ਬਿਲਕੁਲ ਜੀ ਜਿਹਨੂੰ ਆਪਣੇ ਢਿੱਡ ਦਾ ਤੇ ਪਤਾ ਨਹੀਂ ਲੱਗਦਾ ਰੱਬ ਦਾ ਕੀ ਪਤਾ ਲੱਗੂ ਆਖੋ ਸਤਨਾਮ ਜੀ ਵਾਹ ਜਿਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਰੋਟੀਆਂ ਕਿੰਨੀਆਂ ਖਾ ਗਿਆ ਤੇ ਕਿੰਨੀਆਂ ਖਾਣੀਆਂ ਚਾਹੀਦੀਆਂ ਸੀ ਰੱਬ ਨੂੰ ਫੀਲ ਕਰ ਲੂ ਪਰਮਾਤਮਾ ਨਾਲ ਸੁਰਤ ਜੋੜ ਲਏਗਾ ਉਹ ਬੰਦਾ ਜਿਹੜਾ ਰੱਬ ਨਾਲ ਜੁੜਿਆ ਹੈ ਉਹ ਜਾਗੀ ਹੋਈ ਰੂਹ ਹੈ ਅਵੇਅਰ ਹੈ ਹਰ ਵੇਲੇ ਜਾਗਿਆ ਰਹਿੰਦਾ ਹੈ ਉਹ ਹਰ ਚੀਜ਼ ਜਿਹੜਾ ਵੀ ਕੰਮ ਕਰੇਗਾ ਪਰਫੈਕਟ ਕਰੇਗਾ ਗੁਰੂ ਦਾ ਸਿੱਖ ਜਿਹੜਾ ਵੀ ਕੰਮ ਕਰੇਗਾ ਐ ਕਰੇਗਾ ਪੂਰਾ ਵਧੀਆ ਜਾਗੇ ਹੋਏ ਨੇ ਜਾਗੀਆਂ ਰੂਹਾਂ ਨੇ ਇਹ ਮੇਰੇ ਵਾਲੇ ਸੁੱਤੇ ਪਏ ਨਹੀਂ ਵੀ ਲੂਣ ਮਿਰਚ ਸੁੱਤੇ ਪਈ ਪਾ ਦਿੰਦੇ ਨੇ ਇੰਨੇ ਜਾਗੇ ਹੋਏ ਐ ਜੇ ਸਬਜੀ ਵੀ ਬਣਾਉਂਦੇ ਆ ਤੇ ਕਮਾਲ ਕਰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਾਗੇ ਹੋਏ ਨੂੰ ਵੇਖੋਗੇ ਨਾ ਜਾਗੀ ਹੋਈ ਕੋਈ ਮੇਰੀ ਭੈਣ ਐ ਕੱਪੜੇ ਧੋਵੇਗੀ ਪਤਾ ਲੱਗੇਗਾ ਵੀ ਧੋਤੇ ਐ ਪ੍ਰੈਸ ਕੀਤੇ ਆ ਰੀਜ ਨਾਲ ਸਬਜੀ ਬਣਾਈ ਆ ਰੀਜ ਨਾਲ ਘਰ ਦੀ ਸਫਾਈ ਕੀਤੀ ਆ ਰੀਜ ਨਾਲ ਜਿਹੜਾ ਵੀ ਕੰਮ ਹੋਏਗਾ ਪਰਫੈਕਟ ਹੋਏਗਾ ਵਿੱਚ ਵਿਚਾਲਾ ਨਹੀਂ ਹੁੰਦਾ ਪਰਫੈਕਟ ਕਰਦਾ ਕੰਮ ਜਿਹੜਾ ਸੱਚਮੁੱਚ ਅਵੇਅਰ ਰਹਿੰਦਾ ਜਾਗਿਆ ਹੋਇਆ ਜਿਹੜਾ ਸੁੱਤਾ ਹੋਇਆ ਨਹੀਂ ਜਾਗਿਆ ਤੇ ਜਿਹੜੇ ਜਾਗ ਕੇ ਬਾਣੀ ਪੜ੍ਹਦੇ ਆ ਨਾ ਉਹ ਤੇ ਗੱਲਾਂ ਕਰਦੇ ਆ ਜੀ ਆਲਾ ਦੁਆਲਾ ਨਹੀਂ ਵੇਖਦੇ ਭਾਈ ਜੈ ਸਿੰਘ ਆਖਣ ਲੱਗਾ ਭਾਈ ਸੂਬੇਦਾਰਾ ਮੈਂ ਆਪਣੀ ਮਸਤੀ ਦੇ ਵਿੱਚ ਗੁਰਬਾਣੀ ਪੜਦਾ ਸੀ ਨਾਲੇ ਕਰਦਾ ਸੀ ਕੰਮ ਜਦੋਂ ਗੁਰਬਾਣੀ ਪੜਦੇ ਆ ਨਾ ਫਿਰ ਅਸੀਂ ਆਲੇ ਦੁਆਲੇ ਨਹੀਂ ਵੇਖਦੇ ਵੀ ਕਿਹੜਾ ਲੰਘਿਆ ਜਾਂਦਾ ਕਿਹੜਾ ਫਿਰ ਅਸੀਂ ਆਲਾ ਦੁਆਲਾ ਥੋੜਾ ਵੇਖਦੇ ਆ ਤੂੰ ਲੰਘੇ ਜਾਂਦੇ ਸੀ ਤੁਸੀਂ ਕੋਲ ਦੀ ਮੇਰਾ ਧਿਆਨ ਹੀ ਨਹੀਂ ਗਿਆ ਮੈਂ ਤੇ ਆਰਾਮ ਨਾਲ ਬਾਣੀ ਪੜਦਾ ਸੀ ਮੈਨੂੰ ਨਹੀਂ ਪਤਾ ਲੱਗਿਆ ਤੁਸੀਂ ਲੰਘ ਗਏ ਕੋਲ ਦੀ ਉਹਨੂੰ ਚੜ ਗਿਆ ਗੁੱਸਾ ਕਹਿੰਦਾ ਮੈਂ ਲੰਘਿਆ ਕੋਲ ਦੀ ਤੇ ਤੇਰਾ ਧਿਆਨ ਹੀ ਨਹੀਂ ਗਿਆ ਮੈਂ ਪੜਾਉਣਾ ਤੈਨੂੰ ਬਾਣੀ ਹੰਕਾਰੀ ਬੰਦਾ ਸੀ ਜਿੱਦ ਕਰਕੇ ਬਹਿ ਗਿਆ ਅੜੀ ਕਰ ਲਈ ਤੇ ਭਾਈ ਜੈ ਸਿੰਘ ਨੂੰ ਗੁੱਸਾ ਤੇ ਉਹਨੂੰ ਵੈਸੇ ਹੀ ਚੜ ਗਿਆ ਵੀ ਇੱਕ ਮੇਰੇ ਅੱਗੇ ਸਲਾਮ ਨਹੀਂ ਕੀਤੀ ਮੇਰੇ ਅੱਗੇ ਸਜਦਾ ਨਹੀਂ ਕੀਤਾ ਦੂਜੇ ਨੰਬਰ ਤੇ ਇਹ ਸਿੱਖ ਕਿਉਂ ਹੈ ਇਹ ਕਹਿੰਦਾ ਮੈਂ ਜੈ ਸਿੰਘ ਉਸ ਵੇਲੇ ਕਹਿਣ ਲੱਗਾ ਵੀ ਗੱਲ ਕਰਦੇ ਆ ਤੇਰੇ ਨਾਲ ਚੱਲ ਪਟਿਆਲੇ ਰਿਆਸਤ ਵਿੱਚ ਚੱਲਦੇ ਆ ਚੱਕ ਸਮਾਨ ਇਹਦਾ ਨਾ ਸਮਾਨ ਦਾ ਵੱਡਾ ਸਾਰਾ ਪੰਡ ਬੰਨੀ ਪਈ ਐ ਆ ਚੱਕ ਤੇ ਲੈ ਕੇ ਚੱਲ ਕਚਹਿਰੀ 'ਚ ਜਾ ਕੇ ਗੱਲ ਕਰਦੇ ਆ ਤੇਰੇ ਨਾਲ ਭਾਈ ਜੈ ਸਿੰਘ ਜੀ ਆਖਣ ਲੱਗੇ ਵੀ ਚੱਕ ਲੈਨੇ ਆ ਜੀ ਇਹ ਦੱਸ ਦਿਓ ਵੀ ਇਹਦੇ ਵਿੱਚ ਹੈ ਕੀ ਐ ਪੰਡ 'ਚ ਕਹਿੰਦੇ ਤੈਂ ਕੀ ਲੈਣਾ ਪੰਡ ਵਿੱਚ ਕੀ ਐ ਜੋ ਵੀ ਹੈ ਚੱਕ ਭਾਈ ਜੈ ਸਿੰਘ ਕਹਿਣ ਲੱਗੇ ਜੀ ਵੇਖੋ ਸਾਡੀ ਕੋਈ ਮਰਿਆਦਾ ਹੈ ਅਸੀਂ ਕਿਸੇ ਸਿਸਟਮ 'ਚ ਰਹਿੰਦੇ ਆ ਚੱਕ ਲੈਂਦੇ ਆ ਪਰ ਮਾੜਾ ਜਿਹਾ ਦੱਸ ਦਿਓ ਵੀ ਪੰਡ ਵਿੱਚ ਹੈ ਕੀ ਕਹਿੰਦੇ ਥੋੜਾ ਜਿਹਾ ਸਮਾਨ ਹੈ ਤੇ ਵਿੱਚ ਨਵਾਬ ਵਿੱਚ ਇਹਦੇ ਹੁੱਕਾ ਹੈ ਸੂਬੇਦਾਰ ਸਾਹਿਬ ਦਾ ਹੁੱਕਾ ਤੰਬਾਕੂ ਜਦੋਂ ਇੰਨੀ ਗੱਲ ਸੁਣੀ ਵੀ ਇਹਦੇ ਵਿੱਚ ਹੁੱਕਾ ਹੈ ਤੰਬਾਕੂ ਹੈ ਉਸੇ ਵੇਲੇ ਭਾਈ ਜੈ ਸਿੰਘ ਨੇ ਕਿਹਾ ਵੀ ਮੈਂ ਇਹ ਪੰਡ ਨਹੀਂ ਚੁੱਕਣੀ ਮੈਂ ਤੰਬਾਕੂ ਸਿਰ ਤੇ ਨਹੀਂ ਧਰਨਾ ਕਿਉਂਕਿ ਪੰਜ ਚੂਲੇ ਸੀਸ ਵਿੱਚ ਅੰਮ੍ਰਿਤ ਦੇ ਪਏ ਐ ਮੈਂ ਇਹਦੇ ਉੱਤੇ ਸਿਰ ਵਿੱਚ ਮੈਂ ਤੰਬਾਕੂ ਨਹੀਂ ਰੱਖਣਾ ਸਿਰ ਦੇ ਉੱਤੇ ਮੈਂ ਤੰਬਾਕੂ ਨਹੀਂ ਰੱਖਣਾ ਜਦੋਂ ਐਦਾਂ ਡਟ ਕੇ ਜਵਾਬ ਦਿੱਤਾ ਚੜ ਗਿਆ ਗੁੱਸਾ ਕਹਿੰਦੇ ਵੀ ਤੰਬਾਕੂ ਇਹ ਤੈਨੂੰ ਚੁੱਕਣੀ ਪੈਣੀ ਐ ਪੰਡ ਕਹਿੰਦਾ ਹੁੱਕਾ ਕੱਢ ਲਓ ਫਿਰ ਚੱਕ ਲੈ ਆ ਤੰਬਾਕੂ ਕੱਢੋ ਹੁੱਕਾ ਬਾਹਰ ਕੱਢੋ ਫਿਰ ਮੈਂ ਚੱਕ ਲੈਣਾ ਲੈ ਚੱਲੋ ਜਿੱਥੇ ਲੈ ਕੇ ਜਾਣਾ ਪਰ ਉਹ ਤੇ ਅੜੀ ਕਰਕੇ ਬਹਿ ਗਏ ਕਹਿੰਦੇ ਤੈਨੂੰ ਚਕਵਾਉਣਾ ਹੈ ਭਾਈ ਜੈ ਸਿੰਘ ਕਹਿੰਦਾ ਵੀ ਇਦਾਂ ਨਹੀਂ ਦੇਖੋ ਧੱਕਾ ਨਾ ਕਰੋ ਇਹ ਮੈਂ ਨਹੀਂ ਚੁੱਕਣਾ ਭਾਵੇਂ ਇੱਕ ਵਾਰੀ ਪੁੱਛ ਲਓ ਭਾਵੇਂ ਹਜ਼ਾਰ ਵਾਰੀ ਪੁੱਛ ਲਓ ਇਹ ਨਹੀਂ ਮੈਂ ਚੁੱਕਣਾ ਜਦੋਂ ਇਦਾਂ ਡਟ ਕੇ ਜਵਾਬ ਦਿੱਤਾ ਭਾਈ ਜੈ ਸਿੰਘ ਨੇ ਉਸ ਵੇਲੇ ਫਿਰ ਐਸਾ ਗੁੱਸਾ ਚੜਿਆ ਕਹਿੰਦੇ ਉਹ ਕਹਿਣ ਲੱਗਾ ਵੀ ਇਦਾਂ ਨਹੀਂ ਫਿਰ ਮੰਨਣੀ ਤੇ ਤੈਨੂੰ ਪੈਣੀ ਹੈ ਮੰਨੇ ਕਿੱਥੇ ਫਿਰ ਉਹ ਪਿਆਰ ਦੇ ਨਾਲ ਲੱਗ ਪਿਆ ਗੱਲਾਂ ਕਰਨ ਇੱਕਦਮ ਪੈਂਤੜਾ ਬਦਲ ਲਿਆ ਉਸ ਵੇਲੇ ਕਹਿੰਦਾ ਵੀ ਵੇਖੀ ਤੂੰ ਐ ਕਰ ਛੱਡ ਪਰੇ ਬਹੁਤੀਆਂ ਗੱਲਾਂ ਜੀਆਂ ਨਾ ਕਰ ਇਸਲਾਮ ਕਬੂਲ ਕਰ ਲੈ ਨਾਲੇ ਤੇ ਜੋ ਚਾਹੀਦਾ ਮੰਗ ਲੈ ਵਧੀਆ ਤੈਨੂੰ ਪ੍ਰਾਪਰਟੀਆਂ ਜਾਇਦਾਦਾਂ ਸਮਝ ਲਓ ਮਿਲਣਗੀਆਂ ਤੈਨੂੰ ਰਾਜ ਭਾਗ ਜੋ ਚਾਹਵੇਂ ਜੋ ਚਾਹਵੇਂ ਤੈਨੂੰ ਮਿਲ ਜੂ ਤੂੰ ਹੁਣ ਐ ਕਰ ਸਿੱਖੀ ਛੱਡ ਕੇ ਇਸਲਾਮ ਕਬੂਲ ਲੈ ਕਿਹੜੀ ਪੰਡ ਚੁੱਕਣੀ ਪੈਣੀ ਤੈਨੂੰ ਜੋ ਚਾਹੀਦਾ ਤੂੰ ਮੰਗ ਲੈ ਛੱਡ ਸਿੱਖੀ ਇਸਲਾਮ ਕਬੂਲ ਕਰ ਲੈ ਭਾਈ ਜੈ ਸਿੰਘ ਕਹਿਣ ਲੱਗਾ ਫੇਰ ਕਿਹੜਾ ਮੌਤ ਨਹੀਂ ਆਉਣੀ ਮਰਨਾ ਤੇ ਫੇਰ ਵੀ ਹੈ ਮਰਨਾ ਤੇ ਫੇਰ ਵੀ ਐ ਜਾਣਾ ਤੇ ਸਭ ਨੇ ਫੇਰ ਵੀ ਐ ਐ ਕਿਵੇਂ ਇਸਲਾਮ ਕਬੂਲ ਕਰ ਲਾ ਕਹਿੰਦੇ ਪੰਡ ਨਹੀਂ ਚੁੱਕਣੀ ਪੈਣੀ ਜੋ ਕਹੇਗਾ ਜੋ ਮੰਗੇਗਾ ਦੇ ਦੇਾਂਗੇ ਇਸਲਾਮ ਕਬੂਲ ਕਰ ਲਾ ਕਹਿੰਦਾ ਇਹ ਨਹੀਂ ਹੋ ਸਕਦਾ ਹੁਣ ਗੱਲ ਹੋਈ ਆ ਵੀ ਲਾਲ ਰੰਗ ਰੰਗ ਲੱਗਿਆ ਹੋਇਆ ਨਾਮ ਦਾ ਸੱਚ ਦਾ ਇਸ਼ਕ ਅੰਦਰ ਪੈਦਾ ਹੋ ਗਿਆ ਸਿਧਾਂਤ ਪਿਆਰੇ ਲੱਗਦੇ ਐ ਜਿਹੜੇ ਬੰਦੇ ਨੂੰ ਸਿਧਾਂਤ ਪਿਆਰੇ ਲੱਗਦੇ ਉਹ ਜਿੱਦੀਆਂ ਦੇ ਅੱਗੇ ਅੜ ਉਹ ਅੜਿਆ ਰਹਿੰਦਾ ਜੀ ਜਿੱਦੀ ਬੰਦੇ ਜੋ ਮਰਜ਼ੀ ਗਈ ਜਾਣ ਧੱਕੇ ਨਾਲ ਕੋਈ ਬੰਦਾ ਫਿਰ ਕਿਵੇਂ ਮਨਾ ਸਕਦਾ ਜਦੋਂ ਬੰਦਾ ਸਿਧਾਂਤ ਨਾਲ ਇਸ਼ਕ ਕਰਦਾ ਪਿਆਰ ਕਰਦਾ ਹੈ ਫੇਰ ਨਹੀਂ ਕੋਈ ਧੱਕੇ ਨਾਲ ਮਨਾ ਸਕਦਾ ਜ਼ਬਰਦਸਤੀ ਫੇਰ ਨਹੀਂ ਹੋ ਸਕਦੀ ਭਾਈ ਜੈ ਸਿੰਘ ਸਿੱਖੀ ਛੱਡਣੀ ਪੈਗੀ ਕਹਿੰਦਾ ਜੋ ਮਰਜ਼ੀ ਹੋਵੇ ਮਰਨੀ ਮਰ ਜਾਗਾ ਸਿੱਖੀ ਨਹੀਂ ਛੱਡਣੀ ਆਪਾ ਕੁਰਬਾਨ ਕਰ ਸਕਦਾ ਸਿੱਖੀ ਨਹੀਂ ਛੱਡਣੀ ਬਹੁਤ ਕੋਸ਼ਿਸ਼ ਕੀਤੀ ਮਨਾਉਣ ਦੀ ਮੰਨਿਆ ਨਹੀਂ ਕਹਿੰਦੇ ਐ ਕਰੋ ਇਹਦਾ ਪਰਿਵਾਰ ਲਿਆਓ ਲੱਭ ਕੇ ਉਹਦੇ ਪਿੰਡ ਗਏ ਪਿੰਡ ਦੇ ਨਾਲ ਹੀ ਸੀ ਉੱਥੋਂ ਫਿਰ ਇਹਦੇ ਘਰ ਵਾਲੀ ਬੀਬੀ ਦਾ ਨਾਮ ਧੰਨ ਕੌਰ ਇਹਦੇ ਪੁੱਤਰ ਦਾ ਨਾਮ ਕੜਾਕਾ ਸਿੰਘ ਇੱਕ ਦਾ ਨਾਮ ਖੜਕ ਸਿੰਘ ਦੋ ਪੁੱਤਰ ਦੋਨੇ ਪੁੱਤ ਵਿਆਹੇ ਹੋਏ ਸੀ ਇੱਕ ਨੂੰ ਅੰਬਾਲੇ ਗਈ ਹੋਈ ਸੀ ਬੱਚਾ ਹੋਣ ਵਾਲਾ ਇੱਕ ਨੂੰ ਪੇਕੇ ਗਈ ਹੋਈ ਸੀ ਤੇ ਇੱਕ ਨੂੰ ਸੀ ਘਰ ਵਿੱਚ ਹੁਣ ਭਾਈ ਜੈ ਸਿੰਘ ਦੇ ਘਰ ਵਾਲੀ ਨੂੰ ਲੱਭ ਕੇ ਲਿਆਏ ਭਾਈ ਜੈ ਸਿੰਘ ਦੇ ਦੋ ਪੁੱਤਰਾਂ ਨੂੰ ਫੜ ਕੇ ਲਿਆਂਦਾ ਤੇ ਭਾਈ ਜੈ ਸਿੰਘ ਦੀ ਇੱਕ ਨੂੰ ਨੂੰ ਲਿਆਂਦਾ ਦੋ ਬੀਬੀਆਂ ਦੋਵੇਂ ਪੁੱਤ ਐ ਲਿਆ ਕੇ ਸਾਹਮਣੇ ਖਿਲਾਰ ਲੇ ਪੰਜਵਾਂ ਭਾਈ ਜੈ ਸਿੰਘ ਪਹਿਲਾਂ ਹੀ ਫੜਿਆ ਹੋਇਆ ਜੈ ਸਿੰਘ ਤੇਰੇ ਬੱਚਿਆਂ ਨੂੰ ਕੋ ਕੋ ਕੇ ਸ਼ਹੀਦ ਕੀਤਾ ਜਾਏਗਾ ਇਸਲਾਮ ਕਬੂਲ ਕਰ ਲੈ ਭਾਈ ਜੈ ਸਿੰਘ ਚੜ੍ਹਦੀ ਕਲਾ ਨਾਲ ਜਵਾਬ ਦਿੰਦਾ ਬੀਬੀ ਤੂੰ ਸਮਝਾ ਇਹਨੂੰ ਕਹਿਣ ਲੱਗੀ ਜੀ ਜਿਹੜਾ ਬੰਦਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦਾ ਹੈ ਤਾਂ ਉਹਨੂੰ ਫਿਰ ਕਿਸੇ ਚੀਜ਼ ਦਾ ਮੋਹ ਨਹੀਂ ਹੁੰਦਾ ਪਰਿਵਾਰ ਦੇ ਮੋਹ ਵਿੱਚੋਂ ਫਸਦਾ ਨਹੀਂ ਮੈਂ ਕਿਵੇਂ ਕਹਿ ਦਿਆਂ ਇਹਨਾਂ ਨੂੰ ਵੀ ਸਿੱਖੀ ਛੱਡ ਦਿਓ ਮੈਂ ਤੇ ਆਪ ਗੁਰੂ ਗੋਬਿੰਦ ਸਿੰਘ ਦੀ ਧੀ ਆ ਅਸੀਂ ਤੇ ਸਾਰਾ ਟੱਬਰ ਬਹਿ ਕੇ ਰਹਿ ਰਸ ਦਾ ਪਾਠ ਕਰਦੇ ਆ ਬਾਣੀ ਪੜ੍ਹਦੇ ਆ ਮਰਨੀ ਮਰ ਜਾਾਂਗੇ ਸਿੱਖੀ ਨਹੀਂ ਛੱਡਣੀ ਜਦੋਂ ਪਰਿਵਾਰ ਨੇ ਇਦਾਂ ਜਵਾਬ ਦਿੱਤਾ ਘਰ ਵਾਲੀ ਨੇ ਜਵਾਬ ਦਿੱਤਾ ਭਾਈ ਜੈ ਸਿੰਘ ਦੇ ਪੁੱਤਾਂ ਨੂੰ ਕਿਹਾ ਕਹਿੰਦੇ ਤੁਸੀਂ ਆਪਣੇ ਪਿਓ ਨੂੰ ਸਮਝਾਓ ਤੁਹਾਡਾ ਪਿਓ ਸਿਆਣਾ ਬਣੇ ਉਹ ਕਹਿੰਦੇ ਨਹੀਂ ਜੀ ਨਹੀਂ ਸਾਨੂੰ ਧਰਮ ਪਿਆਰਾ ਲੱਗਦਾ ਹੈ ਸਾਨੂੰ ਧਰਮ ਪਿਆਰਾ ਲੱਗਦਾ ਏ ਧਰਮ ਪਿਆਰਾ ਲੱਗਦਾ ਏ ਧਰਮ ਪਿਆਰਾ ਲੱਗਦਾ ਏ ਧਰਮ ਪਿਆਰਾ ਸਾਨੂੰ ਧਰਮ ਪਿਆਰਾ ਲੱਗਦਾ ਏ ਪਿਆਰਾ ਲੱਗਦਾ ਨਹੀਂ ਜਾਨ ਪਿਆਰੀ ਲੱਗਦੀ ਨਹੀਂ ਜਾਨ ਪਿਆਰੀ ਲੱਗਦੀ ਧਰਮ ਪਿਆਰਾ ਗੱਜ ਕੇ ਗੱਜ ਕੇ ਧਰ ਪਿਆਰਾ ਸਹੀ ਜਾਨ ਪਿਆਰੀ ਲੱਗਦੀ ਧਰਮ ਪਿਆਰਾ ਲੱਗਦਾ ਸਾਨੂੰ ਧਰਮ ਪਿਆਰਾ ਧਰਮ ਪਿਆਰਾ ਸਾਨੂੰ ਧਰਮ ਪਿਆਰਾ ਲੱਗਦਾ ਏ ਜਾਨ ਪਿਆਰੀ ਲੱਗਦੀ ਧਰਮ ਪਿਆਰਾ ਲੱਗਦਾ ਸਾਨੂੰ ਧਰਮ ਪਿਆਰਾ ਨਹੀਂ ਜਾਨ ਪਿਆਰੀ ਲੱਗਦੀ ਧਰਮ ਪਿਆਰਾ ਲੱਗਦਾ ਸਾਨੂੰ ਧਰਮ ਪਿਆਰਾ ਲੱਗਦਾ ਏ ਚੇਤਾ ਰੱਖਿਓ ਗੁਰੂ ਦੇਓ ਸਿੱਖੋ ਸਾਡਾ ਧਰਮ ਹੈ ਗੁਰੂ ਗ੍ਰੰਥ ਸਾਹਿਬ ਜੋ ਸਮਝਾਉਂਦੇ ਆ ਕੋਈ ਕੁਝ ਦੱਸੀ ਜਾਂਦਾ ਕੋਈ ਕੁਝ ਦੱਸੀ ਜਾਂਦਾ ਸਿੱਖਾਂ ਦਾ ਧਰਮ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਹ ਸਿੱਖਾਂ ਦਾ ਧਰਮ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਉਹ ਸਾਡਾ ਧਰਮ ਬਣਨਾ ਚਾਹੀਦਾ ਉਹ ਸਾਡੇ ਨਿਯਮ ਨੇ ਸਾਡੀ ਜ਼ਿੰਦਗੀ 'ਚ ਉਹਨਾਂ ਬਚਨਾਂ ਨੂੰ ਲਾਗੂ ਕਰਨਾ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹ ਸਾਡਾ ਧਰਮ ਹੈ ਅਸੀਂ ਉਹਦੇ ਤੋਂ ਪਿੱਛੇ ਨਾ ਹਟੀਏ ਕਿਹੜਾ ਕੀ ਕਹਿੰਦਾ ਕਈ ਜਾਣਦੇ ਹੋ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਉਹ ਸਭ ਤੋਂ ਜ਼ਰੂਰੀ ਹੈ ਕਿਹੜੇ ਗ੍ਰੰਥ 'ਚ ਕੀ ਲਿਖਿਆ ਕਿਸੇ 'ਚ ਕੀ ਲਿਖਿਆ ਪਰ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸਾਡੇ ਲਈ ਉਹ ਸਾਰਾ ਕੁਝ ਸੱਚ ਹੈ ਅਸੀਂ ਇਹਨਾਂ ਨੂੰ ਮੰਨਣਾ ਹੈ ਅਸੀਂ ਇਹਨਾਂ ਦੇ ਸਿੱਖ ਹਾਂ ਸੋ ਇਸ ਕਰਕੇ ਭਾਈ ਜੈ ਸਿੰਘ ਦਾ ਸਾਰਾ ਪਰਿਵਾਰ ਜਦੋਂ ਕਹਿਣ ਲੱਗਿਆ ਨਾ ਵੀ ਜੋ ਸਾਡੇ ਪਿਤਾ ਜੀ ਕਹਿੰਦੇ ਆ ਠੀਕ ਹੈ ਬਸ ਫਿਰ ਜੈ ਸਿੰਘਾ ਸਿਆਣਾ ਬਣ ਜਾ ਕਹਿੰਦਾ ਸ਼ੁਕਰ ਹੈ ਜੀ ਮੈਨੂੰ ਪਰਿਵਾਰ ਦਾ ਹੀ ਫਿਕਰ ਸੀ ਇਹ ਤੇ ਮੇਰੇ ਤੋਂ ਵੀ ਚੜਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਤੇ ਮੇਰੇ ਤੋਂ ਵੀ ਕਾਇਮ ਨੇ ਬੱਚਿਆਂ ਦਾ ਹੀ ਫਿਕਰ ਹੁੰਦਾ ਹੈ ਤੇ ਬੱਚੇ ਚੜਦੀ ਕਲਾ 'ਚ ਪਰਿਵਾਰ ਚੜਦੀ ਕਲਾ 'ਚ ਫਿਰ ਭਾਈ ਜੈ ਸਿੰਘ ਨੂੰ ਜਦੋਂ ਵੇਖਿਆ ਵੀ ਇਹ ਨਹੀਂ ਮੰਨਦਾ ਫਿਰ ਕਹਿਣ ਲੱਗੇ ਭਾਈ ਜੈ ਸਿਆਂ ਤੇਰੇ ਸਾਹਮਣੇ ਤੇਰੇ ਪਰਿਵਾਰ ਨੂੰ ਖਤਮ ਕੀਤਾ ਜਾਏਗਾ ਤੇਰੇ ਸਾਹਮਣੇ ਤੇਰੇ ਘਰ ਵਾਲੀ ਨੂੰ ਤੇਰੀ ਨੂੰ ਨੂੰ ਤੇਰੇ ਬੱਚਿਆਂ ਨੂੰ ਕੋ ਕੋ ਕੇ ਮਾਰਾਂਗੇ ਤੇਰੇ ਸਾਹਮਣੇ ਭਾਈ ਜੈ ਸਿੰਘ ਕਹਿਣ ਲੱਗਾ ਜੀ ਜੋ ਮਰਜ਼ੀ ਕਰ ਲੋ ਮੇਰੇ ਤੇ ਚਾਰ ਨੇ ਮੇਰੇ ਸਤਿਗੁਰ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਮੇਰੇ ਤੇ ਦੋ ਪੁੱਤ ਨੇ ਮੇਰੇ ਗੁਰੂ ਗੋਬਿੰਦ ਸਿੰਘ ਨੇ ਚਾਰ ਵਾਰੇ ਆਪਣੇ ਨਾਲ ਜਿਗਰ ਦੇ ਟੋਟੇ ਵਾਰੇ ਆ ਸਾਨੂੰ ਸਾਡਾ ਪਿਤਾ ਸਿਖਾ ਕੇ ਗਿਆ ਸਿਧਾਂਤ ਸਾਨੂੰ ਅਸੂਲ ਪਿਆਰੇ ਲੱਗਦੇ ਆ ਧੱਕੇ ਨਾਲ ਜ਼ਬਰਦਸਤੀ ਤੁਸੀਂ ਸਾਨੂੰ ਮਨਾ ਨਹੀਂ ਸਕਦੇ ਧੱਕਾ ਕਰਕੇ ਤੁਸੀਂ ਸਾਨੂੰ ਮਨਾ ਨਹੀਂ ਸਕਦੇ ਫੇਰ ਭਾਈ ਜੈ ਸਿੰਘ ਦੀ ਘਰ ਵਾਲੀ ਨੂੰ ਸਭ ਤੋਂ ਪਹਿਲਾਂ ਕੋ ਕੋ ਕੇ ਸ਼ਹੀਦ ਕੀਤਾ ਬੱਚਿਆਂ ਨੇ ਆਪਣੀ ਮਾਂ ਨੂੰ ਸ਼ਹੀਦ ਹੁੰਦਿਆਂ ਵੇਖਿਆ ਘਰ ਵਾਲੀ ਨੂੰ ਵੇਖਿਆ ਫਿਰ ਨੂੰ ਨੂੰ ਫਿਰ ਦੋਵੇਂ ਪੁੱਤਾਂ ਨੂੰ ਭਾਈ ਜੈ ਸਿੰਘ ਦੇ ਸਾਹਮਣੇ ਕੋ ਕੋ ਕੇ ਸ਼ਹੀਦ ਕੀਤਾ ਫਿਰ ਇਤਿਹਾਸ ਦੱਸਦਾ ਹੈ ਭਾਈ ਜੈ ਸਿੰਘ ਨੂੰ ਪੈਰਾਂ ਦੇ ਨਾਲ ਰੱਸਾ ਬੰਨ੍ਹ ਕੇ ਉੱਥੇ ਦਰਖਤ ਹੈ ਅਜੇ ਵੀ ਮੌਜੂਦ ਹੈ ਅੱਜ ਵੀ ਉਹ ਦਰਖਤ ਹੈ ਭਾਈ ਜੈ ਸਿੰਘ ਨੂੰ ਐਦਾਂ ਦਰਖਤ ਦੇ ਨਾਲ ਪੈਰਾਂ ਵਾਲੇ ਪਾਸੇ ਰੱਸਾ ਬੰਨ੍ਹ ਕੇ ਕਹਿੰਦਾ ਇਹਦੀ ਜਿਉਂਦੇ ਦੀ ਖੱਲ ਲਾ ਦਿਓ ਚਮੜੀ ਉਧੇੜ ਦਿਓ ਇਹਦੀ ਪਹਿਲਾਂ ਕੋਰੜੇ ਵੀ ਮਾਰੇ ਗਏ ਬਹੁਤ ਮਾਰਿਆ ਕੁੱਟਿਆ ਗਿਆ ਜਦੋਂ ਨਾ ਮੰਨਿਆ ਫਿਰ ਪੈਰਾਂ ਨਾਲ ਰੱਸਾ ਬੰਨ ਕੇ ਭਾਈ ਜੈ ਸਿੰਘ ਨੂੰ ਕਹਿੰਦੇ ਇਹਦੀ ਚਮੜੀ ਉਤਾਰ ਦਿੱਤੀ ਜਾਵੇ ਫਿਰ ਪੈਰਾਂ ਵਾਲੇ ਪਾਸਿਓਂ ਨਾ ਜੀ ਪੈਰਾਂ ਵਾਲੇ ਪਾਸਿਓਂ ਚਮੜੀ ਉਤਾਰਨੀ ਸ਼ੁਰੂ ਕੀਤੀ ਸੀ ਕਈ ਅਰਦਾਸੀਏ ਪੁਰਾਣੇ ਕਈ ਅਰਦਾਸ ਕਰਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਪੁੱਠੀਆਂ ਖੱਲਾਂ ਲੋਹਾਈਆਂ ਅਰ ਜਿਹੜੀ ਸਾਡੀ ਪੰਥਕ ਅਰਦਾਸ ਹੈ ਉਹਦੇ ਵਿੱਚ ਤੇ ਇਹ ਅੱਖਰ ਸ਼ਾਮਲ ਨਹੀਂ ਪਰ ਕਈ ਅਰਦਾਸੀਏ ਅਜੇ ਵੀ ਉਹ ਪੁੱਠੀਆਂ ਖੱਲਾਂ ਲੋਹਾਈਆਂ ਇਸਲਾਮ ਧਰਮ ਵਿੱਚ ਇੱਕ ਫਕੀਰ ਹੋਇਆ ਸ਼ਮਸ਼ ਸ਼ਮਸ਼ ਤਰਵੇਜ਼ ਸ਼ਮਸ਼ ਤਰਵੇਜ਼ ਫਕੀਰ ਦਾ ਨਾਮ ਹੈ ਉਹਦੀ ਪੁੱਠੀ ਖੱਲ ਲਾਈ ਗਈ ਸੀ ਤੇ ਸਿੱਖਾਂ ਵਿੱਚ ਭਾਈ ਜੈ ਸਿੰਘ ਦੀ ਖੱਲ ਲਾਈ ਗਈ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ 'ਚ ਜਿੰਨਾ ਆਪ ਲਾਈਆਂ ਤਾਰੀਆਂ ਗੱਲਾਂ ਹੀ ਵੱਖਰੀਆਂ ਨੇ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਲੱਗ ਜਾਂਦੇ ਆ ਉਹਨਾਂ ਦੀਆਂ ਗੱਲਾਂ ਹੀ ਵੱਖਰੀਆਂ ਕਬਰਾਂ ਤੇ ਮੜੀਆਂ ਤੇ ਪੜੋ ਮਸਾਣੀਆਂ ਤੇ ਜਗ੍ਹਾ ਜਗ੍ਹਾ ਤੇ ਜਿਹੜੇ ਬੰਦੇ ਧੱਕੇ ਖਾਂਦੇ ਤੁਰੇ ਫਿਰਦੇ ਆ ਉਹ ਨਹੀਂ ਇੱਥੇ ਤੱਕ ਪਹੁੰਚ ਸਕਦੇ ਪਰ ਜਿਹੜੇ ਗੁਰਬਾਣੀ ਦਾ ਗਿਆਨ ਲੈ ਕੇ ਸਿਧਾਂਤਾਂ ਦੇ ਆਸ਼ਿਕ ਹੋ ਗਏ ਮਰਨੀ ਮਰ ਜਾਣਗੇ ਪਰ ਉਹ ਇਹਨਾਂ ਸਿਧਾਂਤਾਂ ਨੂੰ ਇਹਨਾਂ ਅਸੂਲਾਂ ਨੂੰ ਛੱਡ ਨਹੀਂ ਸਕਦੇ ਲੋ ਪੜਿਓ ਜਰਾ ਸੁਣਿਓ ਧਿਆਨ ਨਾਲ ਕਵਿਤਾ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ 'ਚ ਜਿਨ੍ਹਾਂ ਆਪ ਲਾਈਆਂ ਤਾਰੇ ਵੇਖੋ ਇਤਿਹਾਸ ਸਾਡੇ ਸਾਹਮਣੇ ਆਉਂਦਾ ਆ ਵੇਖੋ ਉਹਨਾਂ ਦੀਆਂ ਕੁਰਬਾਨੀਆਂ ਭਾਈ ਜੈ ਸਿੰਘ ਜੀ ਤੈਨੂੰ ਤਕਲੀਫ ਨਹੀਂ ਹੁੰਦੀ ਐਦਾਂ ਜਦੋਂ ਚਮੜੀ ਉਤਾਰਦੇ ਨੇ ਤੈਨੂੰ ਦਰਦ ਨਹੀਂ ਹੁੰਦਾ ਤੈਨੂੰ ਤਕਲੀਫ ਨਹੀਂ ਹੁੰਦੀ ਭਾਈ ਜੈ ਸਿੰਘ ਜੀ ਆਖਣ ਲੱਗੇ ਮੇਰੇ ਸਤਿਗੁਰੂ ਨੂੰ ਵੇਖੋ ਤੰਦੀਆਂ ਤਵੀਆਂ ਤੇ ਬੈਠਿਆਂ ਨੂੰ ਕਿਵੇਂ ਚੜ੍ਹਦੀ ਕਲਾ ਵਿੱਚ ਰਹੇ ਐ ਕਿਵੇਂ ਕੰਡਿਆਂ ਤੇ ਪੈ ਕੇ ਗੁਰੂ ਗੋਬਿੰਦ ਸਿੰਘ ਨੇ ਰੱਬ ਦਾ ਭਾਣਾ ਮੰਨਿਆ ਹੈ ਸਾਨੂੰ ਸਾਡੇ ਸਤਿਗੁਰੂ ਸਿਖਾ ਕੇ ਗਏ ਐ ਅਸੂਲਾਂ ਨੂੰ ਸਿਧਾਂਤਾਂ ਨੂੰ ਪਿਆਰ ਕਰਨਾ ਸਦਾ ਨਹੀਂ ਬਹਿ ਰਹਿਣਾ ਇੱਥੇ ਮਰਨਾ ਸਭ ਨਹੀਂ ਹੁੰਦਾ ਜਾਣਾ ਸਭ ਨਹੀਂ ਹੁੰਦਾ ਰੋਲ ਰੋਲ ਕੇ ਕਿਉਂ ਮਰੀਏ ਪੈਰ ਤੇ ਕਿਉਂ ਮਰੀਏ ਕਿਉਂ ਨਾ ਆਪਣੇ ਗੁਰੂ ਦੇ ਬਚਨਾਂ ਤੋਂ ਕੁਰਬਾਨ ਹੋਈਏ ਲਓ ਪੜਿਓ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਣੀਆਂ ਆਪਣੇ ਲਹੂ ਚ ਆ ਭੁਲਾਇਆ ਤਾਰੀਆਂ ਆਪਣੇ ਲਹੂ ਚ ਜਿਨਾ ਤਾਰੀਆਂ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਆਪਣੇ ਲਹੂ ਚ ਜਿਨਾ ਆਪ ਲਾਇਆ ਤਾਰੀਆਂ ਆਪਣੇ ਲਹੂ ਚ ਜਿਨਾ ਆਪ ਲਾਇਆ ਤਾਰੀਆਂ ਦੇ ਗੁਜੂ ਉਬਾਲੇ ਮਾਰੇ ਵਾਲਿਆ ਤੂੰ ਦੇਖੀ ਕਿਤੇ ਡੋਲੇ ਦੇਖ ਚ ਉਪਾਲੇ ਖਾਂਦਾ ਕੋਈ ਵੀਰ ਬੋਲੇ ਜ਼ਾਲਮਾਂ ਦੇ ਸੀਨੇ ਵਿੱਚ ਧਸ ਗਈਆਂ ਯਾਰੀਆਂ ਆਪਣੇ ਲਹੂ ਚ ਜਿਨਾ ਆਪ ਲਾਇਆ ਤਾਰੀਆਂ ਆਪਣੇ ਲਹੂ ਆਪ ਲਾਇਆ ਧੰਨ ਉਹ ਗੁਰੂ ਦੇ ਪਿਆਰੇ ਡਟ ਕੇ ਜਦੋਂ ਜਵਾਬ ਦਿੰਦੇ ਆ ਨਾ ਜ਼ਾਲਮਾਂ ਦੇ ਸੀਨੇ 'ਚ ਆਰੀਆਂ ਚੁੱਭ ਲੱਗਦੀਆਂ ਉਸ ਵੇਲੇ ਸੀਨੇ 'ਚ ਕਟਾਰ ਚੁੱਭਦੀ ਹੈ ਜਦੋਂ ਡਟ ਕੇ ਨਹੀਂ ਕਾਇਮ ਹੋ ਕੇ ਸਿੰਘ ਜਵਾਬ ਦੇ ਦਿੰਦੇ ਜਦੋਂ ਅੜੇ ਰਹਿੰਦੇ ਹੋ ਤੁਸੀਂ ਆਪਣੀ ਗੱਲ ਤੇ ਵੀ ਅਸੀਂ ਸਿਧਾਂਤਾਂ ਦੇ ਆਸ਼ਿਕ ਆ ਮਰ ਜੀਏ ਭਾਵੇਂ ਪਿੱਛੇ ਨਹੀਂ ਹਟਾਂਗੇ ਮਾਰਨ ਵਾਲੇ ਕੱਟਣ ਵਾਲੇ ਵੱਢਣ ਵਾਲੇ ਹਾਰ ਜਾਂਦੇ ਐ ਹੱਦ ਹੋ ਗਈ ਯਾਰੇ ਬੰਦਾ ਮੰਨਦਾ ਹੀ ਨਹੀਂ ਜਿੰਨਾ ਮਰਜ਼ੀ ਬਦਨਾਮ ਕਰੀ ਜਾਓ ਰੌਲਾ ਪਾਈ ਜਾਓ ਪਰ ਅੜੇ ਰਹੋ ਆਪਣੀ ਗੱਲ ਤੇ ਜੋ ਮਰਜ਼ੀ ਕੋਈ ਕਹੀ ਜਾਵੇ ਤੁਸੀਂ ਆਪਣੀ ਗੱਲ ਤੇ ਸਿਧਾਂਤ ਤੇ ਖੜੇ ਰਹਿਣਾ ਹੈ ਕਬੀਰ ਮੈਂ ਜਾਣਿਓ ਪੜਬੋ ਭਲਾ ਪੜਬੇ ਸਿਉ ਭਲ ਜੋਗ ਭਗਤ ਨਾ ਛਾਟੋ RAM ਕੀ ਭਾਵੇਂ ਨਿੰਦੋ ਲੋਗ ਆ ਹੁਣ ਇੱਥੇ ਵੇਖੋ ਅੱਜ ਕੱਲ ਨੈਟ ਤੇ ਆਪਾਂ ਕਿੰਨਾ ਕੁਝ ਵੇਖਦੇ ਆ ਕੋਈ ਕੁਝ ਬੋਲਦਾ ਹੈ ਕੋਈ ਕੁਝ ਬੋਲਦਾ ਕਿੰਨੀਆਂ ਗਾਲਾਂ ਸੁਣਦੇ ਆ ਰੋਜ਼ ਕਿੰਨੀਆਂ ਵੀਡੀਓ ਪਾਉਂਦੇ ਆ ਲੋਕ ਮੈਨੂੰ ਕਈ ਕਹਿਣਗੇ ਆ ਵੇਖਿਓ ਜੀ ਕੀ ਕੁਝ ਕਹਿੰਦੇ ਆ ਮੈਂ ਕਿਹਾ ਯਾਰ ਬੰਦ ਬੰਦ ਤੇ ਨਹੀਂ ਕੱਟਦੇ ਉਦੋਂ ਤੇ ਥੱਲੇ ਹੀ ਹੈ ਕੰਮ ਸਾਡੇ ਸਾਹਮਣੇ ਸਾਡੀਆਂ ਧੀਆਂ ਭੈਣਾਂ ਨਾਲ ਧੱਕਾ ਤੇ ਨਹੀਂ ਹੋ ਰਿਹਾ ਇਹ ਤੇ ਫੋਟੋਆਂ ਹੀ ਬਣਾ ਬਣਾ ਕੇ ਪਾਉਂਦੇ ਐ ਕਰਦੇ ਆ ਘੱਟ ਕਿਤੇ ਅੱਜ ਘੱਟ ਕਰਨਗੇ ਅੱਜ ਇਹਨਾਂ ਬੰਦਿਆਂ ਕੋਲ ਤਾਕਤ ਨਹੀਂ ਨਹੀਂ ਤੇ ਕਰਨ ਨੂੰ ਅੱਜ ਵੀ ਇਹ ਘਟਨਾ ਨਾ ਕਰਨ ਤਾਕਤ ਨਹੀਂ ਜੇ ਇਹਨਾਂ ਬੰਦਿਆਂ ਕੋਲ ਤਾਕਤ ਹੋਵੇ ਇਹਨਾਂ ਦਾ ਜ਼ੋਰ ਪੈ ਜਾਵੇ ਤੇ ਘੱਟ ਤੇ ਮਾਫ ਕਰਨਾ ਅੱਜ ਵੀ ਨਹੀਂ ਕਰਨਗੇ ਅੱਜ ਵੀ ਸ਼ਬੀਲਾ ਲਾਣ ਨੂੰ ਤਿਆਰ ਖੜੇ ਆ ਜੀ ਲੋਕ ਅੱਜ ਵੀ ਘੱਟ ਨਹੀਂ ਕਰਨਗੇ ਸ਼ਰੇਆਮ ਮਾਰ ਜਾਣਗੇ ਸ਼ਰੇਆਮ ਅੱਜ ਵੀ ਇਹ ਬੰਦੇ ਘੱਟ ਨਹੀਂ ਕਰਨਗੇ ਤੁਸੀਂ ਖੜੇ ਰਹਿਣਾ ਹੈ ਡਰਾ ਨਹੀਂ ਸਕਦਾ ਕੋਈ ਇੱਥੇ ਰਿਓ ਭਾਈ ਕਾਇਮ ਰਹਿਣਾ ਪੈਣਾ ਬੜਾ ਕੁਝ ਦੁਨੀਆ ਵਿੱਚ ਸੁਣਨਾ ਪੈ ਆ ਇੱਥੇ ਦੀਵਾਨ ਲੱਗੇ ਐ ਦੋ ਦੀਵਾਨ ਆਪਣੇ ਸੀ ਪਹਿਲੇ ਦਿਨ ਉਹ ਭੈਣ ਕੀਰਤਨ ਹਾਜ਼ਰੀ ਭਰ ਕੇ ਗਈ ਤੇ ਤੁਸੀਂ ਵੇਖੋ ਬਈ ਉਹ ਕਿੱਦਾਂ ਕਿੱਦਾਂ ਦੀਆਂ ਫੋਟੋਆਂ ਬਣਾ ਕੇ ਵਿੱਚ ਹੀ ਮੇਰੀ ਫੋਟੋ ਵਿੱਚ ਕੀ ਕੀ ਬਕਵਾਸ ਸੋਚ ਵੀ ਨਹੀਂ ਸਕਦੇ ਵੀ ਇਦਾਂ ਦੀਆਂ ਗੱਲਾਂ ਯਾਰ ਕਥਾ ਕਰਨੀ ਹੈ ਕੀਰਤਨ ਕਰਨਾ ਹੈ ਭੈਣ ਭਰਾ ਕੋਈ ਵੀ ਕੋਈ ਭੈਣ ਕਰੇ ਕੋਈ ਭਰਾ ਕਰੇ ਕੋਈ ਗੁਰਬਾਣੀ ਦੀ ਗੱਲ ਕਰੇ ਕੋਈ ਵੀ ਕਰ ਸਕਦਾ ਫੋਟੋਆਂ ਜੋੜ ਜੋੜ ਕੇ ਕੀ ਕੀ ਕਰਦੇ ਆ ਜੀ ਲੋਕ ਅੱਜ ਸੋਚ ਵੀ ਨਹੀਂ ਸਕਦੇ ਵੀ ਇੱਥੇ ਤੱਕ ਗਿਰ ਸਕਦੇ ਪਰ ਮੈਂ ਬੇਨਤੀ ਕਰਾਂਗਾ ਸਭ ਨਾਲ ਬਣੇਗੀ ਮਾੜਾ ਜਾਂ ਸੱਚ ਤੇ ਖੜੋਗੇ ਬਥੇਰੀ ਦੁਨੀਆ ਨੇ ਵਿਰੋਧਤਾ ਕਰਨੀ ਹੈ ਪਰ ਤੁਰੇ ਚੱਲਿਓ ਪਰਵਾਹ ਨਾ ਮੰਨੋ ਤੁਰੇ ਆਪਣੀ ਗੱਲ ਕਹਿੰਦੇ ਚੱਲੀਏ ਆਪੇ ਫੈਸਲਾ ਸੰਗਤ ਨੇ ਕਰ ਲੈਣਾ ਸੱਚ ਕੀ ਹੈ ਤੇ ਝੂਠ ਕੀ ਹੈ ਪਰ ਤੁਰੇ ਚੱਲੋ ਸੱਚ ਸਾਹਮਣੇ ਆਉਣਾ ਹੀ ਆਉਣਾ ਸੱਚ ਕੀ ਹੈ ਸਭ ਪਤਾ ਲੱਗ ਜਾਂਦਾ ਹੁੰਦਾ ਹੈ ਤੁਰੇ ਚੱਲੀਏ ਲਓ ਸੁਣਿਓ ਅੱਗੇ ਬੰਦਗੀ ਚ ਦਿਸੇ ਬੰਦ ਬੰਦ ਕਟਵਾ ਲਿਆ ਹਾਸੋ ਹਾਸੋ ਕਿਸੇ ਨੇ ਖੋਪਰ ਲੋਹਾਲਿਆ ਬੰਦਗੀ ਚ ਕਿਸੇ ਬੰਦ ਬੰਦ ਕਟਵਾਲਿਆ ਹਾਸੋ ਹਾਸੋ ਕਿਸੇ ਨੇ ਖੋਪਰ ਲੋਹਾ ਸਿੱਖੀ ਪਿੱਛੇ ਜਾਣਾ ਵੀ ਨਹੀਂ ਕੀਤੀਆਂ ਪਿਆਰੀਆਂ ਆਪਣੇ ਲਹੂ ਚ ਜਿਨਾ ਆਪ ਲਾਇਆ ਤਾਰੀਆਂ ਆਪਣੇ ਲਹੂ ਚ ਜਿਨਾ ਆਪ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਨਹੂਚ ਜਿਨਾ ਆਪ ਲਾਇਆ ਤਾਰੀਆਂ ਆਪਣੇ ਨਹੂ ਜਿਨਾ ਆਪ ਤਾਰੀਆਂ ਬਸ ਗੱਲ ਹੀ ਵੱਖਰੀ ਹੈ ਇਸ ਰਾਹ ਤੇ ਤੁਰਨਾ ਜਦੋਂ ਵੀ ਤੁਸੀਂ ਇਸ ਰਾਹ ਤੇ ਤੁਰਨਾ ਸਿਰ ਤਲੀ ਤੇ ਧਰ ਕੇ ਤੁਰਨਾ ਪੈਂਦਾ ਆਲੇ ਦੁਆਲੇ ਨਾ ਵੇਖੋ ਫਿਰ ਦੁਨੀਆ ਕੀ ਕਹਿੰਦੀ ਹੈ ਤੁਰੇ ਚੱਲੀਏ ਪਰਵਾਹ ਨਾ ਕਰੀਏ ਜੀ ਕੋਈ ਵੀ ਮੇਰੀ ਭੈਣ ਸੱਚ ਦਾ ਪ੍ਰਚਾਰ ਕਰਨ ਲੱਗ ਪਵੇ ਕੋਈ ਮੇਰਾ ਵੀਰ ਕਰਨ ਲੱਗ ਪਵੇ ਤੁਸੀਂ ਵੇਖਿਓ ਸੀ ਪਿੰਡਾਂ ਦੇ ਵਿੱਚ ਬਣਦਾ ਕੀ ਹੈ ਹੱਕ 'ਚ ਖੜਨ ਵਾਲਾ ਵੀ ਕੋਈ ਨਾ ਕੋਈ ਆ ਜਾਣਾ ਪਰ ਵਿਰੋਧ ਤਾਂ ਕਰਨ ਵਾਲਿਆਂ ਨੇ ਵੀ ਕਸਰ ਨਹੀਂ ਕੋਈ ਛੱਡਣੀ ਪਰ ਤੁਰੇ ਚੱਲੇ ਤੁਰੇ ਚੱਲੇ ਪਰਵਾਹ ਨਾ ਕਰਿਓ ਸੋ ਭਾਈ ਜੈ ਸਿੰਘ ਦੀ ਚਮੜੀ ਉਤਾਰਤੀ ਜੀ ਪੈਰਾਂ ਤੋਂ ਲੈ ਕੇ ਐ ਖੱਲ ਉਤਾਰਤੀ ਪੈਰਾਂ ਤੋਂ ਲੈ ਕੇ ਉਤਾਰਦੇ ਆਏ ਅੱਜ ਵੀ ਉਹ ਦਰਖਤ ਹੈ ਜਿਹੜੇ ਦਰਖਤ ਦੇ ਨਾਲ ਬੰਨ ਕੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੁਣ ਉੱਥੇ ਭਾਈ ਜੈ ਸਿੰਘ ਦਾ ਸਰੀਰ ਤੋਂ ਚਮੜੀ ਉਤਾਰ ਦਿੱਤੀ ਗਈ ਖੱਲ ਉਤਾਰ ਦਿਓ ਖੱਲ ਉਧੇੜ ਦਿਓ ਕਹਿੰਦਾ ਇਹਦੀ ਤੇ ਕੋ ਕੋ ਕੇ ਭਾਈ ਜੈ ਸਿੰਘ ਦੇ ਸਾਰੇ ਟੱਬਰ ਨੂੰ ਸ਼ਹੀਦ ਕੀਤਾ ਤੇ ਭਾਈ ਜੈ ਸਿੰਘ ਨੂੰ ਸ਼ਹੀਦ ਕੀਤਾ ਫਿਰ ਘਰ ਦੇ ਅਗਲੇ ਦਿਨ ਇਕੱਠੇ ਘਰ ਦੇ ਪੰਜੇ ਜੀਆਂ ਦਾ ਅੰਤਮ ਸੰਸਕਾਰ ਪਿੰਡ ਵਾਲਿਆਂ ਨੇ ਕੀਤਾ ਤੇ ਇੱਕ ਨੂੰ ਜਿਹੜੀ ਪੇਕੇ ਗਈ ਸੀ ਉਹਦੇ ਫਿਰ ਬੱਚਾ ਹੋਇਆ ਅੱਗੇ ਫਿਰ ਉਹਦੀ ਪੀੜੀ ਅੰਸ ਬੰਸ ਜਿਹੜੀ ਭਾਈ ਜੈ ਸਿੰਘ ਦਾ ਪਰਿਵਾਰ ਅਜੇ ਤੱਕ ਚੱਲਦਾ ਆਉਂਦਾ ਪਰ ਭਾਈ ਜੈ ਸਿੰਘ ਵਰਗੇ ਸਿਧਾਂਤਾਂ ਦੇ ਆਸ਼ਿਕ ਬਣ ਕੇ ਸਾਰਾ ਪਰਿਵਾਰ ਕੁਰਬਾਨ ਕਰਦਾ ਹੈ ਅਣਗੋਲੇ ਸ਼ਹੀਦ ਨੇ ਇਦਾਂ ਦੇ ਬਹੁਤਿਆਂ ਨੂੰ ਨਹੀਂ ਪਤਾ ਵੀ ਇਹ ਜਗ੍ਹਾ ਸਥਾਨ ਹੈ ਜਾਂ ਬਹੁਤੇ ਬਹੁਤੇ ਬਹੁਤਿਆਂ ਨੂੰ ਪਤਾ ਨਹੀਂ ਵੀ ਇਦਾਂ ਦੇ ਸ਼ਹੀਦ ਵੀ ਹੋਏ ਭਾਈ ਜੈ ਸਿੰਘ ਵਰਗੇ ਸਾਥ ਖਾਲੋ ਉਤਾਰ ਲਈ ਪੁੱਠੀਆਂ ਖੱਲਾਂ ਲੁਹਾਈਆਂ ਜਿਨ੍ਹਾਂ ਨੇ ਆਪਾ ਕੁਰਬਾਨ ਕੀਤਾ ਜਿਨ੍ਹਾਂ ਨੇ ਇਦਾਂ ਦੇ ਸ਼ਹੀਦ ਵੀ ਹੋਏ ਸੋ ਸ਼ਹੀਦਾਂ ਦਾ ਇਤਿਹਾਸ ਭੁੱਲਦਾ ਜਾਂਦਾ ਹੈ ਜਜਾਰੂਆਂ ਦਾ ਇਤਿਹਾਸ ਭੁੱਲਦਾ ਜਾਂਦਾ ਹੈ ਬਸ ਬਾਬੇ ਯਾਦ ਰਹਿ ਗਏ ਬਾਬੇ ਹੀ ਬਾਬੇ ਯਾਦ ਰਹਿ ਗਏ ਇਤਿਹਾਸ ਭੁੱਲ ਗਿਆ ਸੋ ਸਾਡੇ ਬਾਬੇ ਨਾ ਭੁੱਲਿਓ ਠੀਕ ਹੈ ਸਾਰੇ ਬਾਬਿਆਂ ਨੂੰ ਨਹੀਂ ਭੁੱਲਣਾ ਤੇ ਨਾ ਭੁੱਲਿਓ ਪਰ ਬਾਬਾ ਅਜੀਤ ਸਿੰਘ ਨੂੰ ਨਾ ਭੁੱਲਿਓ ਸਭ ਤੋਂ ਵੱਡੇ ਬਾਬੇ ਐ ਸਾਡੇ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਦੀਪ ਸਿੰਘ ਵਰਗੇ ਬਾਬੇ ਨਾ ਭੁੱਲ ਜਾਣ ਕਿਤੇ ਉਹਨਾਂ ਨੂੰ ਨਾ ਭੁੱਲਿਓ ਭਾਈ ਐਸਾ ਨਾਮ ਦਾ ਰੰਗ ਮਨ ਨੂੰ ਚੜੇ ਵੀ ਲਵੇ ਨਾ ਕਲੰਕ ਨਹੀਂ ਲੱਗਦਾ ਫਿਰ ਮੈਲ ਨਹੀਂ ਲੱਗਦੀ ਨਾ ਲਾਲ ਰੰਗ ਤੇ ਸਕੌ ਲੱਗਾ ਜਿਸ ਕੇਵੰਡ ਭਾਗਾ ਮੈਲਾ ਕਦੇ ਨਾ ਹੋਵੇ ਹੀ ਨਹਿ ਲੱਗਾ ਐਸਾ ਰੰਗ ਚੜਦਾ ਫਿਰ ਜ਼ਿੰਦਗੀ 'ਚ ਕੋਈ ਦਾਗ ਨਹੀਂ ਲੱਗਦਾ ਬੇਦਾਗ ਹੋ ਜਾਂਦੀ ਹੈ ਜੀ ਜ਼ਿੰਦਗੀ ਨੇਹ ਕਲੰਕ ਹੋ ਜਾਂਦਾ ਜੀ ਬੰਦਾ ਜਦੋਂ ਸੱਚ ਨਾਲ ਪਿਆਰ ਕਰਨ ਲੱਗ ਜਾਂਦਾ ਹੈ ਤੇ ਸਾਰੇ ਕਲੰਕ ਧੋ ਦਿੰਦਾ ਆਪਣੇ ਦਾਗ ਧੋ ਲੈਂਦਾ ਹੈ ਕੋਈ ਦਾਗ ਨਹੀਂ ਰਹਿਣ ਦਿੰਦਾ ਆਪਣੀ ਜ਼ਿੰਦਗੀ ਵਿੱਚ ਹਾਂਜੀ ਪ੍ਰਭ ਪਾਇਆ ਸੁਖ ਦਾਇਆ ਮਿਲਿਆ ਸੁਖ ਭਾਏ ਸੁਖ ਦੇਣ ਵਾਲਾ ਪਿਆਰਾ ਮਾਲਕ ਮਿਲ ਗਿਆ ਉਹਦੇ ਨਾਲ ਪਿਆਰ ਪੈ ਗਿਆ ਉਹ ਪਰਮਾਤਮਾ ਨਾਲ ਕਨੈਕਸ਼ਨ ਬਣ ਗਿਆ ਤੇ ਐਸਾ ਪਿਆਰ ਪੈਂਦਾ ਫਿਰ ਛੱਡਿਆ ਨਹੀਂ ਜਾਂਦਾ ਹਾਂਜੀ ਸਹਿਜ ਸਮਾਨਾ ਭੀਤਰੇ ਛੋੜਿਆ ਨਹੀਂ ਜਾਏ ਫਿਰ ਮਨ ਵਿੱਚ ਇੱਕ ਸਹਿਜ ਆ ਜਾਂਦਾ ਹੈ ਅੰਦਰ ਇੱਕ ਟਿਕਾ ਆ ਜਾਂਦਾ ਹੈ ਇੱਕ ਰਸ ਆ ਜਾਂਦਾ ਹੈ ਔਰ ਇੰਨਾ ਆਨੰਦ ਬਣਦਾ ਹੈ ਫਿਰ ਬੰਦਾ ਛੱਡ ਨਹੀਂ ਸਕਦਾ ਐਸਾ ਰੰਗ ਚੜਦਾ ਹੈ ਫਿਰ ਛੱਡਿਆ ਨਹੀਂ ਜਾ ਸਕਦਾ ਹਾਂਜੀ ਜਰਾ ਮਰਾ ਨਹਿ ਵਿਆਪਈ ਫਿਰ ਦੁੱਖ ਨਾ ਪਾਇਆ ਫਿਰ ਆਤਮਿਕ ਬੜੇਪਾ ਨਹੀਂ ਆਉਂਦਾ ਅੰਦਰੋਂ ਬੰਦਾ ਹਮੇਸ਼ਾ ਅਵੇਅਰ ਰਹਿੰਦਾ ਕਾਇਮ ਰਹਿੰਦਾ ਹੈ ਜਰਾ ਮਰਾ ਨੇ ਵਿਆਪਈ ਅੰਦਰਲੀ ਮੌਤ ਨਹੀਂ ਹੋਣੀ ਆਤਮਿਕ ਮੌਤ ਨਹੀਂ ਹੋਣੀ ਕਦੇ ਗੁਣ ਰਹਿਣਗੇ ਸਾਰੀ ਜ਼ਿੰਦਗੀ ਵਿੱਚ ਕਦੇ ਬੰਦਾ ਬੇਰਸਾ ਫਿੱਕਾ ਨਹੀਂ ਹੁੰਦਾ ਗੁਣ ਹਮੇਸ਼ਾ ਭਰਪੂਰ ਰਹਿੰਦੇ ਐ ਦੁੱਖ ਨਹੀਂ ਕੋਈ ਨੇੜੇ ਆਉਂਦਾ ਸੁਰਤ ਦੇ ਨੇੜੇ ਕੋਈ ਦੁੱਖ ਨਹੀਂ ਆਉਂਦਾ ਬਾਹਰ ਜਿੰਨੇ ਮਰਜ਼ੀ ਆਉਂਦੇ ਰਹਿਣ ਅੰਦਰ ਤੱਕ ਉਹਦਾ ਅਸਰ ਨਹੀਂ ਹੁੰਦਾ ਹਾਂਜੀ ਪੀ ਅੰਮ੍ਰਿਤ ਆਖਾਨਿਆ ਗੁਰ ਅਮਰ ਕਰਾਇਆ ਪੀ ਅੰਮ੍ਰਿਤ ਆਖਾਨਿਆ ਗੁਰ ਅਮਰ ਕਰਾਇਆ ਗੁਰੂ ਸਾਹਿਬ ਐਸੀ ਤ੍ਰਿਪਤੀ ਦੇ ਦਿੰਦੇ ਆ ਜੀ ਮਨ ਨੂੰ ਵੀ ਮੁਕਤ ਹੋ ਜਾਂਦਾ ਬੰਦਾ ਕੋਈ ਬੰਧਨ ਨਹੀਂ ਰਹਿੰਦਾ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਐ ਤ੍ਰਿਪਤ ਅੰਦਰੋਂ ਸ਼ਾਂਤ ਸਹਿਜ ਵਿੱਚ ਆ ਜਾਂਦਾ ਜਦੋਂ ਨਾਮ ਦਾ ਸੱਚ ਦਾ ਰੰਗ ਚੜ ਜਾਂਦਾ ਹਾਂਜੀ ਸੋ ਜਹਾਨ ਜਿਨ ਚਾਖਿਆ ਹਰ ਨਾਮ ਅਮੋਲਾ ਉਹੀ ਜਾਣਦੇ ਆ ਜਿਨ੍ਹਾਂ ਨੇ ਚੱਖਿਆ ਦੱਸਿਆ ਨਹੀਂ ਜਾ ਸਕਦਾ ਮਾਣਿਆ ਜਾ ਸਕਦਾ ਤੇ ਜਿਨ੍ਹਾਂ ਨੇ ਇਹ ਚੱਖਿਆ ਮਾਣਿਆ ਹੁੰਦਾ ਉਹ ਲੋਕਾਂ ਨੂੰ ਦੱਸ ਨਹੀਂ ਸਕਦੇ ਕਹਿੰਦੇ ਉਹੀ ਜਾਣਦੇ ਆ ਜਿਹੜੇ ਮੰਨਦੇ ਆ ਹਾਂਜੀ ਕੀਮਤ ਕਹੀ ਨਾ ਜਾਏ ਕਿਆ ਕਹੇ ਮੁਖ ਬੋਲਾ ਮੇਰਿਆ ਮਾਲਕਾ ਤੇਰੇ ਇਹ ਸੱਚੇ ਗੁਣਾ ਦੀ ਕੀਮਤ ਨਹੀਂ ਕਹੀ ਜਾ ਸਕਦੀ ਐਸੇ ਜੀਵਨ ਵਾਲਿਆਂ ਦੇ ਗੁਣ ਗਾਇਨ ਨਹੀਂ ਕੀਤੇ ਜਾ ਸਕਦੇ ਕੀ ਕੀ ਗਾਈਏ ਕੀ ਦਸੀਏ ਦੱਸਿਆ ਨਹੀਂ ਜਾ ਸਕਦਾ ਤੇ ਮਾਲਕ ਜੀ ਕਿਰਪਾ ਕਰੋ ਤੇਰੇ ਪਿਆਰਿਆਂ ਦੀ ਸੰਗਤ ਮਿਲੇ ਤਾਂ ਜੋ ਸਾਨੂੰ ਵੀ ਰੰਗ ਚੜ ਜਾ ਲਾਸਟ ਭਗਤੀਆਂ ਸੁਣ ਸਫਲ ਦਰਸ਼ ਤੇਰਾ ਪਾਰ ਬ੍ਰਹਮ ਗੁਣ ਨਿਦ ਤੇਰੀ ਬਾਣੀ ਮੇਰੇ ਰੱਬ ਜੀ ਤੇਰੇ ਦਰਸ਼ਨ ਸਾਡਾ ਜੀਵਨ ਸਫਲ ਕਰਨ ਵਾਲੇ ਨੇ ਤੈਨੂੰ ਫੀਲ ਕਰਨਾ ਤੈਨੂੰ ਮਹਿਸੂਸ ਕਰਨਾ ਤੇਰੀ ਹਜ਼ੂਰੀ 'ਚ ਰਹਿ ਕੇ ਸਾਰੇ ਕੰਮ ਕਰਨੇ ਇਹਦੇ ਨਾਲ ਸਾਡਾ ਜਨਮ ਸਫਲ ਹੁੰਦਾ ਹੈ ਤੇ ਗੁਣਾ ਦਾ ਖਜ਼ਾਨਾ ਹੈ ਤੇਰੇ ਬਚਨ ਬਾਣੀ ਤੇਰੀ ਜਦੋਂ ਸੁਣਦੇ ਆ ਤੇ ਸਾਡੀ ਜ਼ਿੰਦਗੀ 'ਚ ਗੁਣ ਆਉਂਦੇ ਐ ਤੇ ਕਿਰਪਾ ਕਰ ਤੇਰੇ ਗੁਣ ਸਾਡੇ ਜੀਵਨ ਵਿੱਚ ਆ ਜਾਣ ਤੇਰੀ ਸੁਰਤ ਕਰਕੇ ਹਰ ਵੇਲੇ ਅਸੀਂ ਦਰਸ਼ਨ ਕਰੀਏ ਸਾਡੇ ਤੇ ਕਿਰਪਾ ਕਰ ਤੇਰੇ ਪਿਆਰਿਆਂ ਦੀ ਧੂੜ ਮਿਲੇ ਭਾਵ ਤੇਰੇ ਪਿਆਰਿਆਂ ਦੀ ਸੰਗਤ ਮਿਲੇ ਲਾਸਟ ਪਾਵੋ ਤੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਤੇਰੇ ਪਿਆਰਿਆਂ ਦੀ ਧੂੜ ਮਿਲੇ ਧੂੜ ਦਾ ਮਤਲਬ ਹੈ ਤੇਰੇ ਪਿਆਰਿਆਂ ਦੀ ਸਾਨੂੰ ਸੰਗਤ ਮਿਲੇ ਸੰਗਤ ਮਿਲੇ ਤੇਰੇ ਪਿਆਰਿਆਂ ਤੋਂ ਤੇਰੀ ਸੰਗਤ ਤੋਂ ਕੁਰਬਾਨ ਜਾਂਦੇ ਰਹੀਏ ਸਾਡੇ ਤੇ ਇਹ ਕਿਰਪਾ ਹੋਵੇ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਬਾਰ-ਬਾਰ ਕਰਦਾ ਜੀ ਸਹਿਜ ਪਾਠ ਆਰੰਭ ਕਰੋ ਕੱਲਾ ਕੱਲਾ ਸਿੱਖ ਸਹਿਜ ਪਾਠ ਕਰਿਆ ਕਰੋ ਗੁਰਬਾਣੀ ਦਾ ਚਾਨਣ ਘਰ ਘਰ ਵਿੱਚ ਹੋਣਾ ਚਾਹੀਦਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਆਪਾਂ ਫੇਰ ਚਾਲਾ ਪਾਉਣਾ ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ ਚੇਤਾ ਰੱਖਿਓ ਜੀ ਪਹਿਲਾਂ ਨਹੀਂ ਜਾਣਾ ਗੁਰੂ ਜੀ ਜਾਣਗੇ ਫੇਰ ਜਾਣਾ ਕੋਕਰੀ ਕਲਾਂ ਪਿੰਡ ਵਿੱਚ ਪਰਮੇਸ਼ਰ ਦਵਾਰ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਮੋਗਾ ਵੱਲੋਂ 2 ਦਿਨ ਦਾ ਸਮਾਗਮ ਹੋ ਰਿਹਾ ਜਿਹਦੇ ਵਿੱਚ ਭਾਈ ਸੁਰਿੰਦਰ ਸਿੰਘ ਜੀ ਤੇ ਭਾਈ ਸਰੋਮਨਦੀਪ ਸਿੰਘ ਜੀ ਪਰਮੇਸ਼ਰ ਦਵਾਰ ਦੇ ਦਲ ਦੇ ਪ੍ਰਚਾਰਕ ਨੇ ਉਹ ਪਹੁੰਚ ਰਹੇ ਐ ਉਹਦੇ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰੋ ਇੱਥੇ ਨੇੜੇ ਹੀ ਪਿੰਡ ਹਠੂਰ ਕਹਿੰਦੇ ਸੀ ਮੇਰੇ ਖਿਆਲ ਹਠੂਰ ਪਿੰਡ ਵਾਲੇ ਕਹਿੰਦੇ ਸੀ ਪ੍ਰੋਗਰਾਮ ਰੱਖਣ ਵਾਸਤੇ ਤੇ ਆਪਾਂ ਕੋਸ਼ਿਸ਼ ਕਰਾਂਗੇ ਅੱਜ ਹੀ ਮਿਲੇ ਸੀ ਸਿੰਘ ਕਹਿ ਰਹੇ ਸੀ ਬਾਰ-ਬਾਰ ਬੜੀ ਸੇਵਾ ਕਹਿੰਦੇ ਇੱਥੇ ਵੀ ਉਹਨਾਂ ਨੇ ਕੀਤੀ ਹੈ ਤੇ ਆਉਣ ਵਾਲੇ ਥੋੜੇ ਚਿਰ ਦੇ ਵਿੱਚ ਸਮਝ ਲਓ ਤੁਸੀਂ ਵੀ 2-4 6 ਮਹੀਨਿਆਂ ਦੇ ਵਿੱਚ ਜਿੱਥੇ ਵੀ ਕਿਤੇ ਸੈੱਟ ਹੋ ਸਕਿਆ ਹਠੂਰ ਪਿੰਡ ਵਿੱਚ ਆਪਾਂ ਪ੍ਰੋਗਰਾਮ ਰੱਖਾਂਗੇ ਸੋ ਸਤਿ ਸ੍ਰੀ ਅਕਾਲ ਮੇਰੀ ਬੇਨਤੀ ਹੈ ਜੀ ਵੀ ਸਾਰਾ ਸਾਰਾ ਦੀਵਾਨ ਬਹਿ ਕੇ ਸੁਣੋ ਸਾਰੀਆਂ ਕੈਸਟਾਂ ਸੁਣੋ ਜਿਹਦੇ ਵਿੱਚ ਕੋਈ ਗੱਲ ਗਲਤ ਨਹੀਂ ਕਿਉਂਕਿ ਕਈ ਗੱਲਾਂ ਕੱਟ ਵੱਢ ਕੇ ਬੜੀ ਕਨਫਿਊਜ਼ਿੰਗ ਪੈਦਾ ਕਰਦੇ ਆ ਕਈ ਬੰਦੇ ਹਰ ਗੱਲ ਮੇਰੀ ਕੱਟ ਵੱਢ ਕੇ ਪੇਸ਼ ਕਰਦੇ ਕਦੇ ਕਹਿੰਦੇ ਆ ਜੀ ਇਹ ਸਰੋਵਰਾਂ ਨੂੰ ਛੱਪੜ ਕਹਿੰਦੇ ਆ ਮੈਂ ਕਿਹਨਾਂ ਰਿਕਾਰਡਿੰਗ ਵਿਖਾਓ ਕਿੱਥੇ ਗਿਆ ਅੱਜ ਤੱਕ ਦੱਸੋ ਕਿੱਥੇ ਗਿਆ ਕਦੇ ਕਹਿੰਦੇ ਆ ਜੀ ਇਹ ਕਹਿੰਦੇ ਆ ਜੀ ਸਰੋਵਰ ਪੂਰ ਦਿਓ ਲੈ ਦੱਸੋ ਵਿਖਾਓ ਕਿੱਥੇ ਗਿਆ ਵੀ ਸਰੋਵਰ ਪੂਰ ਦਿਓ ਐਦਾਂ ਦੇ ਪ੍ਰਚਾਰਕ ਵੀ ਨੇ ਜੀ ਐਦਾਂ ਸਟੇਜ ਤੇ ਬੋਲਣਗੇ ਕਹਿਣਗੇ ਇਹ ਟੱਡਰੀਆਂ ਵਾਲੇ ਗਲਤ ਪ੍ਰਚਾਰ ਕਰਦੇ ਇਹ ਕਹਿੰਦੇ ਦਰਬਾਰ ਸਾਹਿਬ ਢਾ ਦਿਓ ਲੋਕਾਂ ਨੂੰ ਜਾ ਜਾ ਕੇ ਕਹਿੰਦੇ ਜੀ ਗਲਤ ਪ੍ਰਚਾਰ ਕਰਦੇ ਆ ਕਹਿੰਦੇ ਦਰਬਾਰ ਸਾਹਿਬ ਢਾ ਦਿਓ ਲੈ ਦੱਸੋ ਕਿੱਥੇ ਗਿਆ ਅੱਜ ਤੱਕ ਕੋਈ ਸਬੂਤ ਲਿਆਓ ਕਦੇ ਕਹਿੰਦੇ ਦਸਮ ਗ੍ਰੰਥ ਦੇ ਵਿਰੁੱਧ ਬੋਲਦੇ ਆ ਇੱਕ ਗੱਲ ਲਿਆ ਕੇ ਵਿਖਾਓ ਮੈਨੂੰ ਕਿਤੇ ਵੀ ਕਿਤੇ ਬੋਲਿਆ ਹੋਵੇ ਕੋਈ ਗੱਲ ਕਹੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦੇ ਆ ਸਿੱਖ ਰਹਿਤ ਮਰਿਆਦਾ ਵਿੱਚ ਜੋ ਲਿਖਿਆ ਉਹਦੇ ਤੇ ਡਟ ਕੇ ਪਹਿਰਾ ਦਿੰਦੇ ਆ ਇੱਕ ਗੱਲ ਕੋਈ ਲੱਭ ਕੇ ਵਿਖਾਓ ਹਾਂ ਇੱਕ ਵਾਰੀ ਅਮਰੀਕਾ ਦੇ ਦੀਵਾਨ ਵਿੱਚ ਐਨੀ ਗੱਲ ਜ਼ਰੂਰ ਕਹੀ ਸੀ ਵੀ ਸਰੋਵਰਾਂ ਚੋਂ ਪਾਣੀ ਲੈ ਕੇ ਆਉਂਦੇ ਹੋ ਭਾਈ ਪਾਣੀ ਵੀ ਲੈ ਕੇ ਆਇਆ ਕਰੋ ਇਹ ਕਿਹਾ ਪਾਣੀ ਲੈ ਆਇਆ ਕਰੋ ਪਰ ਬਾਣੀ ਵੀ ਲੈ ਕੇ ਆਇਆ ਕਰੋ ਮੈਂ ਵੀ ਸਰੋਵਰਾਂ ਵਿੱਚ ਜਾਣਾ ਇਸ਼ਨਾਨ ਕਰਦਾ ਭਾਈ ਤੁਸੀਂ ਵੀ ਕਰਿਆ ਕਰੋ ਐਦਾਂ ਹੀ ਕਿਹਾ ਸੀ ਲਫ਼ਜ਼ ਲਫ਼ਜ਼ ਮੇਰਾ ਇੰਨੀ ਗੱਲ ਨੂੰ ਫੜ ਕੇ ਰੌਲਾ ਪਾਉਂਦੇ ਜੀ ਇਹਨਾਂ ਨੇ ਪਾਣੀ ਕਹਿਤਾ ਕੀ ਕਹਿਣਾ ਸੀ ਕਹਿੰਦੇ ਜਲ ਕਹਿਣਾ ਸੀ ਇੰਨੀ ਗੱਲ ਦਾ ਰੌਲਾ ਹਿੰਦੀ ਵਿੱਚ ਜਲ ਕਹਿ ਦਿੰਦੇ ਆ ਪੰਜਾਬੀ ਚ ਆਪਾਂ ਪਾਣੀ ਕਹਿ ਦਿੰਦੇ ਆ ਕੋਈ ਆਪ ਕਹਿ ਦਿੰਦਾ ਹੈ ਕੋਈ ਵਾਟਰ ਕਹਿ ਦਿੰਦਾ ਹੈ ਭਾਸ਼ਾ ਵੱਖੋ ਵੱਖਰੀ ਹੈ ਜੋ ਮਰਜ਼ੀ ਕਹਿ ਲਓ ਤੁਸੀਂ ਪਾਣੀ ਦੇ ਨਾਲ ਨਾਲ ਭਾਈ ਬਾਣੀ ਵੀ ਲੈ ਕੇ ਆਇਆ ਕਰੋ ਬਾਣੀ ਨੇ ਸਾਡੇ ਮਨ ਨੂੰ ਸਾਫ਼ ਕਰਨਾ ਹੈ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਹੋ ਧੋਏ ਭਰੀਐ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਬਹਿ ਕੈ ਹੱਥ ਪੈਰ ਮੈਲੇ ਹੋ ਜਾਣ ਪਾਣੀ ਨਾਲ ਸਾਫ਼ ਹੋ ਜਾਂਦੇ ਆ ਕੱਪੜਾ ਮੈਲਾ ਹੋ ਜੇ ਸਾਬਣ ਨਾਲ ਸਾਫ਼ ਹੋ ਜਾਂਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਜੇ ਮਨ ਦੀ ਮੈਲ ਲਾਉਣੀ ਹੈ ਭਾਈ ਇਹ ਨਾਮ ਨਾਲ ਸਾਫ਼ ਹੁੰਦੀ ਹੈ ਬਾਣੀ ਨਾਲ ਮਨ ਦੀ ਮੈਲ ਸਾਫ਼ ਹੁੰਦੀ ਹੈ ਇਸ ਕਰਕੇ ਬਾਣੀ ਨਾਲ ਇਸ਼ਨਾਨ ਕਰੋ ਮਨ ਦੀ ਮੈਲ ਲਾਓ ਪਾਣੀ ਵਿੱਚ ਤੇ ਨਹਾਉਂਦੇ ਹੋ ਭਾਈ ਬਾਣੀ ਵਿੱਚ ਵੀ ਨਾ ਆਇਆ ਇੰਨੀ ਗੱਲ ਦਾ ਇਹਨਾਂ ਨੇ ਗੱਲ ਦਾ ਕੈਸਾ ਬਾਤ ਦਾ ਬਤੰਗੜ ਬਣਾ ਦਿੱਤਾ ਜਗਾ ਜਗਾ ਤੇ ਰੌਲਾ ਪਾਇਆ ਕਹਿੰਦੇ ਜੀ ਵਿਰੁੱਧ ਬੋਲਦੇ ਆ ਜੀ ਮੈਂ ਬੇਨਤੀ ਤੁਹਾਨੂੰ ਕਰਦਾ ਮੇਰੀ ਕੋਈ ਰਿਕਾਰਡਿੰਗ ਵਿਖਾਓ ਜਿੱਥੇ ਮੈਂ ਇਦਾਂ ਕਿਹਾ ਹੋਵੇ ਵੀ ਦਰਬਾਰ ਸਾਹਿਬ ਢਾ ਦਿਓ ਜਾਂ ਸਰੋਵਰਾਂ ਵਿੱਚ ਨਹਾਇਆ ਨਾ ਕਰੋ ਮੈਂ ਕਿੱਥੇ ਕਿਹਾ ਪਰ ਜਗਾ ਜਗਾ ਇਹ ਗੁੰਮਰਾਹ ਕਰਨ ਵਾਲਾ ਪ੍ਰਚਾਰ ਕਰਦੇ ਆ ਥੋੜਾ ਜਿਹਾ ਖਿਆਲ ਰੱਖਣਾ ਹੈ ਬਾਕੀ ਮੇਰੀ ਬੇਨਤੀ ਅਸੀਂ ਆਪਣੀ ਗੱਲ ਵੇਖੋ ਕਹੀਏ ਨਾ ਇਸ ਪਿੰਡ ਵਿੱਚ ਆਏ ਆ ਕੁਝ ਵੀਰਾਂ ਨੂੰ ਇਤਰਾਜ਼ ਹੋ ਸਕਦਾ ਵੇਖੋ ਕਿੰਨੀ ਫੋਰਸ ਲੱਗੀ ਆਲੇ ਦੁਆਲੇ ਦੁੱਖ ਲੱਗਦਾ ਵੇਖ ਕੇ ਕਿਉਂਕਿ ਘੱਟ ਤੋਂ ਘੱਟ ਹਜ਼ਾਰ ਮੁਲਾਜ਼ਮ ਇਸ ਪਿੰਡ 'ਚ ਲੱਗਿਆ ਹੋਣਾ ਚਾਰੇ ਪਾਸੇ ਰਾਹ ਆਉਂਦੇ ਨੇ ਰਾਵਾਂ ਤੇ ਉਹਨਾਂ ਨੇ ਆਪਣੀਆਂ ਦਿਨੇ ਵੀ ਡਿਊਟੀਆਂ ਕੀਤੀਆਂ ਹੋਣਗੀਆਂ ਰਾਤ ਨੂੰ ਵੀ ਖੜੇ ਆ ਜਗਾ ਜਗਾ ਇਹ ਵਿੱਚ ਵੀ ਕਈ ਬੈਠੇ ਹੋਣਗੇ ਬੰਦੇ ਕਿੰਨੀ ਵੱਡੀ ਦਿੱਕਤ ਆ ਜਾਂਦੀ ਹੈ ਪਰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਅਸੀਂ ਆਪਣਾ ਇੱਥੇ ਪ੍ਰਚਾਰ ਕੀਤਾ ਹੈ ਇਸੇ ਪਿੰਡ ਦੇ ਵਿੱਚ ਜਿਹਨੂੰ ਚੰਗਾ ਲੱਗਦਾ ਜਿਹੜਾ ਮਰਜ਼ੀ ਬਾਬਾ ਲੈ ਜਿਹੜਾ ਮਰਜ਼ੀ ਪ੍ਰਚਾਰਕ ਲਿਓ ਤੁਹਾਡੇ ਨਾਲ ਵਾਅਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਕਿਸੇ ਦਾ ਨਾਮ ਲੈ ਕੇ ਕਿਸੇ ਤੇ ਤਵਾ ਨਹੀਂ ਲਾਇਆ ਕਿਸੇ ਦੀ ਨਿੰਦੇ ਵਿਰੋਧ ਨਹੀਂ ਮੈਂ ਬੋਲਿਆ ਕਿਸੇ ਦੇ ਤੁਸੀਂ ਸਾਰਾ ਦੀਵਾਨ ਕੱਲ ਵੀ ਸੁਣਿਆ ਅੱਜ ਵੀ ਮੇਰਾ ਨਾਮ ਲੈ ਕੇ ਮੇਰੇ ਵਿਰੁੱਧ ਬੋਲੋ ਐਦਾਂ ਕਹੋ ਟੰਡਰੀਆਂ ਵਾਲਾ ਐ ਭੌਂਕਦਾ ਐ ਐਦਾਂ ਵੀ ਤੁਸੀਂ ਇੱਥੇ ਸਟੇਜ ਤੇ ਕਹੋ ਅਸੀਂ ਨਾ ਤੁਹਾਡਾ ਪ੍ਰੋਗਰਾਮ ਰੋਕਾਂਗੇ ਨਾ ਅਸੀਂ ਦਰਖਾਸਤਾਂ ਦੇਾਂਗੇ ਨਾ ਸਾਡਾ ਕੋਈ ਬੰਦਾ ਰੋਕਣ ਲਈ ਆਏ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਆਪਣਾ ਪ੍ਰਚਾਰ ਕਰਦੇ ਆ ਤੁਸੀਂ ਆਪਣਾ ਕਰੀ ਚੱਲੋ ਸੰਗਤ ਆਪੇ ਫੈਸਲਾ ਕਰ ਲੇਗੀ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਸਾਨੂੰ ਕੋਈ ਡਰ ਨਹੀਂ ਜੀ ਅਸੀਂ ਕਿਸੇ ਦਾ ਪ੍ਰੋਗਰਾਮ ਰੋਕਣ ਨਹੀਂ ਜਾਂਦੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਪ੍ਰੋਗਰਾਮ ਰੋਕੋ ਸਾਡੇ ਨੇੜੇ ਕਿਹੜਾ ਬਾਬਾ ਆਇਆ ਕਿਹੜਾ ਪ੍ਰਚਾਰਕ ਆਇਆ ਕੋਈ ਗੱਪ ਸੁਣਾਵੇ ਕੋਈ ਜੋ ਮਰਜ਼ੀ ਸੁਣਾਉਂਦਾ ਰਵੇ ਅਸੀਂ ਕਿਸੇ ਦਾ ਸਮਾਗਮ ਰੋਕਣ ਨਹੀਂ ਜਾਂਦੇ ਨਾ ਸਾਡਾ ਕੋਈ ਬੰਦਾ ਰੋਕੇਗਾ ਜਿੰਨਾ ਮਰਜ਼ੀ ਸਾਡਾ ਨਾਂ ਲੈ ਕੇ ਸਾਨੂੰ ਗਾਲਾਂ ਕੱਢੋ ਵਿਰੁੱਧ ਬੋਲੋ ਮੇਰਾ ਨਾਂ ਲੈ ਲੈ ਕੇ ਬੋਲੋ ਸਟੇਜਾਂ ਤੇ ਮੈਂ ਕੋਈ ਇਤਰਾਜ਼ ਨਹੀਂ ਕਰਦਾ ਕੋਈ ਇਤਰਾਜ਼ ਨਹੀਂ ਕਰਦਾ ਜਦੋਂ ਗੱਪ ਕਹਾਣੀਆਂ ਸੁਣਾਉਣ ਵਾਲਿਆਂ ਦਾ ਪ੍ਰੋਗਰਾਮ ਕੋਈ ਨਹੀਂ ਰੋਕਦਾ ਫਿਰ ਸਾਡੇ ਪ੍ਰੋਗਰਾਮਾਂ ਤੇ ਕਾਹਦਾ ਇਤਰਾਜ਼ ਅਸੀਂ ਆਪਣੀ ਗੱਲ ਕਰਦੇ ਆ ਤੁਸੀਂ ਆਪਣੀ ਕਰੀ ਚੱਲੋ ਸੰਗਤ ਆਪੇ ਫੈਸਲਾ ਕਰ ਲੇਗੀ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਬਸ ਸਾਡੀ ਬੇਨਤੀ ਆਪ ਜੀ ਦੇ ਚਰਨਾਂ 'ਚ ਹੋਈ ਹੈ ਵੀ ਗੁਰਬਾਣੀ ਨੂੰ ਆਪ ਸੁਣੋ ਸਮਝੋ ਤੁਹਾਨੂੰ ਸਭ ਆਪੇ ਪਤਾ ਲੱਗੇ ਸੰਗਤ ਹੀ ਇੰਨੀ ਸਿਆਣੀ ਹੋ ਜੇ ਕਿ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਕੋਈ ਸਾਡਾ ਕਿਸੇ ਨਾਲ ਵੱਟ ਦਾ ਰੌਲਾ ਨਹੀਂ ਆ ਗੁਰਬਾਣੀ ਦੀ ਗੱਲ ਕਰਦੇ ਆ ਜੀ ਕੋਈ ਕਿਸੇ ਨੂੰ ਫਿੱਟ ਨਹੀਂ ਬੈਂਦੀ ਕੋਈ ਕਿਸੇ ਨੂੰ ਫਿੱਟ ਨਹੀਂ ਬੈਂਦੀ ਬਸ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸ਼ਰਾਬੀ ਇਕੱਠੇ ਹੋ ਕੇ ਕੇਸ ਪਾ ਦਿਓ ਵੀ ਸ਼ਰਾਬ ਤੇ ਤਵਾ ਲਾਉਂਦੇ ਨੇ ਜੀ ਨਸ਼ੈੜੀਆਂ ਨੂੰ ਮਾੜਾ ਕਹਿੰਦੇ ਆ ਜੀ ਇਹ ਲੈ ਗਾਉਣ ਵਾਲੇ ਮੇਰੇ ਤੇ ਕੇਸ ਕਰ ਦਿਓ ਵੀ ਗਾਉਣ ਵਾਲੇ ਮਾੜਾ ਕਹਿੰਦੇ ਹੁਣ ਕਿਤੇ ਗਾਉਣ ਵਾਲੇ ਪੁਲਿਸ ਕੋਲ ਕਹਿ ਦੇਣਗੇ ਆ ਸਾਰੇ ਪੁਲਿਸ ਹੀ ਪੁਲਿਸ ਲੱਗ ਜੂ ਕਹਿਣਗੇ ਵੀ ਵੇਖਿਓ ਕਿਤੇ ਗਾਉਣ ਵਾਲਿਆਂ ਦੇ ਵਿਰੋਧ ਨਾ ਬੋਲਿਓ ਲੈ ਦੱਸੋ ਫਿਰ ਇਦਾਂ ਪ੍ਰਚਾਰ ਕੀ ਕਰਾਂਗੇ ਆਪਾਂ ਕੋਈ ਗੱਲ ਕਿਸੇ ਤੇ ਫਿੱਟ ਨਹੀਂ ਪੈਂਦੀ ਕੋਈ ਕਿਸੇ ਤੇ ਗੱਲ ਫਿੱਟ ਨਹੀਂ ਪੈਂਦੀ ਸੋ ਸਾਡਾ ਫਰਜ਼ ਬਣਦਾ ਹੈ ਕਿ ਗੁਰਬਾਣੀ ਦੇ ਸੱਚ ਦਾ ਹੋਕਾ ਦੇਣਾ ਹੈ ਜੇ ਕੋਈ ਗੱਲ ਭਾਈ ਤੁਹਾਨੂੰ ਗਲਤ ਲੱਗਦੀ ਹੈ ਤੁਸੀਂ ਜਰੂਰ ਮੈਨੂੰ ਦੱਸੋ ਵੀ ਆਹ ਗੱਲ ਗੁਰਬਾਣੀ ਦੇ ਮੁਤਾਬਕ ਗਲਤ ਹੈ ਤੇ ਮੈਂ ਜਰੂਰ ਉਹਨੂੰ ਠੀਕ ਕਰਾਂਗਾ ਮੇਰੀ ਕੋਈ ਗਲਤੀ ਹੈ ਮੈਨੂੰ ਤੁਸੀਂ ਦੱਸੋ ਇੱਥੇ ਰਸ਼ ਵਿੱਚ ਨਹੀਂ ਮਿਲਿਆ ਜਾਂਦਾ ਸਾਡੇ ਉੱਥੇ ਆ ਜਾਓ ਐਤਵਾਰ ਮੈਂ ਖੜਾ ਹੁੰਨਾ ਸਾਰੀ ਸੰਗਤ ਨੂੰ ਮਿਲਦਾ ਜਦੋਂ ਮਰਜ਼ੀ ਆ ਜਾਓ ਐਤਵਾਰ 12 ਵਜੇ ਆਓ 2 ਵਜੇ 3 ਵਜੇ 4 ਵਜੇ ਮੈਂ ਇਦਾਂ ਖੜਾ ਹੁੰਨਾ ਬਾਹਰ ਸੰਗਤ ਵਿੱਚ ਮੈਨੂੰ ਕੱਲਾ ਕੱਲਾ ਬੰਦਾ ਮਿਲਦਾ ਜਿਹੜਾ ਮਰਜ਼ੀ ਮੇਰੇ ਨਾਲ ਗੱਲ ਕਰ ਸਕਦਾ ਵੀ ਆਹ ਗੱਲ ਤੁਸੀਂ ਗਲਤ ਕਰਦੇ ਹੋ ਜੇ ਮੈਨੂੰ ਲੱਗੇਗਾ ਵੀ ਸਹੀ ਕਹਿੰਦੇ ਹੋ ਹੱਥ ਜੋੜ ਕੇ ਮਾਫੀ ਮੰਗ ਕੇ ਗਲਤੀ ਮੰਨਾਂਗਾ ਤੇ ਅੱਗੇ ਤੋਂ ਸੁਧਾਰ ਵੀ ਕਰ ਲਾਂਗੇ ਪਰ ਦੱਸਿਓ ਮੈਨੂੰ ਕੁਰਬਾਨੀ ਦੇ ਮੁਤਾਬਕ ਵੀ ਆਹ ਗੱਲ ਗਲਤ ਹੈ ਮੈਨੂੰ ਤੁਸੀਂ ਦੱਸੋਗੇ ਮੈਂ ਜ਼ਰੂਰ ਮੰਨਾਂਗਾ ਪਰ ਆਪਣੇ ਗੁਰੂ ਸਾਹਿਬ ਤੋਂ ਉਲਟ ਨਹੀਂ ਚੱਲ ਸਕਦਾ ਇਹਨਾਂ ਦੀ ਬੋਲੀ ਨਹੀਂ ਮੈਂ ਬੋਲ ਸਕਦਾ ਜੇ ਕਹਿਣ ਵੀ ਆਪ ਆਪ ਬੋਲਣਾ ਨਹੀਂ ਆ ਨਹੀਂ ਸੁਣਾਣਾ ਆ ਨਹੀਂ ਕਹਿਣਾ ਆ ਨਹੀਂ ਕਹਿਣਾ ਇਹ ਨਹੀਂ ਗੁਰਬਾਣੀ ਦੀ ਸੱਚ ਦੀ ਕਥਾ ਕਰਨੀ ਹੈ ਤੇ ਕਰਦੇ ਰਹਿਣਾ ਸਤਿਗੁਰੂ ਇਹ ਸਾਡੇ ਤੇ ਮਿਹਰ ਰੱਖੇ ਸ੍ਰੀ ਅਕਾਲ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਮੇਰੇ ਉਹ ਵੀਰੋ ਭਰਾਵੋ ਭੈਣੋ ਸਾਰੇ ਆਪਾਂ ਸਾਥ ਦਈਏ ਰਲ ਮਿਲ ਕੇ ਆਓ ਕਾਫਲਾ ਬਣਾਈਏ ਪਿੰਡ ਪਿੰਡ ਵਿੱਚ ਗੁਰਬਾਣੀ ਦਾ ਪ੍ਰਚਾਰ ਕਰੋ ਘਰ ਘਰ ਵਿੱਚ ਗੁਰਬਾਣੀ ਦੀਆਂ ਗੂੰਜਾਂ ਪਾਓ ਪਿੰਡ ਪਿੰਡ ਵਿੱਚ ਗੁਰਮਤ ਸਮਾਗਮ ਕਰੋ ਰਲ ਮਿਲ ਕੇ ਸਾਰੇ ਪਿੰਡ ਇਕੱਠੇ ਹੋ ਕੇ ਪ੍ਰੋਗਰਾਮ ਕਰਿਆ ਕਰੋ ਜਿੱਥੇ ਵੀ ਕੋਈ ਕਰ ਸਕਦਾ ਛੋਟੀ ਪੱਧਰ ਤੇ ਵੱਡੀ ਪੱਧਰ ਤੇ ਕਰ ਸਕਦਾ ਜਿਵੇਂ ਕਰ ਸਕਦੇ ਹੋ ਰਲ ਮਿਲ ਕੇ ਪਿੰਡਾਂ ਵਿੱਚ ਗੁਰਮਤ ਸਮਾਗਮ ਕਰੀਏ ਘਰ ਘਰ ਗੁਰਬਾਣੀ ਦਾ ਚੈਨ ਚਾਨਣ ਆਵੇ ਬਥੇਰਾ ਗੰਦ ਪੈ ਗਿਆ ਬਥੇਰਾ ਗੱਪ ਕਹਾਣੀਆਂ ਸੁਣ ਲੀਆਂ ਐਵੇਂ ਗੱਲਾਂ ਸੁਣ ਸੁਣ ਕੇ ਅੱਜ ਬੁੱਢੇ ਹੋ ਗਏ ਕੱਖ ਨਹੀਂ ਪੱਲੇ ਪਿਆ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੀਏ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ ਬਾਕੀ ਭਾਈ ਪ੍ਰਸ਼ਾਸਨ ਵਾਲਿਆਂ ਵੀਰਾਂ ਦਾ ਵੀ ਮੈਂ ਧੰਨਵਾਦ ਕਰਦੇ ਜਿੰਨੇ ਪੁਲਿਸ ਵਾਲੇ ਵੀਰ ਲੱਗੇ ਆ ਸਭ ਦਾ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਆ ਕੇ ਆਪਣੀ ਡਿਊਟੀ ਕੀਤੀ ਹੈ ਤੇ ਬਾਕੀ ਭਾਈ ਜੇ ਸੰਗਤ ਨੂੰ ਕੋਈ ਦਿੱਕਤ ਆਈ ਆਈ ਹੋਵੇ ਉਹਦੇ ਲਈ ਵੀ ਮੈਂ ਮਾਫੀ ਮੈਂ ਮੰਗਦਾ ਸਟੇਜ ਤੋਂ ਮਾਫੀ ਮੰਗਦਾ ਜੇ ਸੰਗਤ ਨੂੰ ਕੋਈ ਪਰੇਸ਼ਾਨੀ ਆਈ ਹੋਵੇ ਪ੍ਰਸ਼ਾਸਨ ਕਰਕੇ ਪ੍ਰਬੰਧ ਕਰਕੇ ਉਹਦੀ ਵੀ ਮਾਫੀ ਮੰਗਦੇ ਸੋ ਸਾਰੀ ਸੰਗਤ ਦਾ ਧੰਨਵਾਦ ਜੀ ਸਭ ਨੂੰ ਜੀ ਆਇਆਂ ਨੂੰ ਗੁਰੂ ਸਾਰੇ ਪ੍ਰਬੰਧਕ ਵੀਰਾਂ ਦਾ ਇੱਥੋਂ ਦੇ ਕਮੇਟੀ ਦਾ ਪ੍ਰਬੰਧਕਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜੋਂ ਪਹੁੰਚ ਕੇ ਹਾਜ਼ਰੀ ਭਰੀ ਹੈ 17 ਮਈ ਨੂੰ ਪਿਛਲੇ ਸਾਲ 17 ਮਈ ਨੂੰ ਈਸੇਵਾਲ ਪਿੰਡ ਵਿੱਚ ਆਉਂਦਿਆਂ ਰਾਹ ਵਿੱਚ ਅਟੈਕ ਹੋਇਆ ਸੀ 17 ਮਈ ਤੇ ਹੁਣ 17 ਤਰੀਕ ਦਾ 7 ਕ ਦਿਨ ਬਾਕੀ ਰਹਿੰਦੇ ਐ 17 ਤਰੀਕ ਨੂੰ ਖਾਸੀ ਕਲਾਂ ਪਿੰਡ ਵਿੱਚ ਭਾਈ ਭਪਿੰਦਰ ਸਿੰਘ ਜੀ ਨੂੰ ਯਾਦ ਕਰਦੇ ਆ ਪਿੰਡ ਖਾਸੀ ਕਲਾਂ ਲੁਧਿਆਣੇ ਦੇ ਨੇੜੇ ਪੈ ਜਾਂਦਾ ਹੈ ਉੱਥੇ ਸਮਾਗਮ ਰੱਖਿਆ ਰਾਤ ਦਾ ਦੀਵਾਨ ਹੈ 8 ਵਜੇ ਤੋਂ ਲੈ ਕੇ 11 ਵਜੇ ਤੱਕ ਸੋ ਜਿਨ੍ਹਾਂ ਜਿਨ੍ਹਾਂ ਕੋਲ ਟਾਈਮ ਹੋਵੇ ਲੁਧਿਆਣੇ ਦੇ ਏਰੀਏ ਵਿੱਚੋਂ ਖਾਸੀ ਕਲਾਂ ਪਿੰਡ ਵਿੱਚ 17 ਮਈ ਨੂੰ ਸ਼ਾਮ ਦੇ ਦੀਵਾਨ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ 29 30 31 ਮਈ ਨੂੰ ਭਗਤਾ ਭਾਈ ਦਾ ਵਿੱਚ ਦੀਵਾਨ ਹਨ ਭਗਤਾ ਭਾਈ ਕਾ 29 30 31 ਮਈ 3 ਦਿਨ ਦਾ ਪ੍ਰੋਗਰਾਮ ਹੈ ਉੱਥੇ ਵੀ ਦਰਸ਼ਨ ਬਖਸ਼ਣੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਮੌਸਮ ਥੋੜਾ ਜਿਹਾ ਅੱਜ ਵੀ ਲੱਗਦਾ ਸੀ ਪਿਛਲੇ ਸਾਲ ਪਿਛਲੇ ਸਾਲ ਵੀ ਮੀਂਹ ਪੈ ਗਿਆ ਸੀ ਜਦੋਂ ਦੀਵਾਨ 2 ਸਾਲ ਪਹਿਲਾਂ ਲੱਗੇ ਸੀ ਤੇ ਐਦਕੀ ਵੀ ਖਤਰਾ ਪੂਰਾ ਸੀ ਪਰ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਮੌਕਾ ਦੇ ਦਿੱਤਾ ਇੱਥੇ ਨੇੜੇ ਜੇ ਅੱਜ ਵੀ ਜਦੋਂ ਮੈਂ ਅੰਦਰ ਆਉਣ ਲੱਗਿਆ ਸੀ ਨਾ ਤੇ ਮੈਨੂੰ ਸਿੰਘ ਕਹਿੰਦੇ ਸੀ ਕਹਿੰਦੇ ਜੀ ਇੱਥੇ ਨੇੜੇ ਇੱਕ ਪਿੰਡ ਸਾਡੇ ਦੀਵਾਨ ਸੀ ਉਦੋਂ ਕਹਿੰਦੇ ਮੀਂਹ ਪੈ ਗਿਆ ਸੀ ਤੇ ਉਦੋਂ ਕਹਿੰਦੇ ਵੀ ਇਹ ਇਹ ਕਹਿੰਦੇ ਉੱਥੇ ਬਾਬੇ ਦੀ ਇੱਕ ਕਬਰ ਹੈ ਸ਼ਰਾਬ ਸ਼ਰੂਬ ਚੜਦੀ ਹੈ ਮੈਨੂੰ ਤੇ ਪਤਾ ਨਹੀਂ ਇਹੀ ਦੱਸਦੇ ਆ ਅਖੇ ਬਾਬੇ ਦੀ ਕਬਰ ਹੈ ਸ਼ਰਾਬ ਚੜਦੀ ਹੈ ਉੱਥੇ ਮੈਂ ਕਿਹਾ ਫੇਰ ਕਹਿੰਦੇ ਜੀ ਉਹ ਇਹ ਕਹਿੰਦੇ ਆ ਗੱਲ ਇਲਾਕੇ 'ਚ ਫਲਾਈ ਹੈ ਵੀ ਦੀਵਾਨ ਪਹਿਲੇ ਦਿਨ ਦਾ ਤੇ ਲੱਗ ਗਿਆ ਦੂਜੇ ਦਿਨ ਦਾ ਤਾਂ ਲੱਗਿਆ ਵੀ ਢੱਡਰੀਆਂ ਵਾਲੇ ਆਏ ਇਹਨਾਂ ਨੇ ਉਹ ਜਗ੍ਹਾ ਤੇ ਜਾ ਕੇ ਅਰਦਾਸ ਕੀਤੀ ਮੱਥਾ ਟੇਕਿਆ ਕਹਿੰਦੇ ਤਾਂ ਤਾਂ ਕਹਿੰਦੇ ਦੀਵਾਨ ਲੱਗਿਆ ਕਹਿੰਦੇ ਐ ਨਹੀਂ ਵੇਖੋ ਇੱਡੀ ਵੀ ਸਾਡੀ ਤੇ ਮਾਫ ਕਰਨਾ ਜੀ ਅਸੀਂ ਤੇ ਅਰਦਾਸ ਰੋਜ਼ ਕਰਦੇ ਆ ਵੀ ਜਿੱਦਣ ਮਰੀਏ ਸਾਡੇ ਮਰਿਆਂ ਦੀ ਸਵਾਹ ਵੀ ਕਿਤੇ ਇਹੋ ਜੀਆਂ ਕਬਰਾਂ ਤੇ ਨਾ ਜਾਵੇ ਮੇਰਿਓ ਵੀਰੋ ਭਾਈਓ ਸੋਚ ਕੇ ਵੇਖਿਓ ਜਰਾ ਸੋਚਿਓ ਜਰਾ ਸੋਚੋ ਜਿਹੜੇ ਦੇਸ਼ ਵਿੱਚ ਜਿਹੜੇ ਦੇਸ਼ ਵਿੱਚ ਸ਼ਰਾਬਾਂ ਚੜਾਉਣ ਨੂੰ ਧਰਮ ਸਮਝਿਆ ਜਾਂਦਾ ਹੋਵੇ ਜਿਹੜੇ ਦੇਸ਼ ਵਿੱਚ ਧਰਮ ਸਥਾਨਾਂ ਤੇ ਸ਼ਰਾਬਾਂ ਚੜਾਉਣ ਨੂੰ ਧਰਮ ਸਮਝਿਆ ਜਾਂਦਾ ਹੋਵੇ ਨਸ਼ੇ ਚੜਾਉਣ ਨੂੰ ਧਰਮ ਸਮਝਿਆ ਜਾਂਦਾ ਹੋਵੇ ਉਹ ਦੇਸ਼ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕਦਾ ਜਿਹੜੇ ਦੇਸ਼ ਵਿੱਚ ਧਰਮ ਸਥਾਨਾਂ ਤੇ ਸ਼ਰਾਬ ਚੜਾਉਣ ਨੂੰ ਲੋਕ ਧਰਮ ਸਮਝਦੇ ਹੋਣ ਉਥੇ ਤੇ ਪ੍ਰਸ਼ਾਦ ਵੀ ਸ਼ਰਾਬ ਦਾ ਹੀ ਮਿਲੇਗਾ ਜੇ ਚੜਾਈ ਜੇ ਹੁਣ ਕੜਾ ਚੜਾਉਂਦੇ ਆ ਤੇ ਪ੍ਰਸ਼ਾਦ ਕਾਦਾ ਮਿਲਦਾ ਕੜਾ ਦਾ ਕੜਾ ਪ੍ਰਸ਼ਾਦ ਮਿਲਦਾ ਜੇ ਖਿੱਲਾਂ ਚੜਾਓਗੇ ਖਿੱਲਾਂ ਪਤਾਸੇ ਚੜਾਓਗੇ ਪਤਾਸੇ ਮਿਸ਼ਰੀ ਚੜਾਓਗੇ ਪ੍ਰਸ਼ਾਦ ਕਾਦਾ ਮਿਲਦਾ ਮਿਸ਼ਰੀ ਦਾ ਤੇ ਜੇ ਸ਼ਰਾਬ ਚੜਾਓਗੇ ਫਿਰ ਪ੍ਰਸ਼ਾਦ ਕਾਦਾ ਮਿਲੂ ਤੇ ਜਿਹੜੇ ਧਰਮ ਸਥਾਨਾਂ ਤੋਂ ਪ੍ਰਸ਼ਾਦ ਸ਼ਰਾਬ ਮਿਲੇ ਉੱਥੋਂ ਨਸ਼ਾ ਕੱਢ ਦੋਗੇ ਕਿਤੇ ਉਸ ਦੇਸ਼ ਵਿੱਚੋਂ ਨਸ਼ਾ ਕੱਢਿਆ ਜਾ ਸਕਦਾ ਹੈ ਪਰ ਭੋਲੇ ਆ ਜੀ ਇੱਥੇ ਸੱਪਾਂ ਨੂੰ ਰੱਬ ਬਣਾ ਦਿੱਤਾ ਆ ਸੱਪ ਵੀ ਭਾਈ ਬਾਬਾ ਹੈ ਅਸੀਂ ਉਹਨੂੰ ਬਾਬਾ ਮੰਨਣ ਲੱਗ ਗਏ ਆ ਕਬਰ ਨੂੰ ਮੱਥਾ ਟੇਕੋ ਇਹ ਵੀ ਬਾਬਾ ਹੈ ਉੱਥੇ ਮੱਥਾ ਟੇਕ ਲਓ ਇੱਥੇ ਥਾਂ ਥਾਂ ਉੱਤੇ ਥਾਂ ਥਾਂ ਉੱਤੇ ਜਗ੍ਹਾ ਜਗ੍ਹਾ ਤੇ ਮੱਥੇ ਟੇਕਦੇ ਫਿਰਦੇ ਇਸ ਕਰਕੇ ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ ਬਜਾਈ ਸੋ ਸੰਗਤ ਨੂੰ ਬੇਨਤੀ ਹੈ ਜੀ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂਗੇ ਕਬਰਾਂ ਮੜੀਆਂ ਮਸਾਣੀਆਂ ਜਗ੍ਹਾ ਜਗ੍ਹਾ ਤੇ ਜਾਣਾ ਸਭ ਬੰਦ ਕਰੋ ਕੱਖ ਨਹੀਂ ਕਿਤੇ ਪਿਆ ਧੂੜ ਧੁੱਪ ਧੱਕੇ ਤਿੰਨ ਚੀਜ਼ਾਂ ਤੋਂ ਬਿਨਾ ਕੁਝ ਨਹੀਂ ਲੱਭਣਾ ਸਾਡਾ ਸਮਾਗਮ ਜੋ 3 ਦਿਨ ਦਾ ਉਲੀਕਿਆ ਅਰਦਾਸ ਤੋਂ ਬਾਅਦ ਸਮਾਪਤੀ ਹੋ ਜਾਣੀ ਹੈ ਸੋ ਇਸੇ ਪਿੰਡ ਵਿੱਚ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਇਸੇ ਪਿੰਡ ਵਿੱਚ ਜਿਹੜੇ ਬੰਦਿਆਂ ਨੂੰ ਸਾਡਾ ਇਹ ਸਮਾਗਮ ਚੰਗਾ ਨਹੀਂ ਲੱਗਦਾ ਉਹ ਆਪਣਾ ਸਮਾਗਮ ਰੱਖ ਲੈਣ ਮੈਂ ਵਾਅਦਾ ਕਰਦਾ ਸਾਡਾ ਇੱਕ ਵੀ ਬੰਦਾ ਉਹਨਾਂ ਦਾ ਸਮਾਗਮ ਨਾ ਕੋਈ ਰੋਕੇਗਾ ਨਾ ਹੀ ਅਸੀਂ ਕਿਸੇ ਦਾ ਵਿਰੋਧ ਕਰਾਂਗੇ ਮੇਰਾ ਨਾਂ ਲੈ ਕੇ ਮੈਨੂੰ ਗਾਲਾਂ ਕੱਢੋ ਅਸੀਂ ਕੋਈ ਪਰਚੇ ਨਹੀਂ ਕਰਾਵਾਂਗੇ ਕੋਈ ਕੇਸ ਨਹੀਂ ਕੋਈ ਪੁਲਿਸ ਵਾਲਾ ਨਹੀਂ ਆਏਗਾ ਕੋਈ ਰੋਕੇਗਾ ਨਹੀਂ ਸਾਨੂੰ ਕੋਈ ਸਟ੍ਰੈਸ ਨਹੀਂ ਸਾਨੂੰ ਪਤਾ ਹੈ ਅਸੀਂ ਗੁਰਬਾਣੀ ਦੀ ਗੱਲ ਕਰਨੀ ਹੈ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਗੱਲ ਕਰਦਾ ਰਵੇ ਲਵੇ ਕਿਉਂਕਿ ਹੁਣ ਸਾਨੂੰ ਇੰਨਾ ਕੁ ਭਰੋਸਾ ਵੱਜ ਗਿਆ ਵੀ ਗੱਪ ਕਹਾਣੀਆਂ ਹੌਲੀ ਹੌਲੀ ਲੋਕਾਂ ਨੇ ਸੁਣਨੀਆਂ ਆਪੇ ਹੀ ਚੱਲ ਲੈਣੀਆਂ ਸਤ ਸ੍ਰੀ ਅਕਾਲ ਕੋਈ ਡਰ ਨਹੀਂ ਜੀ ਕੋਈ ਡਰ ਨਹੀਂ ਸਾਨੂੰ ਕੋਈ ਡਰ ਨਹੀਂ ਵਧੀਆ ਵਧੀਆ ਪਤਾ ਹੀ ਹੁੰਦਾ ਜੀ ਗੁਰਬਾਣੀ ਦੀ ਕੁਆਲਿਟੀ ਦਾ ਸਾਨੂੰ ਪਤਾ ਹੈ ਗੁਰਬਾਣੀ ਦੀ ਦਲੀਲ ਦਾ ਸਾਨੂੰ ਭਰੋਸਾ ਹੈ ਗੁਰਬਾਣੀ ਦੇ ਲੌਜੀਕ ਤੇ ਸਾਨੂੰ ਬੜਾ ਭਰੋਸਾ ਗੁਰਬਾਣੀ ਦੀ ਦਲੀਲ ਨਾਲ ਜੋ ਸਾਨੂੰ ਵਿਸ਼ਵਾਸ ਹੈ ਵੀ ਗੁਰਬਾਣੀ ਦੀ ਦਲੀਲ ਦੇ ਅੱਗੇ ਕੋਈ ਨਹੀਂ ਖੜ ਸਕਦਾ ਗੁਰਬਾਣੀ ਦਾ ਲੌਜੀਕ ਐਸਾ ਹੈ ਗੁਰਬਾਣੀ ਦਾ ਸੱਚ ਐਸਾ ਹੈ ਪਰ ਫਿਰ ਵੀ ਭਾਈ ਕਿਸੇ ਦਾ ਦਿਲ ਦੁਖਿਆ ਹੋਵੇ ਮੈਂ ਕੱਲ ਤੇ ਅੱਜ ਹਾਜ਼ਰੀ ਭਰੀ ਹੈ ਮੈਂ ਮਾਫੀ ਮੰਗਦਾ ਜੋ ਜਿਹਦਾ ਜੀ ਕਰਦਾ ਸਮਾਗਮ ਕਰੋ ਕੋਈ ਸਾਨੂੰ ਇਤਰਾਜ਼ ਨਹੀਂ ਗੱਜ ਕੇ ਸੰਗਤ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜੋ ਹੁਕਮਨਾਮੇ ਸੁਣੀਏ ਗੁਰੂ ਜੀ ਜਾਣਗੇ ਫੇਰ ਚੱਲਦਾ ਪਾਵਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਸਾਨੂੰ ਰਲ ਮਿਲ ਬਹਿਣ ਦਾ ਸਮਾਂ ਦਿੱਤਾ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਬਾਕੀ ਭਾਈ ਜਦੋਂ ਮੱਥਾ ਟੇਕੋਗੇ ਨਾ ਜਿਹੜੇ ਰਹਿ ਗਏ ਮੱਥਾ ਟੇਕਣ ਬੰਨਿਓ ਪਰਸਾਂ ਦਾ ਮੋਬਾਈਲਾਂ ਗਹਿਣਿਆਂ ਦਾ ਖਿਆਲ ਰੱਖਿਓ ਵਿੱਚ ਮਾੜੀ ਨੀਅਤ ਵਾਲੇ ਬੰਦੇ ਵੀ ਆ ਜਾਂਦੇ ਗਹਿਣੇ ਆਪਣੇ ਸੰਭਾਲ ਕੇ ਰੱਖਿਓ ਆਓ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਪੜੋ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ ਗੁਰਤਾ ਪਾਇਆ ਸਹਿਬ ਸੇਤੀ ਮਨ ਦੀਆਂ ਵਾਤਾਂ ਰਾਗ ਤਨ ਪਰਵਾਰ ਪਰੀਆਂ ਸ਼ਬਦ ਦਾ ਵਡਿਆਈਆਂ ਸਤਿਗੁਰ ਤਾਂ ਗਾਵੋ ਹਰੀ ਤੇਰਾ ਮਨ ਦੀ ਵਸਾਇਆ ਇਹ ਨਾਮ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਾਨਵ ਤੇ ਆਪ ਸਦਾ ਰਹੋ ਹਰ ਨਾਲ ਰਹੋ ਸੁਮਨ ਮੇਰੇ ਦੂਤ ਸਭ ਵਿਸਾਰਨਾ ਵਿਸਾਰੋ ਗੱਜ ਕੇ ਤੇਰਾ ਸਭ ਸਵਾਰਨਾ ਸਮਨਾ ਗੱਲਾਂ ਸਮਰੱਥ ਸੁਆਮੀ ਕੋ ਕਿਉ ਮਨ ਹੋ ਸਾਰੇ ਆਹ ਨਾਮ ਮਾਨਵ ਤੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾਂ ਕਿਆ ਨਹੀਂ ਕਰਦੇ ਰੇ ਸੁਭਾਨ ਸਦਾ ਸਿਮਤ ਸਲਾ ਤੇਰੀ ਨਾਮ ਮਨ ਵਸਾ ਗਏ ਨਾਮ ਜਿਨ ਤੈ ਮਨ ਵਸਿਆ ਵਾਜੇ ਸ਼ਬਦ ਬਜੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਆਪਿਆ ਦਾਤਾ ਰੂਹ ਵਡਾਤ ਨਾ ਦਿਆ ਦਾਤ ਮੇਰਾ ਜਨ ਕੁਫਾ ਸਭ ਦੇਵਾਨ ਸਰ ਸਾਥ ਸੁਖ ਮਨ ਆਏ ਵਸਿਆ ਨੀ ਨੀਚਾ ਸਭ ਖੁਜਾਈਆਂ ਆਏ ਤਾਂ ਹੈ ਨਾਨਕ ਸੁਣ ਸਭ ਤੋਂ ਸ਼ਬਦ ਕਰ ਹੋਵੇ ਨਾਮ ਮੇਰਾ ਰਾਮ ਹੈ ਵਾਦੇ ਪੰਜ ਸ਼ਬਦ ਤੇ ਹਰ ਸੁਭਾਗ ਹੈ ਦਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਤੂੰ ਤੇ ਰਸ ਕੀਤੇ ਕਾਉ ਪੰਜ ਤਾਰਿਆ ਹੋ ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਹਰ ਨਾਨਕ ਤੈ ਸੋ ਆਦਿ ਕਰਿਆ ਨਾ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਦੇ ਜਾਣੀ ਗੁਰਦੇ ਸੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਵੰਦਨਾ ਗੁਰ ਜਨ ਲਾਗੇ ਵਾਜੇ ਹਰ ਕੋਈ ਸਰੂਪ बाकी रह न कोए जज के भाई राज करेगा खास आकी रह न कोए गुरु नाम जहाज है चढ़े से पार गज के गुरु नाम जहाज है ਜਹਾਜ ਹੈ ਜੜੇ ਸੋਕੇ ਪਾਰ ਹੋ ਸਰਬਾ ਕਰ ਸੇਵ ਦੇ ਜੁਗਾਰ ਪਾਰ ਮਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ प्रीतम जान ले हो मन माही अपने सुख स्यो ही जग फांदो को काहू को नाही प्रीतम जान ले हो ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠ ਤੋ ਰਹਿਤ ਚਾਹੂ ਦੇਸ ਕੇ ਰਹਿ ਵਿਪਤ ਪਰੀ ਸਭ ਹੀ ਸੰਗ ਛੱਡ ਤੂੰ ਕੋ ਨਾ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨੇ ਹੋ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾ ਸਿਓ ਨੇ ਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ